ਬਲਿਹਾਰੀ ਗੁਰ ਆਪਣ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਦ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਕਾਜ ਕੀ ਹੈ ਜੀ ਭੁੱਲੇ ਫਿਰਦੇ ਸੀ ਭਟਕਦੇ ਫਿਰਦੇ ਸੀ ਜਰਾ ਕ ਥਿਰ ਹੋ ਭਰੋਸਾ ਕਰ ਥਿਰ ਹੋ ਮਨ ਟਿਕਾ ਇੱਥੇ ਡੋਲਣਾ ਛੱਡ ਭਰੋਸਾ ਰੱਖ ਥਿਰ ਹੋ ਫਿਰ ਕੀ ਹੁੰਦਾ ਸਤਿਗੁਰ ਤੁਮਰੇ ਕਾਜ ਸੋ ਭਰੋਸਾ ਤੇ ਰੱਖ ਗੁਰੂ ਜੀ ਮਿਹਰ ਕਰ ਦਿੰਦੇ ਨੇ ਭੂਲੇ ਮਾਰਗ ਭੁੱਲੇ ਹੋਏ ਸੀ ਗੁਰੂ ਜੀ ਨੇ ਮਾਰਗ ਦੱਸਿਆ ਰਾਹ ਦੱਸਿਆ ਭੂਲੇ ਮਾਰਗ ਜਿਨ ਹੈ ਬਤਾਇਆ ਭੁੱਲੇ ਮਾਰਗ ਜਿਨ ਹੈ ਬਤਾਇਆ ਵਸਾ ਭਾਗੀ ਪਾਇਆ ਗੁਰੂ ਵਡ ਭਾਗੀ ਨਹੀਂ ਐਸਾ ਗੁਰ ਭਾਗੀ ਨਹੀਂ ਐਸਾ ਗੁਰ ਭਾਗੀ ਵੱਡਿਆਂ ਭਾਗਾ ਵਾਲਿਆਂ ਨੂੰ ਇਹੋ ਜਿਹਾ ਗੁਰੂ ਮਿਲ ਗਿਆ ਵੱਡ ਭਾਗੀ ਨਹੀਂ ਵੱਡ ਭਾਗੀ ਕਰਮਾਂ ਵਾਲੇ ਭਾਗਾ ਵਾਲਿਆਂ ਨੂੰ ਗੁਰੂ ਵੱਡ ਭਾਗੀ ਨਹੀਂ ਗੁਰੂ ਤੇ ਭਾਗ ਬਣਾਉਂਦਾ ਐਸਾ ਗੁਰ ਵੱਡ ਭਾਗੀ ਪਾ ਭਾਗੀ ਪਾਇਆ ਫੁੱਲੇ ਮਾਰਗ ਜਿਨ ਹੈ ਬਤਾਇਆ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਸਾਰੇ ਜਪੋ ਜੀ ਕੋਈ ਰਸਨਾ ਵਾਜੀ ਨਾ ਰਵੇ ਭਾਈ ਅਗਨੋ ਸਾਗਰ ਕੇ ਜੀ ਗੱਜ ਕੇ ਭੂਲੇ ਐਸਾ ਗੁਰ ਵੱਡ ਭਾਗੀ ਪਾਇਆ ਜੀ ਐਸਾ ਗੁਰ ਵੱਡ ਭਾਗੀ ਪਾਇਆ ਠਾਕੁਰ ਵੱਡ ਭਾਗੀ ਪਾਇਆ Bhagavad Gita ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ गुरु जी भोले मार्ग जिन्हें बताया भोले मार्ग जिन्हें बताया भोले मार्ग जिन्हें बताया भूले मार्ग जिन्हें बताया ऐसा गुरवट भागी पाया ऐसा गुरवट भागी पाया ऐसा गुरवट भागी पाया ऐसा गुरवट भागी पाया ਐਸਾ ਗੁਰ ਭਾਗੀ ਪਾਇਆ ਐਸਾ ਗੁਰ ਭਾਗੀ ਪਾਇਆ ਐਸਾ ਗੁਰ ਭਾਗੀ ਪਾਇਆ ਐਸਾ ਗੁਰ ਭਾਗੀ ਪਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਸਖਤ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭੁੱਲੇ ਮਾਰਗ ਜਿਨ ਹੈ ਬਤਾਇਆ ਭੁੱਲੇ ਮਾਰਗ ਜਿਨ ਹੈ ਬਤਾਇਆ ਭੂਲੇ ਮਾਰਗ ਜਿਨ ਹੈ ਬਤਾਇਆ ਭੂਲੇ ਮਾਰਗ ਜਿਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵੰਡ ਪਾਗੀ ਪਾਇਆ ਐਸਾ ਗੁਰ ਵਡ ਪਾਗੀ ਪਾਇਆ ਐਸਾ ਗੁਰ ਵਡ ਪਾਗੀ ਪਾਇਆ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਭਾਈ ਸਤਨਾਮ ਸਤਨਾਮ ਸਤਨਾਮ ਜੀ ਸਤਨਾਮ ਜਪੋ ਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ ਸਤਨਾਮ ਜਪੋ ਤੇ ਪਿਆਰੀਏ ਵਾਹਿਗੁਰੂ ਦਾ ਨਾਮ ਮਨੋ ਨਾਮ ਅਸੀਂ ਸਦਾ ਅਸੀਂ ਸਦਾ ਪੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਅੰਮ੍ਰਿਤ ਨਾਮ ਹਿਰਦੈ ਮਹਿਦੀ ਨੋ ਜਨਮ ਜਨਮ ਕੀ ਮੈਲ ਗਈ ਗੁਰਪੂਰੇ ਮੇਰੀ ਰਾਖ ਗੁਰ ਪੂਰੇ ਮੇਰੀ ਰਾਖ ਲਈ ਗੁਰ ਪੂਰੇ ਮੇਰੀ ਰਾਖ ਲਈ ਗੁਰ ਪੂਰੇ ਮੇਰੀ ਰਾਖ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਅਸੀਂ ਸਦਾ ਅਸੀਂ ਸਦਾ ਭੁੱਲਣ ਹਾਰ ਜੀ ਤੂੰ ਮੇਰੇ ਦਾਤਾ ਸਦਾ ਬਖਸ਼ਣ ਹਾਰ ਜੀ ਪੜੋ ਸੰਗਤ ਤੂੰ ਮੇਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਭੂਲੇ ਮਾਰ ਜਿਨ ਹੈ ਬਤਾਇਆ ਭੂਲੇ ਮਾਰਗ ਜਿਨ ਹੈ ਬਤਾਇਆ ਜੀ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਦਾ ਕਰਨ ਜੇ ਦੀਠਾ ਸਾਹਿਬ ਦਾ ਕਰਨ ਜੇ ਦੀਠਾ ਅੰਤਰ ਮਾਰੋ ਚਾਤੀ ਸਾਹਿਬ ਦਾ ਕਰਨ ਜੇ ਦੀਠਾ ਅੰਦਰ ਮਾਰੋ ਜਾਪਦੀ ਸਾਹਿਬ ਦਾ ਕਰ ਐ ਦੇਵੀ ਅੰਦਰ ਮਾਰੋ ਜਾਪਦੀ ਸਾਹਿਬ ਦਾ ਕਰ ਐ ਦੇਵੀ ਅੰਦਰ ਮਾਰੋ ਜਾਪਦੀ ਸਾਹਿਬ ਦਾ ਕਰ ਨੈ ਦੇਵੀ ਦਾ ਅੰਦਰ ਮਾਰੋ ਚਾਤੀ ਸਾਹਿਬ ਦਾ ਕਰ ਐ ਦੇਵੀ ਦਾ ਅੰਦਰ ਮਾਰੋ ਚਾਤੀ ਮਾਲਕ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ ਮਾਲਕ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ ਮਾਲਕ ਨੂੰ ਕੋਲ ਬਿਠਾ ਕੇ ਪੁੱਛਦਾ ਕਿਉਂ ਬਾਹਰ ਜਾ ਕੇ ਐਵੇਂ ਕਿਉਂ ਹੋਇਆ ਖਜਲ ਖਵਾ ਐਵੇਂ ਕਿਉਂ ਹੋਇਆ ਖਜਲ ਖਵਾ ਅੰਦਰ ਮਾਰੋ ਝੱਟ ਸਾਹਿਬ ਭਗਤ ਕਰ ਮੈਂ ਦੇ ਦੀਦਾ ਮਾਰੂ ਝਾਤੀ ਸਾਹਿਬ ਦਾ ਕਰ ਐ ਤੇਰੀ ਬਾਤ ਅੰਦਰ ਮਾਰੋ ਝਾਤੀ ਸਾਹਿਬ ਦਾ ਕਰ ਐ ਤੇਰੀ ਬਾਤ ਅੰਦਰ ਮਾਰੋ ਝਾਤੀ ਅਣੋ ਸਾਹਿਬ ਦਾ ਗੱਜ ਕੇ ਬਈ ਜੀ ਸਾਹਿਬ ਨਜ਼ਰ ਮਾਰੋ ਚਾਸੀ ਜਾ ਜਾ ਕੇ ਤੀਰਥ ਨਾਵੇ ਪੜ ਪੜ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇ ਪੜ ਪੜ ਕੇ ਮਾਨ ਵਧਾਵੇ ਜਾ ਜਾ ਕੇ ਤੀਰਥ ਨਾਵੇ ਪੜ ਪੜ ਕੇ ਮਾਨ ਵਧਾਵੇ ਐਵੇਂ ਨਾ ਥਾ ਥਾ ਟੱਕਰਾਵਾ ਐਵੇਂ ਨਾ ਥਾ ਥਾ ਟੱਕਰਾਵਾ ਅੰਦਰ ਮਾਰੋ ਚੱਕ ਸਾਹਿਬ ਦਾ ਕਰ ਲੈਂਦੇ ਦੀਦਾ ਅੰਦਰ ਮਾਰੋ ਚਾਤੀ ਸਾਹਿਬ ਦਾ ਕਰ ਲੈ ਲੈਂਦੇ ਦੀਦਾ ਅੰਦਰ ਮਾਰੋ ਚਾਤੀ ਸਾਹਿਬ ਸਾਥ ਸਰ ਲੈ ਕੇ ਜੀਵਾ ਅੰਦਰ ਪਾਰੋ ਤਾਤੀ ਸਾਹਿਬ ਦਾ ਕਰ ਮੈਂ ਜੇ ਜੀਵਾ ਅੰਦਰ ਪਾਰੋ ਤਾਤੀ ਸਾਹਿਬ ਦਾ ਕਰ ਮੈਂ ਜੇ ਜੀਵਾ ਅੰਦਰ ਪਾਰੋ ਤਾਤੀ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੰਨਾ ਸਮਾਂ ਸਾਨੂੰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣੋ ਸਮਝੋ ਕੋਸ਼ਿਸ਼ ਕਰੀਏ ਐਕਟਿਵ ਹੋ ਕੇ ਬੈਠੀਏ ਸਿੱਧੇ ਹੋ ਕੇ ਬੈਠੀਏ ਆਪਣੇ ਆਪ ਨੂੰ ਹਾਜ਼ਰ ਰੱਖੀਏ ਗੈਰ ਹਾਜ਼ਰ ਹਾਜ਼ਰ ਹਾਜ਼ਰ ਗੈਰ ਹਾਜ਼ਰ ਜਿਹੜੇ ਬੰਦੇ ਦਾ ਧਿਆਨ ਕਿਤੇ ਹੋਰ ਚਲਿਆ ਜਾਂਦਾ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਜਾਂਦਾ ਹੈ ਤੇ ਜਿਹੜਾ ਕਿਤੇ ਦੇਸ਼ ਵਿਦੇਸ਼ ਵਿੱਚ ਬੈਠਾ ਹੋਵੇ ਨੈਟ ਤੇ ਸੁਣਦਾ ਹੋਵੇ ਉਹਦੇ ਮਨ 'ਚ ਹੁੰਦਾ ਕਾਸ਼ ਕਿਤੇ ਮੈਂ ਵੀ ਵਿੱਚ ਬੈਠਾ ਹੁੰਦਾ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦਾ ਹੈ ਕਿਉਂਕਿ ਹਾਜ਼ਰੀ ਤਨ ਦੀ ਨਹੀਂ ਲੱਗਦੀ ਹਾਜ਼ਰੀ ਮਨ ਦੀ ਲੱਗਦੀ ਹੈ ਤੇ ਬਦਲਣਾ ਤਨ ਨੇ ਨਹੀਂ ਬਦਲਣਾ ਮਨ ਨੇ ਹੈ ਹੱਥ ਪੈਰ ਨਹੀਂ ਬਦਲਣੇ ਮਨ ਬਦਲ ਜਾਣਾ ਜਿਹਦਾ ਮਨ ਬਦਲ ਗਿਆ ਦਸਤਾਰ ਤੇ ਫੇਰੀ ਉਹਨੇ ਬੰਨਣੀ ਹੈ ਨਾ ਮਨ ਪਹਿਲਾਂ ਬਦਲੇ ਦਸਤਾਰ ਤੇ ਤਨ ਉੱਤੇ ਤੇ ਦਸਤਾਰ ਆਪੇ ਹੀ ਬੰਨ ਲਾਂਗੇ ਫਿਰ ਗਾਤਰਾ ਵੀ ਪੈ ਜਾਣਾ ਸ੍ਰੀ ਸਾਹਿਬ ਵੀ ਪਾ ਲਾਂਗੇ ਕਕਾਰ ਵੀ ਪੈ ਜਾਣਗੇ ਬਾ ਜਦੋਂ ਮਨ ਬਦਲ ਗਿਆ ਸਭ ਕੁਝ ਹੀ ਬਦਲ ਜਾਂਦਾ ਭਾਈ ਲੋੜ ਮਨ ਨੂੰ ਕਮਾਉਣ ਦੀ ਹੈ ਮਨ ਬਦਲਾਉਣ ਦੀ ਹੈ ਮਨ ਫੇਰਨ ਦੀ ਲੋੜ ਹੈ ਇਸੇ ਕਰਕੇ ਬੇਨਤੀ ਕਰੀ ਦੀ ਮਾਲਕਾ ਮੇਰ ਕਰ ਮੇਰਾ ਮੂੰਹ ਆਪਣੇ ਕੰਨੀ ਨੂੰ ਕਰ ਲੈ ਹਉ ਵਾਰੀ ਮੁਖ ਫੇਰ ਪਿਆ ਇਹ ਨਹੀਂ ਵੀ ਤੂੰ ਪਰਾਂ ਨੂੰ ਮੂੰਹ ਕੀਤਾ ਰੱਬ ਪਰੇ ਮੂੰਹ ਕਰਦਾ ਹੀ ਨਹੀਂ ਪਰਮਾਤਮਾ ਪਰੇ ਮੂੰਹ ਥੋੜਾ ਕਰਦਾ ਇੱਥੇ ਥੋੜਾ ਕਿ ਵੀ ਰੱਬਾ ਤੂੰ ਮੇਰੇ ਕੰਨੀ ਮੂੰਹ ਕਰ ਇੱਥੇ ਕਿਹਾ ਵੀ ਮੈਨੂੰ ਆਪਣੇ ਕੰਨੀ ਨੂੰ ਫੇਰ ਲੈ ਮੈਂ ਪਰੇ ਨੂੰ ਮੂੰਹ ਕਰੀ ਫਿਰਦਾ ਮੇਰੇ ਤੇ ਕਿਰਪਾ ਕਰ ਜਦੋਂ ਮੈਂ ਪਰੇ ਨੂੰ ਮੂੰਹ ਕਰ ਲਿਆ ਤੇਰੇ ਵਾਲੇ ਪਾਸੇ ਤੇ ਫਿਰ ਕੰਡ ਹੋ ਗਈ ਮੇਰੀ ਤੇਰਾ ਮੂੰਹ ਪਰਾਂ ਨੂੰ ਹੋ ਗਿਆ ਆਪੇ ਹੀ ਹੋ ਗਿਆ ਜਦੋਂ ਮੈਂ ਹੀ ਐ ਇਹਨੂੰ ਹੋ ਗਿਆ ਜਦੋਂ ਮੈਂ ਹੁਣ ਇੱਧਰ ਨੂੰ ਮੂੰਹ ਕਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਵੱਲ ਤੇ ਮੇਰੀ ਆਪੇ ਹੀ ਪਿੱਠ ਹੋ ਗਈ ਨਾ ਫਿਰ ਮਿਹਰ ਕਰ ਮੇਰੇ ਤੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਮਾਲਕ ਨਹੀਂ ਮਾਰਦਾ ਇਹ ਮੇਰੀ ਕੋਈ ਗਲਤੀ ਕਰਕੇ ਮੈਂ ਐ ਨੂੰ ਹੋ ਗਿਆ ਹਉ ਵਾਰੀ ਮੁਖ ਫੇਰ ਪਿਆਰੇ ਸਾਡੇ ਤੇ ਕਿਰਪਾ ਕਰ ਕਰਵਟ ਦੇ ਮੋਕੋ ਕਾਹੇ ਕੋ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਆਰੇ ਨਾਲ ਚੀਰਦੇ ਭਾਵੇਂ ਪਰ ਪਰੇ ਨੂੰ ਮੂੰਹ ਨਾ ਹੋਵੇ ਤੂੰ ਪਰੇ ਨਾ ਹੋਵੇਂ ਬਸ ਆਰੇ ਨਾਲ ਚੀਰ ਦੇ ਆਰਾ ਵੀ ਚੰਗਾ ਏ ਤੂੰ ਪਹਿਰੇਦਾਰ ਵੀਰਾਂ ਨੂੰ ਬੇਨਤੀ ਏ ਸੰਗਤ ਨੂੰ ਬੇਨਤੀ ਏ ਵੀ ਜਿਹੜੇ ਆ ਰਹੇ ਹੋ ਰਾਹ ਵਿੱਚ ਹੀ ਬੈਠੀ ਜਾਓ ਚੌਂਕੜੇ ਮਾਰ-ਮਾਰ ਕੇ ਇੱਥੇ ਹੀ ਬਹਿ ਜਾਓ ਭਾਈ ਰਾਹ ਵਿੱਚ ਹੀ ਰਸਤਾ ਜਦੋਂ ਪੰਜ ਪਿਆਰੇ ਆਉਣਗੇ ਫਿਰ ਆਪਾਂ ਬੇਨਤੀ ਕਰਕੇ ਉਦੋਂ ਰਾਹ ਜਿਹੜਾ ਖੁਲਾ ਲਾਂਗੇ ਪਰ ਰਾਹ ਜਿਹੜਾ ਜਿੱਥੇ ਵੀ ਕੋਈ ਬੈਠ ਸਕਦਾ ਬਸ ਬਹਿ ਜਾਓ ਪਹਿਰੇਦਾਰ ਵੀਰ ਸਾਰੇ ਬਹਿ ਜਾਣ ਭੈਣਾ ਸਾਰੀਆਂ ਬਹਿ ਜਾਓ ਕੋਈ ਉੱਠ ਉੱਠ ਕੇ ਹੁਣ ਅੱਗੇ ਨਾ ਆਵੇ ਬਈ ਭੈਣਾਂ ਨਾਲੋਂ ਬੀਬੀਆਂ ਨਾਲੋਂ ਸਿੰਘਾਂ ਦੀ ਗਿਣਤੀ ਜ਼ਿਆਦਾ ਹੈ ਪਹਿਲੇ ਮੈਂ ਪਹਿਲੇ ਵੇਖਦੇ ਰਹੇ ਆ ਅੱਜ ਤੋਂ ਪਿਛਲੇ 18 ਸਾਲ ਹੋ ਗਏ ਕੀਰਤਨ ਕਰਦੇ ਆ ਪਿਛਲੇ 3 ਸਾਲ ਤੋਂ ਮੈਂ ਵੇਖਿਆ ਗਿਣਤੀ ਸਿੰਘਾਂ ਦੀ ਜ਼ਿਆਦਾ ਹੁੰਦੀ ਹੈ ਭੈਣਾਂ ਨਾਲੋਂ ਨਹੀਂ ਤੇ ਆਮ ਦੀਵਾਨਾਂ 'ਚ ਪਹਿਲਾਂ ਵੇਖਦੇ ਸੀ ਬੀਬੀਆਂ ਵਾਲੇ ਪਾਸੇ ਜ਼ਿਆਦਾ ਸੰਗਤ ਹੁੰਦੀ ਸੀ ਜ਼ਿਆਦਾ ਗਿਣਤੀ ਸੀ ਸਿੰਘਾਂ ਦੀ ਘੱਟ ਹੁਣ ਸਿੰਘਾਂ ਦੀ ਗਿਣਤੀ ਜ਼ਿਆਦਾ ਹੁੰਦੀ ਉਦੋਂ ਵਧੀਆ ਗੱਲ ਇਹ ਹੈ ਕਿ ਜੇ ਇੱਥੇ ਇਸ ਪੰਡਾਲ ਦੇ ਵਿੱਚ 20000 ਨੌਜਵਾਨ ਬੈਠਾ ਹੋਏਗਾ 20000 ਸਿੰਘ ਬੈਠਾ ਹੋਏਗਾ ਭਾਵ ਭਾਈ ਬੈਠੇ ਆ 20000 ਤੇ 20000 ਦੇ ਵਿੱਚੋਂ 15000 ਨੌਜਵਾਨ ਹੋਏ ਇਹ ਬੜੀ ਚੰਗੀ ਗੱਲ ਹੈ ਕਿਉਂਕਿ ਜੇ ਸਾਡੇ ਨੌਜਵਾਨ ਗੁਰਬਾਣੀ ਨੂੰ ਸੁਣਨਗੇ ਤੇ ਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਪਿਉਂਦ ਕਰ ਦੇਣਾ ਤੇ ਸਤਿਗੁਰੂ ਨੇ ਜਦੋਂ ਪਿਉਂਦ ਕਰ ਦੇਣਾ ਫਿਰ ਤੁਹਾਨੂੰ ਪਤਾ ਹੀ ਹੈ ਜਿਹੜੀ ਦੇਸੀ 베ਰੀ ਹੁੰਦੀ ਆ ਆਪਣੇ ਉਹ ਦੇਸੀ 베ਰੀ ਦੇ ਬੇਰ ਜਿਹੜੇ ਆ ਗੋਲ-ਗੋਲ ਹੁੰਦੇ ਆ ਤੇ ਜਦੋਂ ਉਹਨੂੰ ਪਿਉਂਦ ਕਰ ਦੋ ਉਹ ਉੱਪਰ ਜਾ ਕੇ ਫਿਰ ਵੇਖੋ ਫਿਰ ਜਦੋਂ ਪੇਂਦ ਪਿਉਂਦ ਕਰ ਦਈਏ ਫਿਰ ਪਿਉਂ ਪਿੰਦੀ ਬੇਰ ਕਹਿੰਦੇ ਨਾ ਆਪਾਂ ਜਿਹੜੇ ਮਿਲਦੇ ਬਾਜ਼ਾਰਾਂ ਚੋਂ ਇਹ ਪਿਉਂਦ ਕਰਦੀ ਏ ਜਦੋਂ ਉਹ ਬਦਲ ਜਾਂਦਾ ਸਾਰਾ ਕੁਝ ਇਸੇ ਤਰ੍ਹਾਂ ਭਾਈ ਜੰਮੇ ਤੇ ਮਾਂ ਪਿਓ ਦਈਆਂ ਮਾਂ ਪਿਓ ਆਪਣੇ ਦੇ ਮਾਂ ਪਿਓ ਤੋਂ ਹੀ ਰਕਤ ਬਿੰਦ ਕਾ ਰਕਤ ਬੁੰਦ ਕਾ ਗਾਰਾ ਇਹ ਜਿਹੜਾ ਸਰੀਰ ਹੈ ਗਾਰਾ ਹੈ ਜਿਹੜਾ ਇਹ ਰਕਤ ਬੁੰਦ ਤੋਂ ਬਣਿਆ ਹੈ ਰਕਤ ਬਿੰਦ ਕਹਿ ਲੋ ਮਾਂ ਪਿਓ ਦੇ ਰਕਤ ਬਿੰਦ ਤੋਂ ਆ ਗਾਰਾ ਸਰੀਰ ਬਣਿਆ ਸਾਡਾ ਸਰੀਰ ਤੇ ਜੰਮਿਆ ਕਿਸੇ ਹੋਰ ਦਾ ਹੈ ਪਰ ਅੰਦਰ ਵਿਚਾਰ ਹੋਰ ਹੀ ਜੰਮ ਪੈਂਦੇ ਐ ਬਾ ਜਿਹਦੇ ਵਿਚਾਰ ਅੰਦਰ ਆ ਗਏ ਅਗਲੇ ਨੇ ਪਿਉਂਦ ਕਰਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਪਿਉਂਦ ਕਰਤਾ ਵੀ ਸਰੀਰ ਹੈ ਨਾ ਪਿਉਂਦ ਕਰਤਾ ਪਿਉਂਦ ਹੋ ਗਿਆ ਨਾ ਬੰਦਾ ਇਸੇ ਤਰ੍ਹਾਂ ਭਾਈ ਧਿਆਨ ਨਾਲ ਸੁਣਿਓ ਨੌਜਵਾਨ ਵੀਰੋ ਧਿਆਨ ਨਾਲ ਪਕੜਿਓ ਗੱਲ ਇਸੇ ਤਰ੍ਹਾਂ ਆਪਾਂ ਕਈ ਬੰਦਿਆਂ ਨੂੰ ਵੇਖੋਗੇ ਤੁਸੀਂ ਵੀ ਜੰਮਿਆ ਮਾਂ ਪਿਓ ਦਾ ਪਰ ਗਾਉਣ ਵਾਲੇ ਨੇ ਪਿਉਂਦ ਕਰਤਾ ਫੈਨ ਹੋ ਗਿਆ ਉਹਦਾ ਉਹੇ ਜੇ ਕੱਪੜੇ ਪਾ ਲੇ ਉਹੇ ਜੇ ਵਾਲ ਬਣਾ ਲੇ ਉਹੋ ਜੀ ਗੱਲਾਂ ਕਰਦਾ ਹੈ ਉਹੀ ਗੱਲਾਂ ਜੀਆਂ ਕਰੀ ਜਾਂਦਾ ਹਰ ਵੇਲੇ ਵੀ ਜੰਮਿਆ ਮਾਂ ਪਿਓ ਦਾ ਸੀ ਵੇਖੋ ਵੀ ਪਿਉਂਦ ਕਰਤਾ ਬਸ ਜਿਨੇ ਪਿਉਂਦ ਕਰਤਾ ਸਮਝ ਲਓ ਅਗਲੇ ਨੇ ਆਪਣੇ ਲੇਖੇ ਲਾ ਲਿਆ ਅਗਲੇ ਦਾ ਹੀ ਹੋ ਗਿਆ ਜ਼ਿੰਦਗੀ ਕਿਹੜਾ ਰੋਜ਼-ਰੋਜ਼ ਮਿਲਦੀ ਹੈ ਭਾਈ ਉਹ 베ਰੀ ਤੇ ਇੱਕ ਵਾਰੀ ਹੋਈ ਹੈ ਨਾ ਹੁਣ ਇਹ ਥੋੜਾ ਦੁਬਾਰਾ ਉੱਗ ਪੈਣੀ ਉਹ ਤੇ ਇੱਕ ਵਾਰੀ ਹੋਈ ਹੈ ਬਸ ਜਿਨੇ ਪੇਂਦ ਕਰਤਾ ਕਰਤਾ ਬਸ ਜਿਨੇ ਆਪਣੀ ਪਿਉਂਦ ਚਾੜਤੀ ਚਾੜਤੀ ਹੁਣ ਫਰੈਸ਼ ਹੈ ਜੀ ਆ ਮਾਈਂਡ ਸਾਡਾ ਇਹ ਫੱਟੀ ਸਲੇਟ ਜਿਹੜੀ ਹੈ ਇਹਨੂੰ ਸਿੱਧੀ ਰੱਖਿਓ ਸਾਫ਼ ਹੈ ਹੁਣ ਇਹਦੇ ਤੇ ਮਰਜ਼ੀ ਹੈ ਕੀ ਲਿਖੇਗਾ ਹੁਣ ਕੀ ਲਿਖੇਗਾ ਇਹ ਮਰਜ਼ੀ ਹੈ ਤਾਂ ਕਰਕੇ ਹੁਣ ਗੁਰੂ ਸਾਹਿਬ ਜੀ ਸਾਨੂੰ ਪਿਉਂਦ ਕਰ ਦਿੰਦੇ ਐ ਤੇ ਜਦੋਂ ਆਪਾਂ ਗੁਰਬਾਣੀ ਸੁਣੀ ਜਾਂਦੇ ਆ ਸੁਣੀ ਜਾਂਦੇ ਆ ਸੁਣੀ ਜਾਂਦੇ ਆ ਜੰਮਿਆ ਮਾਂ ਪਿਓ ਦਾ ਹੁੰਦਾ ਐ ਪਰ ਨਾਦੀ ਪੁੱਤ ਗੁਰੂ ਗੋਬਿੰਦ ਸਿੰਘ ਦਾ ਬਣ ਜਾਂਦਾ ਆਖੋ ਸਤਨਾਮ ਸੁਣੋ ਬਿੰਦ ਤੋਂ ਪੈਦਾ ਹੋਇਆ ਬਿੰਦੀ ਪੁੱਤਰ ਹੈ ਜਿਹੜਾ ਸਰੀਰ ਤੋਂ ਪੈਦਾ ਹੋਵੇ ਉਹਨੂੰ ਕਹਿੰਦੇ ਆ ਜੀ ਬਿੰਦੀ ਪੁੱਤ ਤੇ ਜਿਹੜਾ ਨਾਦ ਤੋਂ ਪੈਦਾ ਹੋਵੇ ਨਾਦ ਕੀ ਹੈ ਵਿਚਾਰ ਸ਼ਬਦ ਜਿਹੜਾ ਵਿਚਾਰ ਸੁਣ ਕੇ ਬਦਲ ਜਾਂਦਾ ਉਹਨੂੰ ਨਾਦੀ ਪੁੱਤ ਕਹਿੰਦੇ ਐ ਆਪਾਂ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤ ਬਣਨਾ ਹੈ ਨਾਦੀ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਲੈਣਾ ਨਾਦੀ ਪੁੱਤ ਹੈ ਬਿੰਦੀ ਪੁੱਤ ਕੌਣ ਨੇ ਸ਼੍ਰੀ ਚੰਦ ਹੋਣੀ ਆਪਾਂ ਨਾਦੀ ਪੁੱਤ ਬਣਨਾ ਹੈ ਨਾਦ ਤੋਂ ਪੈਦਾ ਹੋਣਾ ਹੈ ਜੋ ਸੁਣਦੇ ਆ ਸਮਝਦੇ ਆ ਬਸ ਐਦਾਂ ਹੀ ਅਗਲਾ ਵੇਖਦਾ ਹੀ ਰਹਿ ਜੇ ਮਾਪਿਓ ਵੀ ਵੇਖਦੇ ਹੀ ਰਹਿ ਜਾਂਦੇ ਆ ਜੀ ਕਈ ਵਾਰੀ ਮੇਰੇ ਉਹ ਵੀਰੋ ਕਈ ਕਈਆਂ ਦੇ ਜਿਹੜੇ ਮਾਪਿਓ ਨੇ ਉਹ ਤੇ ਐਂ ਸੋਚੀ ਜਾਂਦੇ ਐ ਵੀ ਅਸੀਂ ਤੇ ਨਿਆਣਾ ਹੀ ਜੰਮਿਆ ਸੀ ਬੱਚਾ ਹੀ ਬੱਚਿਆਂ ਵਰਗਾ ਬੱਚਾ ਹੀ ਸੀ ਆ ਇਹਦੇ ਚ ਇੰਨਾ ਕੁਝ ਕਿੱਥੋਂ ਆ ਗਿਆ ਆਖੋ ਸਤਨਾਮ ਵਾਹਿਗੁਰੂ ਆ ਕਿੱਥੋਂ ਆ ਗਿਆ ਇਹਦੇ ਚ ਇੰਨਾ ਕੁਝ ਇਹਦੇ ਗੱਲਾਂ ਹੀ ਹੋਰ ਕਰਦਾ ਇਹਦੇ ਚ ਕੌਣ ਇਹਦੇ ਚ ਕਿਹੜਾ ਪ੍ਰਵੇਸ਼ ਕਰ ਗਿਆ ਹੋਰ ਭੂਤ ਪ੍ਰੇਤ ਨਹੀਂ ਵੜਦੇ ਫਿਰ ਐ ਲੱਗਦਾ ਵੀ ਇਹਦੇ ਚੋਂ ਬਾਜਾਂ ਵਾਲਾ ਬੋਲ ਆ ਆ ਦ੍ਰਿੜਤਾ ਜਿਹੜੀ ਹੈ ਆ ਦ੍ਰਿੜਤਾ ਜਿਹੜੀ ਹੈ ਕਦੇ ਦੀਪ ਸਿੰਘ 'ਚ ਹੋਣੀ ਹੈ ਆ ਬੋਲਦਾ ਗੁਰੂ ਨਾਨਕ ਐਦਾਂ ਲੱਗਦਾ ਫਿਰ ਭਾਵ ਪਿਉਂਦ ਕਰਤੇ ਜਿਹੜੇ ਵਿਚਾਰ ਹੀ ਨੇ ਗੁਰੂ ਨਾਨਕ ਦੇ ਤੇ ਉਹ ਉਹ ਟੈਕਨੀਕ ਅੱਜ ਵੀ ਸਾਡੇ ਕੋਲ ਹੈ ਆ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਹੀ ਵਿਚਾਰ ਨੇ ਸਾਰੇ ਗੁਰੂ ਨਾਨਕ ਜੀ ਦੇ ਵਿਚਾਰ ਸਾਡੇ ਕੋਲ ਨੇ ਤੇ ਹੁਣ ਜਰਾ ਕਿ ਮੈਨੂੰ ਜਵਾਬ ਦਿਓ ਜੀ ਆਪਾਂ ਆਪਾਂ ਆਪਾਂ ਗਿਆਨ ਨੂੰ ਗੁਰੂ ਮੰਨਦੇ ਆ ਨਾ ਕਿ ਦੇਹ ਨੂੰ ਗੁਰੂ ਮੰਨਦੇ ਆ ਬੋਲਿਓ ਜਰਾ ਸਿੱਖ ਧਰਮ ਗਿਆਨ ਨੂੰ ਗੁਰੂ ਮੰਨਦਾ ਕਿ ਦੇਹ ਨੂੰ ਬੋਲੋ ਸਿੱਖ ਧਰਮ ਵਿੱਚ ਦੇਹ ਦੇਹ ਦੀ ਪੂਜਾ ਹੈ ਕਿ ਨਹੀਂ ਹੈ ਨਹੀਂ ਹੈ ਦੇਹ ਦੀ ਪੂਜਾ ਹੀ ਨਹੀਂ ਇੱਥੇ ਗਿਆਨ ਦੀ ਪੂਜਾ ਹੈ ਦੇਹਾਂ ਦਾ ਤੇ ਸਿਸਟਮ ਇਹ ਹੈ ਕਿ ਦੇਹ ਨਾਲ ਜਦੋਂ ਬੰਦਿਆ ਜੁੜਿਆ ਹੁੰਦਾ ਹੈ ਦੇਹ ਮਰ ਜਾਂਦੀ ਹੈ ਬੰਦਾ ਰੋਂਦਾ ਰਹਿੰਦਾ ਫਿਰ ਹੋਰ ਦੇਹ ਭਾਲਦਾ ਹੋਰ ਦੇਹ ਤੋਂ ਸਹਾਰਾ ਜਾਂ ਮਿਲਦਾ ਫਿਰ ਉਹ ਮਰ ਜਾਂਦੀ ਫਿਰ ਰੋਂਦਾ ਰਹਿੰਦਾ ਜਦੋਂ ਤੱਕ ਗੱਲ ਸਮਝ ਆਉਂਦੀ ਉਹਨੇ ਨੂੰ ਆਪਣੀ ਦੇਹ ਮਰ ਜਾਂਦੀ ਹੈ ਜੁੜਨਾ ਵਿਚਾਰਾਂ ਨਾਲ ਹੈ ਜਰਾ ਕਿਦਾਂ ਦੱਸਿਓ ਜੀ ਜਦੋਂ ਆਪਾਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਆ ਟੀਚਰ ਦੀ ਦੇਹ ਨਾਲ ਜੁੜਨਾ ਹੈ ਕਿ ਗਿਆਨ ਨਾਲ ਜੁੜਨਾ ਹੈ ਐਜੂਕੇਸ਼ਨ ਨਾਲ ਜੁੜਨਾ ਹੈ ਦੇਹ ਨਾਲ ਇੱਕ ਹੋਰ ਜਵਾਬ ਦੇ ਦਿਓ ਜਿਹੜਾ ਬੰਦਾ ਟੀਚਰ ਦੀ ਫੋਟੋ ਘਰ ਵਿੱਚ ਨਾ ਲਾਵੇ ਡਰਾਇੰਗ ਰੂਮ 'ਚ ਨਾ ਲਾਵੇ ਬੈੱਡਰੂਮ 'ਚ ਨਾ ਲਾਵੇ ਕੀ ਉਹ ਡਾਕਟਰ ਬਣ ਨਹੀਂ ਸਕਦਾ ਪੜ੍ਹਾਈ ਕਰੇ ਫੋਟੋ ਨਾ ਲਾਵੇ ਦੱਸਿਓ ਡਾਕਟਰ ਬਣ ਸਕਦਾ ਕਿ ਨਹੀਂ ਬਣ ਸਕਦਾ ਬਣ ਸਕਦਾ ਹੈ ਅੱਛਾ ਜੇ ਫੋਟੋ ਲਾ ਲਵੇ ਪੜ੍ਹਾਈ ਕਰੇ ਨਾ ਫਿਰ ਡਾਕਟਰ ਬਣ ਜੂ ਅਸੀਂ ਤਾਂ ਹੀ ਨਹੀਂ ਸਿੱਖ ਬਣੇ ਆਖੋ ਸਤਨਾਮ ਵਾਹ ਹੁਣ ਸਮਝ ਆ ਗਈ ਗੱਲ ਸਾਡਾ ਹਾਲ ਆ ਅਸੀਂ ਪੜ੍ਹਾਈ ਨਹੀਂ ਕੀਤੀ ਅਸੀਂ ਫੋਟੋ ਪੂਜੀ ਅਸੀਂ ਸੋਚਿਆ ਵੀ ਬਾਬਾ ਬਸ ਐਂ ਕਿਰਪਾ ਕਰ ਦੇ ਅਸਲ 'ਚ ਐਜੂਕੇਸ਼ਨ ਹੈ ਇੱਥੇ ਗੱਲ ਤੇ ਪੜ੍ਹਾਈ ਦੀ ਹੈ ਭਾਈ ਅਸੀਂ ਪੜ੍ਹਾਈ ਨਹੀਂ ਕੀਤੀ ਅਸੀਂ ਗੌਰ ਹੀ ਨਹੀਂ ਕੀਤੀ ਵੀ ਪੜ੍ਹਨਾ ਸੀ ਭਾਈ ਸਕੂਲ ਜਾ ਕੇ ਅੱਛਾ ਜੀ ਹੁਣ ਆਪਾਂ ਆਮ ਹੀ ਵੇਖਦੇ ਆਂ ਵੀ ਗੁਰਦੁਆਰੇ ਜਾਇਆ ਏ ਐਦਾਂ ਕਰਦੇ ਆ ਨਾ ਜੀ ਗੁਰਦੁਆਰੇ ਜਾਏ ਭਾਈ ਹਾਂਜੀ ਜਾਏ ਦਰਸ਼ਨ ਹੋ ਗਏ ਭਾਈ ਮੈਂ ਜਿਵੇਂ ਅੱਜ ਮੈਨੂੰ ਇੱਕ ਮਾਤਾ ਮਿਲੀ ਸੀ ਸਾਡੇ ਉੱਥੇ ਆਏ ਪਰਮੇਸ਼ਰ ਦਾ ਮੈਨੂੰ ਕਹਿੰਦੀ ਮੇਰੇ ਮਨ 'ਚ ਹੈ ਸੀ ਵੀ ਜਦੋਂ ਵੀ ਮੈਂ ਇੰਡੀਆ ਗਈ ਨਾ ਇੰਗਲੈਂਡ ਤੋਂ ਸੀ ਵੀ ਜਦੋਂ ਵੀ ਮੈਂ ਇੰਡੀਆ ਗਈ ਮੈਂ ਗੁਰਦੁਆਰੇ ਜਾ ਕੇ ਆਉਣਾ ਗੁਰਦੁਆਰੇ ਮੈਂ ਜਾ ਕੇ ਆਉਂ ਇਹ ਜਿੱਥੇ ਰਹਿੰਦੇ ਨੇ ਚਲੋ ਪ੍ਰੇਮ ਜੀ ਚਲੋ ਸੁਣਦੇ ਨੇ ਦੁਆਰ ਹੁਣ ਗੁਰਦੁਆਰੇ ਜਾ ਆਉਣਾ ਹੈ ਗੁਰਦੁਆਰਾ ਗੁਰੂ ਦਾ ਦੁਆਰਾ ਪਰ ਗਿਆ ਅਸੀਂ ਮੰਨਦੇ ਕਿੰਨੂ ਆ ਜੀ ਗੁਰੂ ਸ਼ਬਦ ਨੂੰ ਗੁਰੂ ਕੀ ਹੈ ਸ਼ਬਦ ਗਿਆਨ ਜੇ ਕੱਲਾ ਬਿਲਡਿੰਗ ਤੱਕ ਪਹੁੰਚਿਆ ਹੈ ਨਾ ਬਿਲਡਿੰਗ ਗੁਰਦੁਆਰੇ ਦੀ ਬਿਲਡਿੰਗ ਤੱਕ ਪਹੁੰਚਿਆ ਹੈ ਫਿਰ ਮਾਫ ਕਰਨਾ ਗੁਰੂ ਤੱਕ ਨਹੀਂ ਪਹੁੰਚਿਆ ਜਦੋਂ ਸ਼ਬਦ ਦੀ ਵਿਚਾਰ ਸੁਣਦਾ ਉਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਂ ਫਿਰ ਤੁਸੀਂ ਬਿਲਡਿੰਗਾਂ ਨੂੰ ਗੁਰੂ ਮੰਨੋ ਜਾਂ ਫਿਰ ਇਹ ਕਹੋ ਵੀ ਅਸੀਂ ਬਿਲਡਿੰਗ ਨੂੰ ਗੁਰੂ ਮੰਨਦੇ ਆ ਨਹੀਂ ਮੰਨਦੇ ਆ ਗਿਆਨ ਨੂੰ ਆ ਜਿੰਨਾ ਚਿਰ ਹੁਣ ਮੰਨ ਲਓ ਗੁਰਦੁਆਰਾ ਬਣਦਾ ਹੁੰਦਾ ਵਿੱਚ ਹੀ ਜੁੱਤੀਆਂ ਲੈ ਕੇ ਤੁਰੇ ਫਿਰਦੇ ਆ ਵਿੱਚ ਹੀ ਛੱਤ ਤੇ ਚੜੇ ਫਿਰਦੇ ਆ ਜਿੱਦਣ ਪ੍ਰਕਾਸ਼ ਹੋ ਜਾਂਦਾ ਪੂਜਣ ਯੋਗ ਤੇ ਜਗ੍ਹਾ ਉਦੋਂ ਹੀ ਬਣਦੀ ਹੈ ਨਾ ਉਦੋਂ ਹੀ ਪੂਜਣ ਯੋਗ ਉਦੋਂ ਪਹਿਲਾਂ ਅਸੀਂ ਕਿੱਥੇ ਮੱਥੇ ਟੇਕਦੇ ਆ ਬਈ ਬਿਲਡਿੰਗ ਹੈ ਬਸ ਇੱਕ ਤੇ ਜਦੋਂ ਪੁਰਾਣਾ ਗੁਰਦੁਆਰਾ ਪੁਰਾਣੇ ਗੁਰਦੁਆਰੇ ਚੋਂ ਨਵੇਂ ਗੁਰਦੁਆਰੇ ਪ੍ਰਕਾਸ਼ ਕਰ ਦਿੰਨੇ ਆ ਫੇਰ ਕੀ ਕਹਿੰਦੇ ਆ ਵੀ ਪੁਰਾਣੀ ਬਿਲਡਿੰਗ ਹੁਣ ਢਾ ਦਿਓ ਹੁਣ ਨਵੇਂ ਵਿੱਚ ਕਿਉਂਕਿ ਸਤਕਾਰ ਹੈ ਜਿਹੜਾ ਉਹ ਗਿਆਨ ਦਾ ਹੈ ਪੁਜਾਰੀ ਅਸੀਂ ਗਿਆਨ ਦੇ ਆ ਮੱਥਾ ਅਸੀਂ ਗਿਆਨ ਨੂੰ ਟੇਕਦੇ ਆ ਤੇ ਅਸੀਂ ਜਦੋਂ ਗਿਆਨ ਲੈਨੇ ਆ ਉਦੋਂ ਹੀ ਸਾਨੂੰ ਗੁਰੂ ਮਿਲਦਾ ਹੈ ਜਦੋਂ ਜਦੋਂ ਸਾਡੀ ਸੁਰਤ ਤੱਕ ਗਿਆਨ ਪਹੁੰਚਦਾ ਹੈ ਸਮਝ ਲਓ ਹੁਣ ਗੁਰੂ ਸਾਡੀ ਸੁਰਤ ਤੱਕ ਪਹੁੰਚਿਆ ਸਮਝ ਲੈਣੀ ਅਕਲ ਲੈਣੀ ਅਸਲ ਵਿੱਚ ਗੁਰੂ ਜੀ ਨੂੰ ਮਿਲਣਾ ਇਹੋ ਹੀ ਹੈ ਕਿ ਗੁਰੂ ਜੀ ਦਾ ਗਿਆਨ ਮਿਲ ਗਿਆ ਤੇ ਬਸ ਜਿਵੇਂ ਆਪਾਂ ਪਰਸੋਂ ਵੀ ਗੱਲ ਕੀਤੀ ਸੀ ਵੀ ਕੋਈ ਕੋਈ ਹੈ ਜਿਹਨੂੰ ਦਵਾਈ ਲੱਗ ਜਾਂਦੀ ਹੈ ਦਵਾਈ ਲੱਗਣੀ ਇਹ ਸਮਝਿਓ ਗੱਲ ਵੀ ਕਿਸੇ ਕਿਸੇ ਨੂੰ ਲੱਗਦੀ ਹੈ ਬਸ ਇਦਾਂ ਕਹਿ ਲਓ ਵੀ ਗੁਰੂ ਜੀ ਦੇ ਗੁਰੂ ਜੀ ਦੀ ਕਹੀ ਜਿਹਨੂੰ ਲੱਗ ਗਈ ਉਹਨੂੰ ਦਵਾਈ ਲੱਗ ਗਈ ਜਿਹਨੂੰ ਗੁਰੂ ਜੀ ਦੇ ਬਚਨ ਲੱਗੇ ਹੀ ਨਾ ਉਹਨੂੰ ਨਹੀਂ ਦਵਾਈ ਲੱਗੀ ਗੁਰੂ ਜੀ ਦੇ ਬਚਨ ਲੱਗਣ ਟਿਕਾਣੇ ਤੇ ਜਾ ਕੇ ਹੁਣ ਬਚਨ ਤੇ ਆਪਣਾ ਆਪਾਂ ਹੁਣ ਸਾਰਿਆਂ ਨੂੰ ਸੁਣਾਏ ਜਾ ਰਹੇ ਆ ਗੁਰੂ ਜੀ ਦੇ ਬਚਨ ਮੈਂ ਵੀ ਸੁਣ ਰਿਹਾ ਤੁਸੀਂ ਵੀ ਸੁਣਦੇ ਹੋ ਆ ਸ਼ਬਦ ਚੱਲਦੇ ਨੇ ਜਦੋਂ ਆਪਾਂ ਮੈਂ ਵੀ ਸੁਣਦਾ ਤੁਸੀਂ ਵੀ ਸੁਣਦੇ ਹੋ ਆਪਾਂ ਭੈਣ ਭਰਾ ਸਾਰੇ ਗੁਰੂ ਜੀ ਦੇ ਬਚਨ ਸੁਣਦੇ ਆ ਪਰ ਹੁਣ ਲੱਗਦਾ ਕਿਸੇ ਕਿਸੇ ਨੂੰ ਮੈਂ ਜਿਹਨੂੰ ਲੱਗਣੀ ਨਹੀਂ ਦਵਾਈ ਇਹ ਤੇ ਗੱਲ ਕਲੀਅਰ ਵੀ ਦਵਾਈ ਲੱਗੇ ਨਾ ਭਾਵੇਂ ਖਰਚਾ ਵੀ ਕਰਦੇ ਹੋ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਸਾਰੀ ਰਾਤ ਜਾਗੇ ਆ ਜੀ ਸਾਨੂੰ ਘਰ ਜਾਂਦਿਆਂ ਨੂੰ 1 ਵਜ ਜਾਂਦਾ ਤੁਸੀਂ ਵੀ ਕਈ ਕੋਈ 12 ਵਜੇ ਪਹੁੰਚਦਾ ਕੋਈ 2 ਵਜੇ ਘਰ ਪਹੁੰਚਦਾ ਆਪਾਂ ਜਾਗਦੇ ਹੀ ਰਹਿੰਦੇ ਸਾਰੀ ਰਾਤ ਜੇ ਲੱਗਿਆ ਹੀ ਨਾ ਕੋਈ ਲੱਗੀ ਨਾ ਸਾਡੇ ਤੇ ਫਿਰ ਤੇ ਸਾਡਾ ਫਾਇਦਾ ਕੀ ਹੋਇਆ ਫਿਰ ਇੰਨਾ ਕੁਝ ਕਰਨ ਦਾ ਫਾਇਦਾ ਕੀ ਹੋਇਆ ਲੱਗੇ ਤੇ ਗੁਰੂ ਜੀ ਕਹਿੰਦੇ ਐ ਵੀ ਜਿੰਨੂੰ ਭਾਈ ਗੁਰੂ ਜੀ ਦਾ ਬਚਨ ਲੱਗਦਾ ਹੀ ਨਹੀਂ ਉਹਦਾ ਕੀ ਫਾਇਦਾ ਦਵਾਈ ਲੱਗ ਜੇ ਸਾਨੂੰ ਨਹੀਂ ਤੇ ਪਰਸੋਂ ਕਿਹਾ ਹੀ ਸੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਨਾਲੇ ਸਲਾਮਾਂ ਵੀ ਕਰਦਾ ਨਾਲੇ ਜਵਾਬ ਵੀ ਦਿੰਦਾ ਕਹਿੰਦੇ ਉਹ ਤੇ ਮੁੱਢ ਤੋਂ ਹੀ ਉਖੜ ਗਿਆ ਨਾ ਬੰਦਾ ਜਿਹੜਾ ਸਲਾਮਾਂ ਵੀ ਕਰੀ ਜਾਂਦਾ ਜਵਾਬ ਵੀ ਦੇਈ ਜਾਂਦਾ ਮੱਥੇ ਵੀ ਟੇਕੀ ਜਾਂਦਾ ਗੱਲ ਵੀ ਕੋਈ ਨਹੀਂ ਮੰਨਦਾ ਉਹਦਾ ਤੇ ਭਲਾ ਹੋ ਹੀ ਨਹੀਂ ਸਕਦਾ ਭਾਈ ਤਾਂ ਕਰਕੇ ਮੇਰਿਓ ਵੀਰੋ ਭਰਾਵੋ ਉਹ ਭੈਣੋ ਇੱਕ ਵਾਰ ਮਨੁੱਖਾ ਸਰੀਰ ਮਿਲਿਆ ਮੁੜ ਕੇ ਮਾਲਕ ਜਾਣੇ ਕੀ ਖੇਡ ਵਰਤਦੀ ਏ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਹੇ ਪਰ ਹੁਣ ਪਿਉਂਦ ਨਾ ਕੋਈ ਕਰਜੇ ਵੇਖਿਓ ਧਿਆਨ ਰੱਖਿਓ ਤੁਹਾਨੂੰ ਕੋਈ ਪਿਉਂਦ ਨਾ ਕਰਜੇ ਅਗਲੇ ਨੇ ਆਪਣਾ ਬਣਾ ਲੈਣਾ ਜਿਹੜਾ ਪਿਉਂਦ ਕਰ ਜਾਂਦਾ ਅਸੀਂ ਫਿਰ ਉਹੇ ਜਿਹੇ ਹੀ ਬਣ ਜਾਂਦੇ ਆ ਅਵੇਅਰ ਰਹਿਣਾ ਚਾਹੀਦਾ ਸਾਨੂੰ ਜੇ ਮੇਰੇ ਦਿਮਾਗ ਵਿੱਚ ਕੋਈ ਪੁੱਠੇ ਸਿੱਧੇ ਵਿਚਾਰ ਭਰ ਗਿਆ ਮੈਨੂੰ ਆਪਣਾ ਚੇਲਾ ਬਣਾ ਲੂ ਅਗਲੇ ਨੇ ਗੱਲਾਂ ਜੀਆਂ ਕਰਕੇ ਮੈਨੂੰ ਵਸ ਕਰ ਲੈਣਾ ਮੈਨੂੰ ਪਤਾ ਹੀ ਨਹੀਂ ਲੱਗਣਾ ਮੈਂ ਉਹਦੇ ਮੈਂ ਧੱਕੇ ਨਾਲ ਹੀ ਨੱਥ ਪਵਾ ਲੈਣੀ ਅਗਲੇ ਦੇ ਹੱਥ ਵਿੱਚ ਰੱਸਾ ਫੜਾ ਦੇਣਾ ਖਿੱਚੀ ਫਿਰੂ ਜਿੱਧਰ ਜੀ ਕਰੂ ਨਾ ਜੀ ਨਾ ਨੱਥ ਪਵਾਵਾਂਗੇ ਪਰ ਰੱਸਾ ਕਲਗੀਆਂ ਵਾਲੇ ਦੇ ਹੱਥ 'ਚ ਹੋਵੇ ਸਾਡਾ ਸਾਫ ਫਰੀਆ ਕਾਲ ਸੁਚੇਤ ਰਹਿਣਾ ਸੁਚੇਤ ਸੌ ਨਾ ਜਾਈ ਕਿਤੇ ਕਿਤੇ ਅਗਲਾ ਤੈਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਹੁਣ ਹੁਣ ਇਹ ਹੁਣ ਸਮੋਹਿਤ ਕਰਨਾ ਹੀ ਹੋ ਗਿਆ ਨਾ ਕਿਸੇ ਨੂੰ ਸਮੋਹਣ ਕਰ ਲੈਣਾ ਆਤਮ ਸਮੋਹਣ ਕਰਦੇ ਨੇ ਕਈ ਬੰਦੇ ਵੀ ਮਾਈਂਡ ਤੇਰਾ ਵਸ ਚ ਕਰ ਲੈਂਦੇ ਨੇ ਅੱਜ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਗਾਉਣ ਵਾਲਿਆਂ ਨੇ ਆਪਣੇ ਵਸ ਚ ਤੇ ਚਾਹੀਦੇ ਕਿਹਦੇ ਵਸ ਵਿੱਚ ਸੀ ਇਹ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਦੇ ਵਸ ਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਜਦੋਂ ਸਾਡੇ 'ਚ ਪਹੁੰਚਦਾ ਆਪਾਂ ਸਾਰੇ ਗੁਰੂ ਦੇ ਵਸ 'ਚ ਪੈਂਦੇ ਯਾਨੀ ਕਿ ਆਪਾਂ ਗੁਰੂ ਦੇ ਵਸ ਹੁੰਦੇ ਗੱਲ ਬਣ ਜਾਣੀ ਸੀ ਹੁਣ ਜਿਹੜੇ ਖੁਦ ਰੋਂਦੇ ਨੇ ਰੋਂਦੂ ਨੇ ਉਹਨਾਂ ਨੇ ਕੀ ਸਾਨੂੰ ਸਮਝਾ ਦੇਣਾ ਭਾਈ ਸ਼ਰਾਬਾਂ ਦੀਆਂ ਬੋਤਲਾਂ ਫੜ ਕੇ ਨੱਚਣਗੇ ਆਪਾਂ ਵੀ ਉਹੋ ਜਿਹਾ ਕੁਝ ਕਰਾਂਗੇ ਜਿਵੇਂ ਦਾ ਮਾਫ ਕਰਨਾ ਉਹ ਦੁਖੀ ਰੋਂਦੇ ਉਹਨਾਂ ਦੀਆਂ ਗੱਲਾਂ ਬਾਤਾਂ ਜੀਆਂ ਸੁਣ ਕੇ ਆਪਾਂ ਵੀ ਉਹੀ ਬੌਲ ਮਾਰਾਂਗੇ ਆਪਾਂ ਸਿਆਣੇ ਕਿੱਥੋਂ ਬਣ ਜਾਾਂਗੇ ਜੇ ਗੁਰੂ ਸਾਹਿਬ ਦੇ ਵਿਚਾਰ ਸੁਣ ਸਮਝਾਂਗੇ ਫਿਰ ਅਸੀਂ ਫਿਰ ਗੱਲ ਬਣੇਗੀ ਨਾ ਅੱਗੇ ਜਿਸ ਤਰ੍ਹਾਂ ਦੇ ਬੰਦੇ ਦੇ ਵਿਚਾਰ ਹੁੰਦੇ ਨੇ ਬੰਦਾ ਉਹੋ ਜਿਹਾ ਹੀ ਹੁੰਦਾ ਭਾਈ ਜਿੱਦਾਂ ਦੇ ਬੰਦੇ ਦੇ ਵਿਚਾਰ ਨੇ ਬੰਦਾ ਕਿੱਦਾਂ ਦਾ ਬਸ ਇਹ ਵੇਖ ਲਓ ਵੀ ਵਿਚਾਰ ਕਿੱਦਾਂ ਦੇ ਨੇ ਉਹਦੇ ਉਹੋ ਜਿਹਾ ਹੀ ਹੈ ਤੇ ਜੇ ਵਿਚਾਰ ਮਾੜੇ ਨੇ ਬੰਦਾ ਮਾੜਾ ਹੈ ਜੇ ਵਿਚਾਰ ਚੰਗੇ ਨੇ ਤੇ ਬੰਦਾ ਚੰਗਾ ਹੈ ਹੁਣ ਇੱਕ ਗੱਲ ਹੋਰ ਸੁਣ ਲਿਓ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਦਿੰਦੇ ਨੇ ਜੀ ਬੜੇ ਸੋਹਣੇ ਸੋਹਣੇ ਗੱਜ ਕੇ ਕਹਿਣਾ ਸੋਹਣੇ ਸੋਹਣੇ ਤੇ ਗਾਇਕ ਕੀ ਦਿੰਦੇ ਨੇ ਮਾੜੇ ਵਿਚਾਰ ਤੇ ਸਭ ਤੋਂ ਵੱਡਾ ਸ਼ਰੀਕ ਕੌਣ ਹੈ ਇੱਥੇ ਗੁਰੂ ਦਾ ਜਿਹੜਾ ਮਾੜੇ ਵਿਚਾਰ ਦੇ ਰਿਹਾ ਦੁਨੀਆ ਨੂੰ ਕਿਉਂਕਿ ਮੇਰੀ ਗੱਲ ਨੋਟ ਕਰਿਓ ਮੈਂ ਜੇ ਮੈਂ ਮੇਰਾ ਮੈਨੂੰ ਮੇਰੇ ਵਿਚਾਰ ਚਲਾਉਂਦੇ ਆ ਸ਼ਬਦ ਚਲਾਉਂਦਾ ਮੈਨੂੰ ਮੇਰੇ ਮਾਈਂਡ 'ਚ ਪਹਿਲਾਂ ਐ ਆਉਂਦਾ ਹੈ ਵੀ ਕੁਢਾਣੀ ਚੱਲੀਏ ਫੇਰ ਹੀ ਮੈਂ ਆਉਣਾ ਅਸੀਂ ਪਹਿਲਾਂ ਐ ਸੋਚਦੇ ਆ ਵੀ ਕੁਢਾਣੀ ਦੀਵਾਨ ਦਈਏ ਇਹ ਵਿਚਾਰ ਆਉਂਦਾ ਮੇਰੇ ਮਨ 'ਚ ਫੇਰ ਅਸੀਂ ਡਾਇਰੀ ਤੇ ਲਿਖਦੇ ਆ ਫੇਰ ਅਸੀਂ ਐ ਨੂੰ ਚੱਲਦੇ ਆ ਆ ਸਾਰਾ ਕੁਝ ਵਿਚਾਰ ਚਲਾਉਂਦੇ ਐ ਤੇ ਜੇ ਨੌਜਵਾਨੀ ਦੇ ਦਿਮਾਗ ਵਿੱਚ ਮਾੜੇ ਵਿਚਾਰ ਭਰਨੇ ਨੇ ਮੇਰੇ ਗੁਰੂ ਨੇ ਜ਼ੋਰ ਲਾਤਾ ਕਹਿੰਦੇ ਤਵੀ ਤੇ ਬਾਦੋ ਵਿਚਾਰ ਚੰਗੇ ਦੇਾਂਗੇ ਦੇਗ ਚੋਂ ਬਾਲ ਦਿਓ ਗੁਰੂ ਅਰਜਨ ਸਾਹਿਬ ਕਹਿੰਦੇ ਵਿਚਾਰ ਚੰਗੇ ਦੇਾਂਗੇ ਵਿਚਾਰ ਹੀ ਦੁਨੀਆ ਬਦਲਦੀ ਹੈ ਵਿਚਾਰ ਬਦਲ ਗਏ ਸਾਰੇ ਪੰਜਾਬ ਦੇ ਵਿਚਾਰ ਬਦਲ ਜਾਣ ਸਾਰਾ ਪੰਜਾਬ ਬਦਲ ਜਾਏਗਾ ਵਿਚਾਰ ਚੰਗੇ ਦੇਾਂਗੇ ਮੈਨੂੰ ਤਵੀ ਤੇ ਬਾ ਦਿਓ ਮੈਨੂੰ ਉਬਲਦੀ ਦੇਗ ਚੋਂ ਬਾਲ ਦਿਓ ਅਗਲਿਆਂ ਨੇ ਇਹ ਵਿਚਾਰਾਂ ਨੂੰ ਬੰਦ ਹੀ ਕਰਤਾ ਗੁਪਤ ਪਾਠ ਚੱਲਦੇ ਨੇ ਮੂੰਹ 'ਚ ਹੀ ਪਾਠ ਚੱਲੀ ਜਾਂਦੇ ਨੇ ਇਹ ਮੂੰਹ 'ਚ ਕਰਤਾ ਉੱਥੇ ਫਿਰ ਛੋਰ ਸ਼ਰਾਬਾ ਜਿਹੜਾ ਉਹ ਉੱਚੀ ਉੱਚੀ ਹਰੇਕ ਪੈਲਸ 'ਚ ਚੱਲਦਾ ਹੈ ਹਰੇਕ ਵਿਆਹ ਤੇ ਹਰੇਕ ਪਾਰਟੀ ਤੇ ਚੱਲਦਾ ਉਹ ਵਿਚਾਰ ਖੁੱਲੇਆਮ ਵਰਤਦੇ ਨੇ ਇੱਥੇ ਸਾਡੇ ਵਰਗੇ ਬਸ ਐਦਾਂ ਮੂੰਹ ਤੇ ਕੱਪੜਾ ਬੰਨਿਆ ਹੁੰਦਾ ਹੈ ਐਦਾਂ ਬੰਨ ਕੇ ਤੇ ਬਸ ਕਰੀ ਜਾਂਦੇ ਇਹ ਵਿਚਾਰ ਬੰਦ ਕਰੇ ਪਏ ਨੇ ਤੇ ਜੇ ਕੋਈ ਬੰਦਾ ਸਾਡੇ ਵਰਗਾ ਵਿਚਾਰ ਕਵੇ ਵੀ ਲੈ ਬਈ ਲੋ ਵੀ ਵਿਚਾਰ ਸੁਣਾਓ ਜਦੋਂ ਬਾਣੀ ਦੀ ਵਿਚਾਰ ਕਰਨ ਲੱਗਦੇ ਆ ਫਿਰ ਰੌਲਾ ਪਾ ਲੈਂਦੇ ਨੇ ਫਿਰ ਡਾਂਗਾ ਚੁੱਕਦੇ ਫਿਰ ਗੋਲੀਆਂ ਮਾਰਦੇ ਆ ਕਹਿੰਦੇ ਆ ਨਹੀਂ ਆਉਣ ਦੇਣੇ ਬਾਹਰ ਆ ਵਿਚਾਰ ਅੰਦਰ ਰਹਿਣ ਦਿਓ ਪੜਦੇ ਰਹਿ ਟਕੇ ਰਹਿਣ ਦਿਓ ਇਹਨਾਂ ਵਿਚਾਰਾਂ ਨੂੰ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ 95% ਨੇ ਜਿਹੜੇ ਅਸਰ ਨਹੀਂ ਕਰਨਗੇ ਪਰ ਜਿਹੜੇ 5% ਵੀ ਅਸਰ ਕਰ ਲੈਣਗੇ ਉਹਨਾਂ ਨੂੰ ਪਿਉਂਦ ਕਰੀਏ 1% ਵੀ ਅਸਰ ਹੋਵੇ ਅੱਧਾ ਪਰਸੈਂਟ ਵੀ ਹੋਵੇ ਮੈਂ ਕਹਿੰਦਾ ਇੱਕ ਬੰਦਾ ਵੀ ਸਮਝ ਲੈ ਇਹ ਵਿਚਾਰ ਤੇ ਸਭ ਤੋਂ ਵੱਡਾ ਸ਼ਰੀਕਾ ਹੈ ਜੀ ਚੇਤਾ ਰੱਖਿਓ ਨੋਟ ਕਰ ਲਿਓ ਜਦੋਂ ਸਨ 84 ਦਾ ਵੇਲਾ ਆਇਆ ਨਾ ਉਦੋਂ ਬਾਅਦ ਸਨ 78 ਤੋਂ ਬਾਅਦ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਹਥਿਆਰ ਚੁੱਕ ਲਏ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਕਹਿੰਦੇ ਜੀ ਅਸੀਂ ਖਾਲਿਸਤਾਨ ਲੈਣਾ ਹੈ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਕਹਿੰਦੇ ਜੀ ਅਸੀਂ ਖਾਲਸਤਾਨ ਲੈਣਾ ਹੈ ਅਸੀਂ ਆਪਣਾ ਰਾਜ ਲੈਣਾ ਹੈ ਇਦਾਂ ਦੀ ਮੂਵਮੈਂਟ ਜਿਹੜੀ ਸੀ ਕਿਸੇ ਵੇਲੇ ਪੰਜਾਬ ਦੇ ਵਿੱਚ ਚੱਲੀ ਏਜੰਸੀਆਂ ਨੇ ਬੈਕ ਤੋਂ ਏਜੰਸੀਆਂ ਕੰਮ ਕਰਦੀਆਂ ਨੇ ਏਜੰਸੀਆਂ ਨੇ ਸੋਚਿਆ ਵੀ ਇਹ ਤੇ ਯਾਰ ਕੰਮ ਹੀ ਖਰਾਬ ਹੋ ਗਿਆ ਜੇ ਪੰਜਾਬ ਦੀ ਕਿਉਂਕਿ ਪੰਜਾਬ ਸਟੇਟ ਹੈ ਜਿਹੜੀ ਪੰਜਾਬ ਦੇ ਵਿੱਚ ਸਪਿਰਟ ਬਹੁਤ ਹੈ ਪੰਜਾਬ ਪੰਜਾਬੀ ਜਿਹੜੇ ਐ ਇੱਕਦਮ ਪੈ ਜਾਂਦੇ ਐ ਜਿਹੜੇ ਪਾਸੇ ਪੈ ਜਾਣ ਬਸ ਇਹਨਾਂ ਦਾ ਸਿਸਟਮ ਐ ਇਦਾਂ ਦਾ ਹੁਣ ਜੇ ਚੰਗੇ ਪਾਸੇ ਲੱਗਦੇ ਨੇ ਫਿਰ ਸਿਰੇ ਹੀ ਕਰ ਦਿੰਦੇ ਨੇ ਜੇ ਹਥਿਆਰ ਚੁੱਕਦੇ ਨੇ ਸਿਰੇ ਹੀ ਕਰਦੇ ਨੇ ਪਰ ਜੇ ਬੋਤਲ ਚੁੱਕ ਲੈਣ ਫਿਰ ਵੀ ਫਿਰ ਪਰੇ ਥੋੜਾ ਵੀ ਦੋ ਪੈਗ ਲਾ ਕੇ ਫਿਰ ਸਾਰਾ ਹੀ ਪੀਂਦੇ ਨੇ ਫਿਰ ਵੀ ਪਿੱਛੇ ਥੋੜਾ ਹਟਦੇ ਜਿਹੜੇ ਕੰਮ ਨੂੰ ਪੈ ਜਾਣ ਸਿਰੇ ਹੀ ਲੱਗਦਾ ਕੰਮ ਹਨਾ ਸੁਣਿਓ ਹੁਣ ਹੁਣ ਜਦੋਂ ਉਹ ਸਮਾਂ ਸੀ ਜਦੋਂ ਫਿਰ ਇਹਨਾਂ ਨੇ ਢੰਗ ਵਰਤਿਆ ਤੁਹਾਡੇ 'ਚ ਜੇ ਕੋਈ ਬੰਦਾ 84 ਤੋਂ ਪਹਿਲਾਂ ਕਾਲਜ ਵਿੱਚ ਪੜ੍ਹਿਆ ਹੋਵੇ ਬਜ਼ੁਰਗ ਹੋਵੇ ਕੋਈ 84 ਤੋਂ ਪਹਿਲਾਂ ਬੀਏ ਕੀਤੀ ਹੋਵੇ ਗ੍ਰੈਜੂਏਸ਼ਨ ਐਮਏ ਕੀਤੀ ਹੋਵੇ ਪਹਿਲਾਂ 85 ਦੇ ਨੇੜੇ 86 ਦੇ ਨੇੜੇ 85 86 87 ਇੱਥੇ ਜੇ ਜਿੰਨੇ ਕੀਤੀ ਹੈ ਉਦੋਂ ਕੋਈ ਕਾਲਜਾਂ ਵਿੱਚ ਭੰਗੜੇ ਕਿਤੇ ਨਹੀਂ ਸੀ ਸਿਖਾਏ ਜਾਂਦੇ ਜਦੋਂ ਇਹਨਾਂ ਨੇ ਵੇਖਿਆ ਵੀ ਪੰਜਾਬ ਦਾ ਜਵਾਨ ਨੌਜਵਾਨ ਹਥਿਆਰ ਚੁੱਕਦਾ ਹੈ ਪੰਜਾਬ ਦਾ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ ਹੈ ਪੰਜਾਬ ਦਾ ਨੌਜਵਾਨ ਸੁਚੇਤ ਹੋ ਰਿਹਾ ਹੈ ਇਹਨਾਂ ਨੇ ਫਿਰ ਪਲਾਨ ਕੀਤਾ ਪਿਆਰਿਓ ਸੱਭਿਆਚਾਰ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਹਰੇਕ ਕਾਲਜ ਵਿੱਚ ਇਹਨਾਂ ਨੇ ਭੰਗੜਾ ਸਿਖਾਉਣਾ ਗਿੱਧਾ ਸਿਖਾਉਣਾ ਸ਼ੁਰੂ ਕੀਤਾ ਜਦੋਂ ਢੋਲ ਵੱਜੇ ਕਾਲਜਾਂ ਵਿੱਚ ਢੋਲ ਵੱਜੇ ਜਦੋਂ ਤੇ ਨੌਜਵਾਨ ਜਿਹੜੇ ਹੁਣ ਆਪਣੀ ਜਵਾਨੀ ਤੇ ਇਦਾਂ ਦੀ ਹੋਈ ਹੈ ਨਾ ਜੀ ਮਾਫ ਕਰਨਾ ਇੱਥੇ ਹੁਣ ਆਪਾਂ ਐ ਬੈਠੇ ਆ ਐ ਬੈਠੇ ਹੁਣ ਵੇਖੋ ਭਗਤ ਬਣ ਕੇ ਆਪਾਂ ਸਾਰੇ ਹੀ ਬਗਲੇ ਭਗਤ ਮਾਫ ਕਰਨਾ ਆਪਣੀ ਗੱਲ ਕਰਦਾ ਵੀ ਐ ਬਹਿ ਜਾਂਦੇ ਆ ਬਗਲੇ ਭਗਤ ਬਣ ਕੇ ਤੇ ਜੇ ਕਿਤੇ ਹੁਣ ਮੰਨ ਲਓ ਮਹਾਰਾਜ ਨਾ ਹੋਣ ਢੋਲ ਵੱਜਦਾ ਹੋਵੇ ਇੱਥੇ ਕੋਈ ਆ ਜੇ ਉਹ ਨੱਚਣ ਵੀ ਲੱਗ ਜਾਗੇ ਵਿੱਚ ਹੀ ਆਪਾਂ ਤੇ ਇਹੇ ਜਿਹੀਆਂ ਜਿੱਧਰ ਮਰਜ਼ੀ ਲਾ ਲਓ ਮਾਫ ਕਰਨਾ ਇਦਾਂ ਹੁੰਦਾ ਹੈ ਕਿਸੇ ਵਿਰਲਿਆਂ ਨੂੰ ਛੱਡ ਕੇ ਜੀ ਇਦਾਂ ਹੀ ਹੁੰਦਾ ਹੈ ਸਿਸਟਮ ਹੈ ਬੰਦਾ ਉਹੇ ਜਿਹਾ ਹੀ ਬਣ ਜਾਂਦਾ ਜਦੋਂ ਗਿੱਧਾ ਬਈ ਗਿੱਧੇ ਟੀਮਾਂ ਬਣਨ ਗਈਆਂ ਜੀ ਭੰਗੜੇ ਦੀ ਟੀਮ ਗਿੱਧੇ ਦੀ ਟੀਮ ਟੀਮਾਂ ਲੱਗੀਆਂ ਕਾਲਜਾਂ ਵਿੱਚ ਬਣਨ ਲੱਗੀਆਂ ਫਿਰ ਔਲੀ ਔਲੀ ਸਕੂਲਾਂ ਵਿੱਚ ਚੱਲ ਪਿਆ ਉਹ ਜਿਹੜੀ ਹਥਿਆਰ ਭੰਡੀ ਫੜਦੇ ਸੀ ਜਿਹੜੇ ਦੁਸ਼ਮਣ ਦੀ ਘੰਡੀ ਫੜਦੇ ਸੀ ਪੰਜਾਬੀਆਂ ਤੋਂ ਡਰਦੇ ਸੀ ਲੈ ਉਹਨਾਂ ਨੇ ਉਦੋਂ ਸਨ 88 99 90 91 92 93 94 95 95 ਤੱਕ ਜਿਹੜੇ ਉਦਾਂ ਹਥਿਆਰ ਚੁੱਕੀ ਫਿਰਦੇ ਸੀ ਖਤਮ ਕਰਤੇ ਸਾਨੂੰ ਇਹਨਾਂ ਉਹਨਾਂ ਨੇ ਅੰਦਰੋਂ ਹੀ ਮਾਰਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਣਖ ਸਾਡੀ ਅੰਦਰੋਂ ਹੀ ਮਾਰਤੀ ਨਚਾਰ ਜੇ ਬਣਾਤਾ ਨੱਚਣ ਲਾਤੇ ਵੀ ਐ ਕਰੋ ਕੰਮ ਇਹਨਾਂ ਦਾ ਕੰਮ ਐ ਕੰਡੀ ਫੜੋ ਇਹਨਾਂ ਦੀ ਵਿਚਾਰ ਇਦਾਂ ਦੇ ਦੇ ਦਿਓ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਕਹਿ ਕੇ ਪੰਜਾਬ ਇਦਾਂ ਦੇ ਬਣਾਤਾ ਬੜੇ ਪਲਾਨ ਨਾਲ ਇਹਨਾਂ ਨੇ ਕੀਤਾ ਤੇ ਹੁਣ ਆ ਹੁਣ ਦਾ ਹਾਲ ਕੀ ਹੈ ਆ ਹੁਣ ਹਾਲ ਇਹ ਹੈ ਵੀ ਤੁਹਾਡੇ ਐਡੇ ਐਡੇ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਕਾਲਜਾਂ ਦੇ ਸਕੂਲਾਂ ਦੇ ਵਿੱਚ ਕਹਿੰਦੇ ਨਹੀਂ ਵੀ ਆਹ ਕੱਪੜੇ ਪਵਾ ਕੇ ਭੇਜਿਓ ਭੰਗੜੇ ਵਾਲੀ ਯੂਨੀਫਾਰਮ ਪਵਾ ਕੇ ਭੇਜਿਓ ਲੜਕੀਆਂ ਨੂੰ ਪਵਾ ਕੇ ਭੇਜਿਓ ਆਪਣੀਆਂ ਸਿੱਖ ਬੱਚੀਆਂ ਨੇ ਉਹ ਫਿਰ ਚੱਲ ਪਿਆ ਨਾ ਵੇਖੋ ਕੰਮ ਅਸੀਂ ਐਕਟਰ ਕਰਨ ਐਕਟਿੰਗ ਕਰਨ ਵਾਲਿਆਂ ਚੋਂ ਨਹੀਂ ਸੀ ਅਸੀਂ ਇਤਿਹਾਸ ਬਣਾਉਣ ਵਾਲਿਆਂ ਚੋਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਇਤਿਹਾਸ ਬਣਾਉਣ ਵਾਲੀ ਕੌਮ ਸੀ ਜਿਨ੍ਹਾਂ ਨੂੰ ਐਕਟਰ ਬਣਾਤਾ ਇਹਨਾਂ ਨੇ ਐਕਟਿੰਗ ਕਰਨੀ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣਾ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣ ਵਾਲੀ ਕੌਮ ਨੂੰ ਐਕਟਰ ਬਣਾਤਾ ਹੁਣ ਸਾਡੇ ਨੱਚਣਾ ਗਿੱਧਾ ਭੰਗੜੇ ਬਸ ਆਹ ਕੁਝ ਰਹਿ ਗਿਆ ਹੁਣ ਇੱਥੇ ਪੰਜਾਬ ਦੇ ਵਿੱਚ ਅਣਖ ਕਿੱਥੇ ਹੈ ਭਾਈ ਅਣਖ ਇਹਨਾਂ ਨੇ ਮਾਰਦੀ ਹੁਣ ਸ਼ਰਮ ਵੀ ਲਾਤੀ ਸ਼ਰਮ ਵੀ ਲੈ ਗਈ ਅਣਖ ਸ਼ਰਮ ਸਭ ਖਤਮ ਹੋ ਗਿਆ ਬੇੜਾ ਰੁੜਦਾ ਰੁੜਦਾ ਰੁੜਦਾ ਅੱਜ ਹਾਲ ਕੀ ਹੋਇਆ ਪਿਆ ਕਿ ਬਾਹਰ ਜਾਣ ਦੇ ਚਸਕੇ ਦੇ ਵਿੱਚ ਕਈ ਭੈਣ ਤੇ ਭਰਾ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰ ਦਿੰਦੇ ਆ ਰਜਿਸਟਰਡ ਵੀ ਕਰਾਉਂਦੇ ਆ ਬਾਹਰ ਭੇਜਦੇ ਸੱਕੇ ਭੈਣ ਭਰਾ ਇੰਨਾ ਬੇੜਾ ਕਰਦੇ ਗਰਕਦੇ ਗਰਕਦੇ ਜਮਾਂ ਹੀ ਗਰਕਦੇ ਬਿਲਕੁਲ ਅਸੀਂ ਸਿਰਫ ਉੱਤੋਂ ਉੱਤੋਂ ਰਹਿ ਗਏ ਸਾਰਾ ਕੁਝ ਜਿਹੜੀ ਅੰਦਰਲੀ ਜਿਹੜੀ ਚੀਜ਼ ਸੀ ਮਾਰਤੀ ਅੰਦਰੋਂ ਹੀ ਮਰ ਗਿਆ ਫੇਰ ਕੀ ਹੈ ਬਈ ਡਾਕਟਰ ਦਾ ਬ੍ਰੇਨ ਵਾਸ਼ ਕਰਦੇ ਹੋ ਡਾਕਟਰੀ ਹੋਈ ਗਈ ਉਹਦੀ ਅੰਦਰੋਂ ਗਿਆਨ ਹੀ ਗਿਆ ਮੁੜ ਕੇ ਕੀ ਰਹਿ ਗਿਆ ਤੇ ਜਦੋਂ ਬੰਦਾ ਸਮਝਦਾ ਹੈ ਗੁਰਬਾਣੀ ਦਾ ਗਿਆਨ ਲੈਂਦਾ ਹੈ ਫਿਰ ਗੁਰੂ ਸਾਹਿਬ ਕੀ ਕਰਦੇ ਆ ਭਾਈ ਇਹ ਤੇ ਅੱਖਾਂ ਖੋਲ ਦਿੰਦੇ ਐ ਦਿਮਾਗ ਸੈੱਟ ਹੋ ਜਾਂਦਾ ਵੀ ਯਾਰ ਆ ਆ ਸਾਰਾ ਕੁਝ ਆ ਲਿਖਿਆ ਪਿਆ ਉਧਰੋਂ ਉਧਰੋਂ ਭਾਈ ਇਹਨਾਂ ਨੇ ਉਧਰੋਂ ਤੇ ਗਾਉਣ ਵਾਲਿਆਂ ਨੂੰ ਪ੍ਰਮੋਟ ਕੀਤਾ ਗਾਉਣ ਵਾਲਿਆਂ ਨੂੰ ਹਾਈਲਾਈਟ ਕੀਤਾ 2 ਨੰਬਰ ਤੇ ਪਖੰਡੀ ਬਾਬੇ ਲਿਆਂਦੇ ਇਹਨਾਂ ਨੇ ਪੰਜਾਬ 'ਚ ਉਹਨਾਂ ਬਾਬਿਆਂ ਨੇ ਵੀ ਸਾਨੂੰ ਇਦਾਂ ਦੀ ਗੱਲਾਂ ਵਿੱਚ ਦਿੱਤਾ ਵੀ ਪਾਠ ਸਮਝਣ ਦੀ ਲੋੜ ਨਹੀਂ ਬਸ ਇੰਨੇ 100 ਕਰੋ ਇੰਨੇ ਹਜ਼ਾਰ ਪਾਠ ਕਰੋ ਇੰਨੇ 100 ਪਾਠ ਕਰੋ ਹਰ ਬੰਦਾ ਬਾਣੀ ਦੇ ਰੱਟੇ ਲਾਂਦਾ ਰਿਹਾ ਰੱਟੇ ਲਾਂਦਾ ਰਿਹਾ ਪੜਿਆ ਹੀ ਨਹੀਂ ਵੀ ਲਿਖਿਆ ਕੀ ਹੈ ਇਹਦੇ ਵਿੱਚ ਹੁਣ ਇੱਕ ਗੱਲ ਸੁਣਿਓ ਇੱਧਰ ਸੁਣਿਓ ਧਿਆਨ ਨਾਲ ਪਕੜਿਓ ਵੀ ਗੱਲ ਕੋਈ ਗਾਇਕ ਅੱਜ ਕੋਈ ਬੰਦਾ ਨਾ ਨਵਾਂ ਗਾਇਕ ਅੰਮ੍ਰਿਤਸਰ ਆਉਂਦਾ ਹੈ ਅੰਮ੍ਰਿਤਸਰ ਗਾਇਕ ਆਉਂਦੇ ਨੇ ਨਾ ਵੀ ਮੈਂ ਨਵੀਂ ਫਿਲਮ ਬਣਾਈ ਹੈ ਮੈਂ ਨਵਾਂ ਨਵਾਂ ਆ ਸਾਰੀ ਟੀਮ ਕੀ ਕਰਨ ਆਈ ਹੈ ਜੀ ਕਹਿੰਦੇ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਇਹ ਕਹਿੰਦੇ ਆ ਵੀ ਹਰਮੰਦਰ ਸਾਹਿਬ ਅਸੀਂ ਮੱਥਾ ਟੇਕਣ ਆਏ ਆ ਅਸੀਂ ਨਵੀਂ ਨਵੀਂ ਨਵੀਂ ਕੈਸਟ ਆਈ ਹੈ ਮੇਰੀ ਤੇ ਮੈਂ ਮੱਥਾ ਟੇਕਣ ਆਇਆ ਵੀ ਮਹਾਰਾਜ ਗੁਰੂ ਰਾਮਦਾਸ ਕਿਰਪਾ ਰੱਖਿਓ ਮੇਰੇ ਮੇਰੇ ਸਿਰ ਤੇ ਹੱਥ ਰੱਖਿਓ ਮੇਰੀ ਕੈਸਟ ਚੱਲ ਜੇ ਇਹੀ ਕਹਿੰਦੇ ਨਾ ਵੇਖੋ ਅਸਲ ਤੇ ਉਹ ਸਾਨੂੰ ਵਿਖਾਉਂਦੇ ਵੀ ਪੰਜਾਬੀ ਜਿਹੜੇ ਐ ਕਹਿਣਗੇ ਹਾਏ ਓਏ ਬੰਦਾ ਐਡਾ ਓਏ ਸ਼ਰਧਾ ਕਿੰਨੀ ਗੁਰੂ ਰਾਮਦਾਸ ਸਾਹਿਬ ਮੱਥਾ ਟੇਕਣ ਆਇਆ ਐਕਟਰ ਆਇਆ ਮੱਥਾ ਟੇਕਣ ਆਪਾਂ ਫਿਰ ਉਹਦੀ ਫਿਲਮ ਵੇਖਣ ਜ਼ਰੂਰ ਜਾਵਾਂਗੇ ਉਹਦੀ ਕੈਸਟ ਖਰੀਦਾਂਗੇ ਵੀ ਬੰਦਾ ਬਾਹਲਾ ਸ਼ਰਧਾਵਾਨ ਹੈ ਅਗਲਿਆਂ ਕੋਲ ਤਰੀਕਾ ਇਹ ਪਤਾ ਹੈ ਉਹਨਾਂ ਨੂੰ ਵੀ ਇਹ ਇਹ ਇਹ ਇਹ ਗੁਰੂ ਦੀ ਇਹ ਘੁੰਡੀ ਫੜ ਲੈਂਦੇ ਨੇ ਅਗਲੇ ਤਰੀਕਾ ਹੈ ਉਹਨਾਂ ਕੋਲ ਹੁਣ ਜਦੋਂ ਮਾੜੇ ਗੀਤ ਲਿਖਣ ਵਾਲੇ ਨੇ ਕੈਸਟ ਕੱਢੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਹੈ ਫਿਰ ਰਿਲੀਜ਼ ਕਰਾਵਾਂਗੇ ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੀਏ ਵੀ ਆ ਜੀ ਮਹਾਰਾਜ ਸੱਚੇ ਪਾਤਸ਼ਾਹ ਜਰਾ ਆ ਦੱਸਿਓ ਜੀ ਜਰਾ ਆ ਦੱਸਿਓ ਜਰਾ ਬਈ ਆ ਬੰਦਾ ਜਿਹੜਾ ਇਹ ਗੀਤ ਲਿਖਦਾ ਹੈ ਤੇ ਇਹਦੀ ਕਲਮ ਨੇ ਨਾ ਜੀ ਮਹਾਰਾਜ ਗੀਤ ਮਾੜੇ ਲਿਖਦਾ ਹੈ ਇਹਨੂੰ ਗਾਉਂਦੇ ਐ ਲੋਕ ਕਈ ਤੇ ਤੁਸੀਂ ਮਾੜਾ ਜਿਹਾ ਦੱਸਿਓ ਵੀ ਇਹ ਇਹ ਠੀਕ ਹੈ ਬੰਦਾ ਜਿਹੜਾ ਮਾੜੇ ਗੀਤ ਲਿਖਦਾ ਹੈ ਇਸ ਪਿੰਡ ਦਾ ਹੈ ਇਹ ਗੀਤ ਮਾੜੇ ਲਿਖਦਾ ਹੈ ਫਲਾਣੇ ਪਿੰਡ ਦਾ ਮਾੜੇ ਗੀਤ ਲਿਖਦਾ ਹੈ ਇਹ ਦੱਸਿਓ ਜੀ ਮਾੜਾ ਜਾਂ ਕਿਵੇਂ ਆ ਫਿਰ ਦੱਸਿਓ ਤੇ ਵੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ ਕਲਮ ਜਲੋ ਸਣ ਮਸਵਾਣੀ ਸੁਣਿਓ ਸੜੇ ਤੇਰੀ ਕਲਮ ਸੜੇ ਤੇਰੀ ਦਵਾਤ ਸੜੇ ਤੇਰੀ ਸ਼ਾਈ ਸੜ ਜਾਏ ਤੂੰ ਸੜ ਜਾਏ ਤੂੰ ਜਿਹੜੇ ਬੰਦੇ ਦਾ ਸੜ ਨਾ ਗਿਆ ਤੂੰ ਤੇਰਾ ਦਿਮਾਗ ਸੜਦਾ ਜਿਹਦੇ 'ਚ ਭੈੜੇ ਵਿਚਾਰ ਆਏ ਤੇਰੇ ਅੰਦਰ ਵਿਚਾਰ ਆਏ ਸੀ ਰੱਖ ਲੈਂਦਾ ਅੰਦਰ ਓਏ ਤੂੰ ਆਪ ਵਿਗੜਦਾ ਕੱਲਾ ਤੈਂ ਕੀ ਕਰਿਆ ਤੇਰੇ ਅੰਦਰ ਮਾੜੇ ਵਿਚਾਰ ਆਏ ਸ਼ੈਤਾਨ ਤੇਰੇ ਅੰਦਰ ਜੰਮਿਆ ਬਾਹਰ ਚੇਤਾ ਰੱਖਿਓ ਆ ਆ ਲਫ਼ਜ਼ ਨੋਟ ਕਰਿਓ ਜਿਹੜੇ ਸਮਝਣ ਵਾਲੇ ਹੋ ਪਰਮਾਤਮਾ ਦਾ ਸ਼ਰੀਕ ਕੋਈ ਨਹੀਂ ਰੱਬ ਦਾ ਸ਼ਰੀਕ ਦੁਨੀਆ ਵਿੱਚ ਕੋਈ ਨਹੀਂ ਜੇ ਕਿਤੇ ਭਗਵਾਨ ਤੋਂ ਬਾਅਦ ਸ਼ੈਤਾਨ ਪੈਦਾ ਹੁੰਦਾ ਹੈ ਉਹ ਸਿਰਫ ਬੰਦੇ ਦੇ ਅੰਦਰ ਪੈਦਾ ਹੁੰਦਾ ਹੈ ਮਾਈਂਡ ਵਿੱਚ ਸ਼ੈਤਾਨ ਬਾਹਰ ਕਿਤੇ ਕੋਈ ਕਰਨ ਕਾਰਨ ਪ੍ਰਭ ਇੱਕ ਹੈ ਇੱਕੋ ਹੀ ਪਰਮਾਤਮਾ ਹੈ ਸਾਰੇ ਪਾਸੇ ਦੂਸਰ ਹੋਰ ਕੋਈ ਨਹੀਂ ਇੱਥੇ ਸਾਹਿਬ ਮੇਰਾ ਇੱਥੇ ਦੂਜੀ ਸ਼ਕਤੀ ਨਹੀਂ ਕੋਈ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਬੋਲੋ ਜੀ ਤੁਝ ਬਿਨ ਦੂਜਾ ਸਭਨਾ ਜੀਆਂ ਕਾ ਇੱਕ ਦਾਤਾ ਇੱਕੋ ਹੀ ਹੈ ਤੇ ਦੱਦਾ ਦਾਤਾ ਇੱਕ ਹੈ ਸਭ ਕੋ ਬਾਹਰ ਕੋਈ ਦੂਜੀ ਸ਼ਕਤੀ ਸ਼ੈਤਾਨ ਨਹੀਂ ਸ਼ੈਤਾਨ ਇੱਕੇ ਥਾਂ ਤੇ ਪੈਦਾ ਹੁੰਦਾ ਬੰਦੇ ਦੇ ਮਾਈਂਡ ਵਿੱਚ ਨਾ ਜੀ ਕੁੱਤੇ ਦੇ ਮਾਈਂਡ 'ਚ ਪੈਦਾ ਨਹੀਂ ਹੁੰਦਾ ਬਾਂਦਰ ਦੇ ਮਾਈਂਡ 'ਚ ਪੈਦਾ ਨਹੀਂ ਹੁੰਦਾ ਕਿਸੇ ਪਸ਼ੂ ਪੰਛੀ ਦੇ ਮਾਈਂਡ ਵਿੱਚ ਸ਼ੈਤਾਨ ਪੈਦਾ ਨਹੀਂ ਹੁੰਦਾ ਇੱਕੋ ਹੀ ਜਗ੍ਹਾ ਸ਼ੈਤਾਨ ਪੈਦਾ ਹੁੰਦਾ ਉਹ ਹੈ ਬੰਦੇ ਦੇ ਦਿਮਾਗ 'ਚ ਹੁਣ ਗੁਰੂ ਜੀ ਕਹਿੰਦੇ ਓਏ ਸ਼ੈਤਾਨਾ ਜੇ ਤੇਰੇ ਅੰਦਰ ਸ਼ੈਤਾਨੀਅਤ ਆ ਗਈ ਓਏ ਕਮਲਿਆ ਤੂੰ ਆਪਣੇ ਅੰਦਰ ਜਿਹੜੀ ਮੈਲ ਸੀ ਤੇਰੇ ਅੰਦਰ ਮੈਲ ਮਾੜੇ ਖਿਆਲ ਵੇਖਿਓ ਜੀ ਮੈਲ ਕੀ ਹੈ ਮਾੜੇ ਖਿਆਲ ਤੇਰੇ ਅੰਦਰ ਮਾੜੇ ਖਿਆਲ ਆਏ ਸੀ ਓਏ ਮੈਲ ਆਪਣੇ ਅੰਦਰ ਰੱਖ ਲੈਂਦਾ ਤੈਂ ਕੀ ਕੀਤਾ ਤੈਂ ਉਹ ਮੈਲ ਸ਼ਾਈ ਕਲਮ ਲੈ ਕੇ ਕਾਗਜ਼ ਤੇ ਲਿਖਤੀ ਗੰਦ ਲਿਖਤਾ ਮੈਲ ਲਿਖਤੀ ਉਹ ਮੈਲ ਜਿਹੜੀ ਸੀ ਕਿਸੇ ਗਾਇਕ ਨੇ ਪੜ ਲਈ ਤੇ ਪੜ ਕੇ ਦਿਮਾਗ ਚ ਉਹਨੇ ਧੁਨੀ ਬਣਾਈ ਆ ਸਿਸਟਮ ਸਾਰਾ 뮤직 ਫਿੱਟ ਕਰਕੇ ਅਗਲੇ ਨੇ ਬੋਲਤਾ ਗਲਾ ਵਧੀਆ ਸੀ ਰੱਬ ਨੇ ਦਿੱਤਾ ਗਲਾ ਪਰਮਾਤਮਾ ਦਾ ਦਿੱਤਾ ਹੋਇਆ ਇਹਨੂੰ ਸਹੀ ਵਰਤਣਾ ਚਾਹੀਦਾ ਪਰਮਾਤਮਾ ਇਹ ਤੁਹਾਨੂੰ ਗਲਾ ਦਿੰਦਾ ਇਹਨੂੰ ਸਹੀ ਵਰਤਿਆ ਕਰੋ ਭਾਈ ਦਿਮਾਗ ਦਿੰਦਾ ਸੋਹਣੇ ਵਿਚਾਰ ਇਹਦੇ ਚੋਂ ਕੱਢੋ ਜੇ ਰੱਬ ਤੁਹਾਨੂੰ ਸਰੀਰ ਦਿੱਤਾ ਇਹਦੀ ਵਰਤੋਂ ਸਹੀ ਕਰੋ ਭਾਈ ਵਰਤੋਂ ਪਰਮਾਤਮਾ ਸਾਰਿਆਂ 'ਚ ਵਰਤਦਾ ਇੱਥੇ ਇੱਕ ਗੱਲ ਰੁਕ ਕੇ ਹੋਰ ਕਹਦੇ ਆ ਚਲੋ ਗੱਲ ਗੱਲ 'ਚੋਂ ਗੱਲ ਨਿਕਲਦੀ ਹੈ ਕਿਉਂਕਿ ਗੱਲ ਜਿੰਨੀ ਸਮਝ 'ਚ ਆ ਜੇ ਉਨੀ ਹੀ ਥੋੜੀ ਹੈ ਗੱਲ ਪਕੜ ਲਈਦੀ ਹੈ ਕਈ ਬੰਦੇ ਕਹਿੰਦੇ ਐ ਰੱਬ ਹੀ ਕਰਦਾ ਸਾਰਾ ਕੁਝ ਕਹਿੰਦੇ ਨਹੀਂ ਕਈ ਰੱਬ ਹੀ ਕਰਦਾ ਉਹ ਵੀ ਕਰੀ ਜਾਂਦਾ ਉਹ ਵੀ ਕਰੀ ਜਾਂਦਾ ਮਾੜਾ ਵੀ ਉਹੀ ਕਰਦਾ ਚੰਗਾ ਵੀ ਉਹੀ ਕਰਦਾ ਭਾਈ ਇਹ ਧਿਆਨ 'ਚ ਰੱਖਿਓ ਪਰਮਾਤਮਾ ਦੀ ਸ਼ਕਤੀ ਸਾਰਿਆਂ ਵਿੱਚ ਵਰਤਦੀ ਹੈ ਵਜੀਦੇ ਵਿੱਚ ਵੀ ਰੱਬ ਸੀ ਤੇ ਸਾਹਿਬਜ਼ਾਦਿਆਂ ਵਿੱਚ ਵੀ ਰੱਬ ਸੀ ਇਹ ਚੇਤਾ ਰੱਖਿਓ ਫਰੋਕਸੀਅਰ ਖਾਨ ਵਿੱਚ ਵੀ ਪਰਮਾਤਮਾ ਸੀ ਜ਼ਕਰੀਆ ਖਾਨ ਵਿੱਚ ਵੀ ਪਰਮਾਤਮਾ ਸੀ ਭਾਈ ਤਾਰੂ ਸਿੰਘ ਵਿੱਚ ਵੀ ਪਰਮਾਤਮਾ ਹੀ ਸੀ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਵਿੱਚ ਵੀ ਪਰਮਾਤਮਾ ਹੀ ਸੀ ਫਿਰ ਗੱਲ ਕੀ ਹੋਈ ਇਹ ਇਦਾਂ ਹੈ ਸ਼ਕਤੀ ਪਰਮਾਤਮਾ ਦੀ ਹੈ ਸਾਹ ਮਾਲਕ ਚਲਾਉਂਦਾ ਹੈ ਦਿਮਾਗ ਮਾਲਕ ਦਾ ਦਿੱਤਾ ਹੈ ਸਰੀਰ ਮਾਲਕ ਦਾ ਦਿੱਤਾ ਹੈ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੁੰਦਾ ਹੈ ਪਰ ਕੁਝ ਬੰਦੇ ਵਰਤੋਂ ਗਲਤ ਕਰਦੇ ਐ ਕੁਝ ਬੰਦੇ ਪ੍ਰਮਾਤਮਾ ਦੀ ਦਿੱਤੀ ਦਾਤ ਦੀ ਵਰਤੋਂ ਸਹੀ ਕਰਦੇ ਐ ਸਾਹਿਬਜ਼ਾਦੇ ਵਰਤੋਂ ਸਹੀ ਕਰ ਗਏ ਵਜੀਦਾ ਵਰਤੋਂ ਸਹੀ ਨਹੀਂ ਕਰ ਸਕਿਆ ਔਰੰਗਜ਼ੇਬ ਵਰਤੋਂ ਸਹੀ ਨਹੀਂ ਕਰ ਸਕਿਆ ਸਰੀਰ ਤੁਹਾਨੂੰ ਸਾਰਿਆਂ ਨੂੰ ਮਿਲਣਾ ਹੈ ਦਿਮਾਗ ਮਿਲਣਾ ਹੈ ਇਹਦੀ ਵਰਤੋਂ ਸਹੀ ਅਸੀਂ ਕਰਨੀ ਸੀ ਜਿਹੜਾ ਸਹੀ ਵਰਤੋਂ ਕਰ ਗਿਆ ਇਹਦੇ ਤੋਂ ਲਾਭ ਲੈ ਗਿਆ ਬਸ ਠੀਕ ਹੈ ਹੁਣ ਵੇਖਿਓ ਜਿਹੜੇ ਬੰਦੇ ਨੇ ਕਲਮ ਵਰਤੀ ਆ ਵਿਚਾਰ ਐਦਾਂ ਨਾ ਜੀ ਵੇਖਿਓ ਐਦਾਂ ਗਾਇਕ ਵੀ ਤੇ ਇਦਾਂ ਹੀ ਬੈਂਦੇ ਹੋਣਗੇ ਹੁਣ ਗੁਰੂ ਗੁਰੂ ਗੁਰੂ ਅਰਜਨ ਦੇਵ ਜੀ ਐ ਬਹਿ ਜਾਂਦੇ ਹੋਣਗੇ ਲਓ ਬਈ ਤੁਰ ਕੀ ਬਾਣੀ ਆ ਗਈ ਬਾਣੀ ਤੁਰ ਕੀ ਬਾਣੀ ਆਈ ਸੱਚ ਆਇਆ ਸੱਚ ਲਓ ਇਹ ਵੀ ਐਂ ਹੀ ਆਉਣਾ ਹੈ ਅੰਦਰੋਂ ਹੀ ਤੇ ਜਿਹੜੇ ਗਾਇਕ ਨੇ ਉਹ ਵੀ ਐ ਕਲਮ ਜੀ ਲੈ ਕੇ ਐ ਬਹਿ ਜਾਂਦੇ ਨੇ ਐ ਐ ਐ ਉਹ ਆਉਂਦਾ ਫਿਰ ਅੰਦਰੋਂ ਹਾਏ ਹਾਏ ਹਾਏ ਕਿੰਨਾ ਗੰਦ ਕੱਢਤਾ ਅੰਦਰੋਂ ਓਏ ਵੇਖੋ ਜਿਨੇ ਇੰਨਾ ਗੰਦ ਕੱਢਤਾ ਇਹਦੇ ਅੰਦਰ ਕਿੰਨਾ ਕੁ ਹੋਊ ਆਖੋ ਸਤਨਾਮ ਵਾਹਿਗੁਰੂ ਤੇ ਜਿਨੇ ਸੱਚ ਕੱਢਿਆ ਅੰਦਰੋਂ ਉਹਦੇ ਅੰਦਰ ਕਿੰਨਾ ਕੁ ਹੋਊ ਆ ਜਿਨੇ ਆ ਵਿਚਾਰ ਕੱਢੇ ਆ ਉਹਦੇ ਅੰਦਰ ਕਿੰਨੇ ਕੁ ਹੋਣਗੇ ਧੰਨ ਕਬੀਰ ਸਾਹਿਬ ਧੰਨ ਬਾਬਾ ਫਰੀਦ ਸਾਹਿਬ ਧੰਨ ਭਗਤ ਰਵਿਦਾਸ ਜੀ ਕਿੰਨਾ ਇਹਨਾਂ ਦੇ ਅੰਦਰ ਸੱਚ ਹੋਣਾ ਹੈ ਜਿਹੜਾ ਆ ਆ ਕੱਢਿਆ ਜਿਹੜਾ ਇਹਨਾਂ ਨੇ ਕਮਾਲ ਕਰਤੀ ਅੰਦਰੋਂ ਕਿੰਨਾ ਕੁਝ ਕੱਢੀ ਜਾਂਦੇ ਨੇ ਹੀਰੇ ਕਿੰਨੇ ਕੁ ਹੋਣਗੇ ਚੁਣ ਚੁਣ ਕੱਢਤੇ ਸਾਡੇ ਲਈ ਸੁਣਿਓ ਬਈ ਚੁਣ ਚੁਣ ਹੀਰੇ ਕੱਢੇ ਸਾਡੇ ਲਈ ਕਿੰਨੇ ਕਿੰਨੇ ਇਹ ਵੇਖੋ ਕੈਸੇ ਹੋਣਗੇ ਆ ਕਈਆਂ ਨੇ ਗੰਦ ਕੱਢ ਕੇ ਫੜਾਤਾ ਉਹ ਉੱਥੇ ਨਹੀਂ ਰੁਕੀ ਗੱਲ ਉਹ ਨਿਕਲਿਆ ਇੱਕ ਬੰਦੇ ਚੋਂ ਕਿੰਨਿਆਂ ਦੇ ਦਿਮਾਗ 'ਚ ਵੜ ਗਿਆ ਕਿੰਨਿਆਂ ਨੂੰ ਗੰਦੇ ਕਰ ਗਿਆ ਆ ਸੱਚ ਨਿਕਲਿਆ ਤੇ ਗੁਰੂ ਨਾਨਕ ਦੇ ਅੰਦਰੋਂ ਚਸ਼ਮਾ ਫੁੱਟਿਆ ਫਿਰ ਗੁਰੂ ਅੰਗਦ ਸਾਹਿਬ ਚੋਂ ਫਿਰ ਗੁਰੂ ਅਮਰ ਫਿਰ ਵੇਖੋ ਕਿੱਥੋਂ ਨਿਕਲਿਆ ਆ ਕਿੰਨੇ ਪਿਉਂਦ ਕਰਤੇ ਆ ਹਾਂ ਸ੍ਰੀ ਵਾਹਿਗੁਰੂ ਵੇਖੋ ਵੇਖੋ ਹੁਣ ਸਿਰ ਦੇਣਾ ਕਿੱਥੇ ਐ ਆ ਸਿਰ ਦੇਣਾ ਵੀ ਪਾ ਦਿਓ ਜੀ ਇਹਦੇ ਵਿੱਚ ਜਿਵੇਂ ਪਗਲਾ ਐਦਾਂ ਕਰ ਦੇਣਾ ਕਿ ਦਾਲ ਵਾਲੇ ਪਾ ਦੇ ਭਾਈ ਆ ਪਾ ਦੇ ਭਾਈ ਪ੍ਰਸ਼ਾਦ ਪਾ ਦੇ ਆ ਪਾ ਦੇ ਭਾਈ ਐਦਾਂ ਤੇ ਹੁਣ ਵੇਖ ਇਹਨੂੰ ਕਰਦਾ ਕਿੰਨੇ ਕੀ ਖੋਪੜੀ ਕਰਦਾ ਕਿਹਦੇ ਅੱਗੇ ਆਪਣੀ ਖੋਪੜੀ ਕਿਹਦੇ ਅੱਗੇ ਕਰਦਾ ਹੈ ਲੈ ਉਹ ਸਾਰੇ ਅੰਦਰੋਂ ਕੱਢ ਕੇ ਬੈਠੇ ਵੇਖ ਹੁਣ ਮਰਜ਼ੀ ਤੇਰੀ ਹੈ ਕਿੱਥੇ ਖੜਦਾ ਹੁਣ ਕਰ ਖੋਪੜੀ ਕਿਹਦੇ ਅੱਗੇ ਕਰੇਗਾ ਪਵਾ ਕੀ ਪਵਾਉਣਾ ਹੈ ਫੇਰ ਨਾ ਦੋਸ਼ ਦੇਈ ਆ ਮਾੜੇ ਭਾਗ ਲਿਖਤੇ ਜੀ ਮਾੜੇ ਭਾਗ ਲਿਖਤੇ ਹੋਰ ਗੱਲ ਕਰਾਂ ਇਹਦੇ ਵਿੱਚੋਂ ਉਹ ਆਪਾਂ ਫੇਰ ਸੁਣਦੇ ਆ ਅਗਲੀ ਗੱਲ ਸੁਣ ਲਓ ਵੇਖੋ ਜਦੋਂ ਆਪਾਂ ਕਹਿੰਦੇ ਆ ਨਾ ਵੀ ਮੇਰੇ ਭਾਈ ਸਾਡੇ ਤੇ ਭਾਗ ਹੀ ਮਾੜੇ ਨੇ ਨਾ ਤੂੰ ਖੋਪੜੀ ਉਹਨਾਂ ਅੱਗੇ ਕੀਤੀ ਹੋਣੀ ਹੈ ਜਿਨ੍ਹਾਂ ਨੇ ਮੇਲ ਪਾਈ ਹੈ ਤੇਰੇ ਅੰਦਰ ਭਾਗ ਤੇਰੇ ਤਾਂ ਮਾੜੇ ਨੇ ਤੇਰੇ ਅੰਦਰ ਗੰਦ ਪਾਇਆ ਤੂੰ ਪਵਾਇਆ ਹੈ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਾਈ ਲੇਖ ਪਰਮਾਤਮਾ ਨੇ ਨਹੀਂ ਲਿਖੇ ਬੰਦਾ ਲਿਖਦਾ ਹੈ ਆਪਾਂ ਕਹਿ ਨੇ ਨਾ ਵੀ ਸਾਡੇ ਤੇ ਭਾਈ ਭਾਗਾਂ 'ਚ ਹੀ ਨਹੀਂ ਲਿਖਿਆ ਸਾਡੇ ਤੇ ਕਰਮਾਂ 'ਚ ਹੀ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਗ ਬੰਦਾ ਲਿਖਦਾ ਹੈ ਹੁਣ ਧਿਆਨ ਨਾਲ ਸਮਝਿਓ ਗੱਲ ਭਾਗ ਕਿਵੇਂ ਲਿਖੇ ਜਾਂਦੇ ਐ ਕਿਵੇਂ ਲਿਖੇ ਜਾਂਦੇ ਐ ਕਈ ਬੰਦੇ ਪਿਛਲੇ ਸਾਲ ਪੁੜਾਣੀ ਆਏ ਹੋਣਗੇ ਦੀਵਾਨ ਵਿੱਚ ਤੇ ਇੱਥੇ ਦੀਵਾਨ ਸੁਣਿਆ ਹੋਏਗਾ ਉਦੋਂ ਹੀ ਮਨ 'ਚ ਆ ਗਿਆ ਸੀ ਵੀ ਯਾਰ ਜਦੋਂ ਅਗਲੀ ਵਾਰੀ ਲੱਗਣਗੇ ਆਪਾਂ ਜ਼ਰੂਰ ਚੱਲਾਂਗੇ ਉਸ ਵੇਲੇ ਦੇ ਕਰਮ ਨੇ ਜਦੋਂ ਆਪਾਂ ਫਿਜ਼ੀਕਲੀ ਕਰਦੇ ਆ ਉਹ ਸਾਡਾ ਕਰਮ ਹੈ ਜਦੋਂ ਆਪਾਂ ਕਰਦੇ ਆ ਉਹ ਕਰਮ ਹੈ ਜਿਹੜਾ ਸੋਚਦੇ ਆ ਪਲਾਨ ਬਣਾਉਂਦੇ ਆ ਉਹ ਭਾਗ ਹੈ ਇੱਥੇ ਬੈਠਿਆਂ ਤੇ ਕਰਮ ਜਾ ਗਿਆ ਨਾ ਕਰਮ ਕੀਤਾ ਜਦੋਂ ਆ ਗਏ ਬਹਿ ਗਏ ਐ ਪਲਾਨ ਬਣ ਗਿਆ ਦਿਮਾਗ 'ਚ ਵੀ ਯਾਰ ਫੇਰ ਦੁਆਨ ਲੱਗੇ ਜ਼ਰੂਰ ਆਵਾਂਗੇ ਉਦੋਂ ਹੀ ਭਾਗ ਬਣ ਗਿਆ ਸੀ ਉਦੋਂ ਹੀ ਉਦੋਂ ਬਾਅਦ ਅੱਜ ਆ ਗਏ ਇਹ ਕੀ ਬਣ ਗਿਆ ਕਰਮ ਲੈ ਅੱਜ ਆ ਕੇ ਕਰਮ ਬਣ ਗਿਆ ਅੱਜ ਫੇਰ ਸੋਚ ਲਈਏ ਵੀ ਲੈ ਹੁਣ ਮਲੌਦ ਦੀਵਾਨ ਆਉਣਗੇ ਫੇਰ ਚੱਲਾਂਗੇ ਲੈ ਫੇਰ ਭਾਗ ਤਿਆਰ ਆ ਆਖੋ ਸਤਨਾਮ ਵਿਵਾਸ ਅੱਜ ਆਪਾਂ ਇੱਥੇ ਬੈਠੇ ਆ ਚੰਗਾ ਕਰਮ ਕਰ ਰਹੇ ਆ ਚੰਗਾ ਭਾਗ ਤਿਆਰ ਆ ਜੇ ਆਪਾਂ ਬੈਠੇ ਹੁੰਦੇ ਕਿਤੇ ਇਕੱਠੇ ਪੰਜ ਚਾਰ ਜਣੇ ਪੀ ਰਹੇ ਆ ਬੈਠੇ ਤੇ ਬੈਠਿਆਂ ਬੈਠਿਆਂ ਪਤਾ ਕੀ ਪਲਾਨ ਬਣ ਗਿਆ ਵੀ ਯਾਰ ਜਿਵੇਂ ਅੱਜ ਬੈਠੇ ਆ ਨਾ ਬੁੱਧਵਾਰ ਅੱਜ ਪੀਤੀ ਐ ਅਗਲੇ ਬੁੱਧਵਾਰ ਯਾਰ ਆਪਾਂ ਫੇਰ ਬੋਤਲ ਲਿਆਵਾਂਗੇ ਅੱਜ ਵਾਲੇ ਮਾੜੇ ਕਰਮ ਨੇ ਕੀ ਬਣਾਤਾ ਮਾੜਾ ਭਾਗ ਮਾੜਾ ਪਲਾਨ ਬਣਾਤਾ ਮਾੜਾ ਪਲਾਨ ਬਣ ਗਿਆ ਮਾੜੇ ਕਰਮਾਂ ਤੋਂ ਮਾੜੇ ਪਲਾਨ ਬਣੀ ਜਾਂਦੇ ਐ ਚੰਗੇ ਕਰਮਾਂ ਤੋਂ ਚੰਗੇ ਪਲਾਨ ਚੰਗੇ ਭਾਗ ਬਣੀ ਜਾਂਦੇ ਐ ਲੈ ਹੁਣ ਬਾਣੀ ਚੋਂ ਪੜਦੇ ਆ ਮਹਾਰਾਜ ਕਹਿੰਦੇ ਐ ਕਰ ਕਰ ਕਰਨਾ ਜਿਹੜਾ ਤੁਸੀਂ ਕੰਮ ਕਰਦੇ ਹੋ ਆਪਣੇ ਭਾਗ ਬਣਾ ਲੈਂਦੇ ਹੋ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਆਪੇ ਹੀ ਖਾਓ ਜਿਹੜਾ ਬੀਜੋਗੇ ਵਟੋਗੇ ਜੋ ਕਰਦੇ ਹੋ ਲਿਖਿਆ ਜਾਂਦਾ ਹੈ ਜੋ ਕਰੀ ਜਾਂਦੇ ਹੋ ਭਾਈ ਉਹ ਲਿਖਿਆ ਜਾਂਦਾ ਹੈ ਹੋਰ ਸੁਣੋ ਦਿਨ ਰਾਤ ਕਮਾਏ ਅੜੋ ਜਿਹੜੇ ਆਪਾਂ ਦਿਨ ਰਾਤ ਕੰਮ ਕਰਦੇ ਆ ਸੋ ਆਇਓ ਮੱਥੇ ਜਿੱਦਾਂ ਦੇ ਕੰਮ ਕਰੋਗੇ ਉਹ ਤੁਹਾਡੇ ਮੱਥੇ ਦੇ ਭਾਗ ਬਣਨਗੇ ਹੋਰ ਸੁਣੋ ਰੱਬ ਲਿਖਦਾ ਹੈ ਪਰਮਾਤਮਾ ਲਿਖਦਾ ਆ ਬਾਬਾ ਫਰੀਦ ਸਾਹਿਬ ਦੀ ਪੰਕਤੀ ਹੈ ਵੇਖਿਓ ਗੁਰੂ ਸਾਹਿਬ ਬਾਬਾ ਫਰੀਦ ਸਾਹਿਬ ਕੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਪੜੋ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲਿਖਣਾ ਦੇਖ ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ ਹੁਣ ਇੱਥੇ ਦੱਸੋ ਵੀ ਰੱਬ ਨੂੰ ਲਿਖਿਆ ਵੀ ਮਾੜੇ ਲੇਖ ਨਾਲ ਲਿਖ ਕਿੰਨੂੰ ਲਿਖਿਆ ਸਾਨੂੰ ਸਾਨੂੰ ਲਿਖਿਆ ਨਾ ਹੁਣ ਕਈ ਵਾਰੀ ਨਾ ਹੁਣ ਗਾਂ ਸਵਾਲ ਗੁੰਝਲਦਾਲ ਬਣ ਜਾਂਦੇ ਜਦੋਂ ਬਾਣੀ ਚ ਇਦਾਂ ਲਿਖਿਆ ਮਿਲਦਾ ਹੈ ਵੀ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ ਉਦੋਂ ਕੁਐਸਚਨ ਖੜਾ ਹੁੰਦਾ ਵੀ ਇੱਥੇ ਤੇ ਲਿਖਿਆ ਰੱਬ ਲਿਖਦਾ ਹੈ ਪਰਮਾਤਮਾ ਦਾ ਵੇਖਿਓ ਕਾਨੂੰਨ ਸਰਕਾਰ ਨੇ ਲਿਖਿਆ ਹੈ ਜਿਹੜਾ ਕਾਨੂੰਨ ਹੈ ਉਹ ਸਰਕਾਰ ਨੇ ਲਿਖਿਆ ਹੈ ਉਹ ਤੂੰ ਨਹੀਂ ਲਿਖ ਸਕਦਾ ਇੱਥੋਂ ਦਾ ਭਾਰਤ ਦਾ ਕਾਨੂੰਨ ਸੰਵਿਧਾਨ ਜਿਹੜਾ ਬਣਿਆ ਹੈ ਉਹ ਸਰਕਾਰ ਦਾ ਲਿਖਿਆ ਹੈ ਪਰ ਸਟੇਰਿੰਗ ਸਹੀ ਚਲਾਉਣਾ ਹੈ ਇਹ ਤੂੰ ਲਿਖਣਾ ਹੈ ਆਖੋ ਸਤਨਾਮ ਗੁਰੂ ਵਾਹਿਗੁਰੂ ਯਾਨੀ ਕਿ ਜਿਹੜਾ ਉੱਪਰ ਸਾਰੇ ਦਾ ਸਾਰਾ ਸਿਸਟਮ ਹੈ ਉਹ ਪਰਮਾਤਮਾ ਦਾ ਅਸਲ ਕਾਨੂੰਨ ਪਰਮਾਤਮਾ ਦਾ ਕਾਨੂੰਨ ਬਣਾਤਾ ਉਹ ਨਹੀਂ ਤੂੰ ਲਿਖ ਸਕਦਾ ਪਰ ਗੱਡੀ ਸਹੀ ਚਲਾਉਣੀ ਹੈ ਇਹ ਤੂੰ ਲਿਖਣਾ ਪੜ੍ਹਾਈ ਕਰਨੀ ਹੈ ਕਿ ਜੇਲ੍ਹ 'ਚ ਜਾਣਾ ਹੈ ਪੜ੍ਹਾਈ ਕਰੇਗਾ ਤਾਂ ਵੀ ਸਰਕਾਰ ਦੇ ਅੰਡਰ ਹੀ ਹੈ ਜੇ ਜੇਲ੍ਹ ਚਲਿਆ ਜਾਏਗਾ ਜੇਲ੍ਹ ਕਿਹੜਾ ਸਰਕਾਰ ਤੋਂ ਹੁਕਮ ਤੋਂ ਬਾਹਰ ਹੈ ਜੇਲ੍ਹ ਵੀ ਅੰਡਰ ਹੀ ਆਉਂਦੀ ਹੈ ਪਰਮਾਤਮਾ ਦਾ ਉੱਪਰ ਹੁਕਮ ਵਰਤਦਾ ਹੈ ਉਹ ਰੱਬ ਦਾ ਲਿਖਿਆ ਹੈ ਰੱਬ ਦੇ ਲਿਖੇ ਮੁਤਾਬਕ ਹੁਣ ਤੂੰ ਵੇਖ ਵੀ ਤੂੰ ਕੀ ਲਿਖ ਕੇ ਕਿੱਧਰ ਨੂੰ ਜਾਣਾ ਹੈ ਆਖੋ ਸਤਨਾਮ ਵਾਹਿਗੁਰੂ ਜੇਲ੍ਹ ਰੱਬ ਦੀ ਬਣਾਈ ਹੈ ਕਾਲਜ ਵੀ ਰੱਬ ਦਾ ਬਣਾਇਆ ਹੈ ਕਾਲਜ ਵਿੱਚ ਜਾਣਾ ਹੈ ਇਹ ਵੇਖ ਲੈ ਇਹ ਲਿਖ ਲੈ ਆਪਣੇ ਭਾਗ ਵੀ ਕਾਲਜ ਚ ਪੜ੍ਹਨਾ ਹੈ ਇਹ ਲਿਖ ਲੈ ਵੀ ਜੇਲ੍ਹ ਚ ਜਾਣਾ ਹੁਣ ਮਰਜ਼ੀ ਤੇਰੀ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਸੰਗਤ ਨੇ ਉੱਠਣਾ ਨਹੀਂ ਕਿਸੇ ਨੇ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਉੱਠਣਾ ਕਿਸੇ ਨੇ ਨਹੀਂ ਜੀ ਆਇਆਂ ਨੂੰ ਕਹੀਏ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਹੈ ਜਿਹੜੇ ਗੁਰੂ ਵਾਲੇ ਬਣ ਕੇ ਆਏ ਐ ਹਿਲਜੁਲ ਨਾ ਕਰਿਓ ਬਿਲਕੁਲ ਮਾੜਾ ਮਾੜਾ ਥਾਂ ਦੇ ਦਿਓ ਵੀ ਵਿੱਚ ਦੀ ਜਿਹੜਾ ਰਾਹ ਬਣਿਆ ਨਾ ਬਿਲਕੁਲ ਥੋੜਾ ਥੋੜਾ ਕੋਈ ਨਹੀਂ ਬਹੁਤਾ ਨਹੀਂ ਬੀਬੀਆਂ ਬੀਬੀਆਂ ਵਾਲੇ ਪਾਸੇ ਥੋੜਾ ਥੋੜਾ ਹੋਵੋ ਸਿੰਘ ਸਿੰਘਾਂ ਵਾਲੇ ਪਾਸੇ ਹੋਵੋ ਥੋੜੀ ਥੋੜੀ ਜਗ੍ਹਾ ਛੱਡ ਦਿਓ ਬਸ ਪੰਜ ਪਿਆਰੇ ਔਰ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜੀ ਆਇਆਂ ਨੂੰ ਕਹਿ ਦਈਏ ਫਿਰ ਅੱਗੇ ਗੱਲ ਕਰਦੇ ਆ ਭਾਈ ਆ ਸਮਝ ਲਿਓ ਧਿਆਨ ਨਾਲ ਨੁਕਤੇ ਜਿਹੜੇ ਨੇ ਧਿਆਨ ਨਾਲ ਸਮਝੀ ਚੱਲੀਏ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਤੁਮੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਸਾਈ ਸਣ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਲੜ ਲੱਗਿਆ ਗੁਰੂ ਜੀ ਤੇਰੇ ਬੰਦੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ wow, ਜਿਨ੍ਹਾਂ ਨੂੰ ਸਮਾਗਮ ਦਾ ਚਾਹ ਤੇ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਵਾ ਸਿੱਧੀਆਂ ਹੀ ਰੱਖਿਓ ਪਿਆਰਿਓ ਕਿਰਪਾ ਕਰਿਓ ਸਾਰੇ ਬੋਲੇ ਸੋ ਨਿਹਾਲ ਸਾਸਰੀ ਅਕਾਲ ਰਾਜ ਕਰੇਗਾ ਹਾਲ ਦੇਖ ਦੇਖ ਹੈ ਬੰਦ ਕੀ ਬੋਲੇ ਸੋ ਨਿਹਾਲ ਸਾਸਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਰਾਜ ਕਰੇਗਾ ਸੁਣਾ ਦੇਖ ਦੇ ਭਗਤੇ ਹੈ ਬੰਦ ਕੀ ਗੀਤ ਆਗਿਆ ਭਈ ਅਕਾਲ ਦੀ ਤਵੇ ਚਲਾਇਓ ਸਭ ਸਿੱਖ ਹੁਕਮ ਹੈ ਗੁਰੂ ਬਾਨਿਓ ਰਤ ਗੁਰੂ ਬਾਨਿਓ ਰਤ ਬੋਲੇ ਸੋ ਨਿਹਾਲ ਸ੍ਰੀ ਅਕਾਲ Sonne, Sonne, Halle. 141 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈਆਂ ਬਈ ਪਿਆਰਿਓ ਮੇਰਾ ਇਹ ਤਜਰਬਾ ਹੈ ਜਦੋਂ ਐ ਕਹਿੰਦੇ ਆ ਨਾ ਕਈ ਵਾਰੀ ਝੋਲੀਆਂ ਭਰ ਜਾਣਗੀਆਂ ਘਾਟੇ ਹੀ ਨਹੀਂ ਰਹਿਣੇ ਸਭ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਅੰਮ੍ਰਿਤ ਛਕ ਲੋ ਉਦੋਂ ਕਈ ਕਹਿੰਦੇ ਅੱਛਾ ਬਾੜਾ ਸਭ ਕੁਝ ਛਕ ਲੋ ਵੀ ਛਕ ਲੋ ਤੇ ਜਦੋਂ ਕਹਿੰਦੇ ਆ ਵੀ ਆ ਪੜ੍ਹਾਈ ਕਿਵੇਂ ਦੀ ਹੈ ਕਹਿੰਦੇ ਠੀਕ ਹੈ ਜੇ ਪੜ੍ਹਾਈ ਚੰਗੀ ਹੈ ਫਿਰ ਦਾਖਲਾ ਲਓ ਅੱਜ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਕਰੀਏ ਇਹਦੇ ਲਈ ਕੋਈ ਕੋਈ ਨਿੱਤਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਐ ਕਹਿ ਦਈਏ ਵੀ ਲੋ ਵੀ ਮੁਕਤੀ ਮਿਲ ਜਾਣੀ ਜਿਹਨੇ ਅਮਰ ਛਕ ਲਿਆ ਤਰ ਗਿਆ ਮੈਂ ਕਹਿੰਦਾ ਵੀ ਇਹ ਇਹ ਐਡਮਿਸ਼ਨ ਹੈ ਇਹ ਡਿਗਰੀ ਨਹੀਂ ਇਹ ਦਾਖਲਾ ਹੈ ਇਹ ਪਹਿਲੇ ਡੰਡੇ ਤੇ ਪੈ ਰਹੇ ਸਿਰੇ ਵਾਲੇ ਡੰਡੇ ਤੇ ਨਹੀਂ ਉਦੋਂ ਫਿਰ ਮਾਫ ਕਰਨਾ ਵਿਰਲੇ ਵਿਰਲੇ ਰਹਿ ਜਾਂਦੇ ਆ ਜਿਹੜੇ ਗੱਲ ਪਕੜਦੇ ਐ ਪਰ ਮੈਨੂੰ ਹੁਣ ਖੁਸ਼ੀ ਇਸ ਗੱਲ ਦੀ ਐ ਵੀ ਜਿਹੜੇ ਹੁਣ ਦੀਵਾਨ ਸੁਣ ਕੇ ਅੰਮ੍ਰਿਤ ਛਕਦੇ ਐ ਉਹ ਸੁਣਨਗੇ ਵੀ ਸਮਝਣਗੇ ਵੀ ਪੜਨਗੇ ਵੀ ਉਹ ਲਾਲਚ ਜਾ ਕੇ ਨਹੀਂ ਛਕਦੇ ਵੀ ਲੈ ਵੀ ਹੁਣ ਤੇ ਵੀਜੇ ਲੱਗ ਜਾਣਗੇ ਜੇ ਅੰਮ੍ਰਿਤ ਛਕ ਲਿਆ ਹੁਣ ਤੇ ਮੌਜਾਂ ਲੱਗ ਜਾਣਗੀਆਂ ਜੇ ਅੰਮ੍ਰਿਤ ਛੱਕ ਮਾਫ ਕਰਨਾ ਅੰਮ੍ਰਿਤ ਛੱਕ ਕੇ ਜਦੋਂ ਬੰਦੇ ਦਾ ਜੀਵਨ ਸੁਧਰ ਗਿਆ ਬਾਕੀ ਸਾਰਾ ਕੁਝ ਤੇ ਆਪੇ ਹੀ ਮਗਰ ਮਗਰ ਭੱਜੂ ਫਿਰ ਭੱਜਿਆ ਫਿਰਨਾ ਆਪੇ ਹੀ ਮਗਰ ਮਗਰ ਆਉਣਾ ਹੈ ਪਰ ਲਾਲਚ ਦੇ ਕੇ ਨਹੀਂ ਸਮਝ ਕੇ ਸਮਝਾ ਕੇ ਫਿਰ ਵੀ ਹਾਂ ਪੜ੍ਹਾਈ ਬਹੁਤ ਚੰਗੀ ਹੈ ਸਕੂਲ ਬਹੁਤ ਵਧੀਆ ਹੈ ਇੱਥੋਂ ਦੇ ਬੜੇ ਮਨੀ ਸਿੰਘ ਦੀਪ ਸਿੰਘ ਵਰਗੇ ਰਹੇ ਆ ਭਾਈ ਮਨੀ ਸਿੰਘ ਵਰਗੇ ਲੈ ਮਨਾ ਇਸ ਸਕੂਲ ਦਾ ਤੂੰ ਵੀ ਵਿਦਿਆਰਥੀ ਬਣ ਜਾ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਵੀ ਅੱਜ ਤੋਂ ਪੜ੍ਹਿਆ ਕਰਾਂਗੇ ਇਹ ਪੜ੍ਹਾਈ ਕਰਾਂਗੇ ਫਿਰ ਪਾਸ ਵੀ ਹੋਵਾਂਗੇ ਇਹ ਚੈਪਟਰ ਹੋ ਰਿਹਾ ਇਹ ਗੱਲ ਹੀ ਕੋਈ ਹੋ ਰਿਹਾ ਹੁਣ ਉਹਨਾਂ ਉਹਨਾਂ ਨੇ ਇਸ ਰਾਹ ਤੇ ਤੁਰਨਾ ਜਿਹੜੇ ਪੜ੍ਹਾਈ ਪੜਨਗੇ ਭਾਈ ਆਓ ਹੁਣ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਪ੍ਰਮਾਤਮਾ ਲੇਖ ਲਿਖਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਆਪੇ ਹੀ ਮੇਰਿਓ ਵੀਰੋ ਮੇਰਿਓ ਭਾਈਓ ਹੁਣ ਵੇਖਿਓ ਵੀ ਖੋਪੜੀ ਕੀਤੀ ਕਿਹਦੇ ਅੱਗੇ ਹੈ ਗੱਲ ਇਹ ਚੱਲਦੀ ਸੀ ਵੀ ਜਦੋਂ ਤੂੰ ਐ ਅਗਲੇ ਨੇ ਤੇ ਪਾ ਦੇਣੇ ਨੇ ਵਿਚਾਰ ਇੱਥੇ ਮੈਲ ਵੀ ਵਰਤ ਰਹੀ ਹੈ ਪਿਆਰਿਓ ਝੂਠ ਵੀ ਵਰਤਦਾ ਸੱਚ ਵੀ ਵਰਤਦਾ ਹੁਣ ਪਵਾਇਆ ਕੀ ਹੈ ਦਿਮਾਗ ਵਿੱਚ ਵੇਖਿਓ ਇੱਕ ਵਾਰੀ ਜੇ ਸਰੀਰ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇੱਕੋ ਹੀ ਵਾਰੀ ਹੈ ਜਿਹੋ ਜੇ ਵਿਚਾਰ ਬਣੇ ਬਣ ਸੁਣੇਗਾ ਪੜੇਗਾ ਸਮਝੇਗਾ ਉਹੋ ਜਿਹੀ ਬਣ ਜਾਏਗਾ ਹੁਣ ਮਰਜ਼ੀ ਤੇਰੀ ਹੈ ਵੀ ਇਧਰੋਂ ਪਿਆਉਣ ਹੋਣਾ ਹੈ ਕਿ ਦੂਜੇ ਪਾਸੇ ਲੱਗਣਾ ਇਹ ਸਾਡੀ ਮਰਜ਼ੀ ਹੈ ਜੀ ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਇਧਰ ਵਾਲੇ ਪਾਸੇ ਜੋੜਿਆ ਨਹੀਂ ਜਾ ਸਕਦਾ ਨਾ ਹੀ ਕੋਈ ਆਗਿਆ ਇੱਥੇ ਵੀ ਬੰਦਾ ਧੱਕੇ ਨਾਲ ਕਿਸੇ ਨੂੰ ਮਨਾਵੇ ਵੀ ਇਧਰ ਨੂੰ ਆ ਜਾ ਧੱਕੇ ਨਾਲ ਕਿਸੇ ਨੂੰ ਨਹੀਂ ਮਨਾਇਆ ਜਾਂਦਾ ਅੰਮ੍ਰਿਤ ਛਕਣ ਲਈ ਆ ਜਾਓ 10 ਸਾਲ ਦੀ ਉਮਰ ਤੋਂ ਵੱਧ ਹੈ ਤਾਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ ਨਾ ਭਾਈ ਨਾ ਐਦਾਂ ਨਹੀਂ ਪਹਿਲਾਂ ਸਮਝ ਆ ਗਈ ਕੁਛ ਮਾੜੀ ਮੋਟੀ ਫੇਰ ਛਕਾਵਾਂ ਫੇਰ ਆ ਜਾ ਇਧਰਲੇ ਪਾਸੇ ਜੇ ਲੱਗਣਾ ਹੈ ਤੇ ਤਾਂ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਕਿਰਪਾ ਕਰਕੇ ਸਮਝੋ ਇਸ ਗੱਲ ਨੂੰ ਵੀ ਖੋਪੜੀ ਕਿਹਦੇ ਅੱਗੇ ਕਰਦਾ ਹੈ ਹੁਣ ਗੱਲ ਇੱਥੇ ਨਿਬੜੂ ਆ ਕੇ ਤੇ ਜਿਹੜੇ ਮਾੜੇ ਲਿਖਦੇ ਆ ਲੋ ਵੀਰੋ ਭਾਈਓ ਸੁਣਿਓ ਕਈ ਵਾਰੀ ਆਉਂਦਾ ਉਹ ਫਲਾਣਾ ਉੱਥੇ ਵਾਲਾ ਬਾਲੇ ਵਧੀਆ ਗੀਤ ਲਿਖਦਾ ਹੈ ਓਏ ਉੱਥੇ ਵਾਲਾ ਬਹੁਤ ਵਧੀਆ ਲਿਖਦਾ ਹੈ ਇਹ ਲੁਧਿਆਣੇ ਇਲਾਕੇ 'ਚ ਦੋ ਤਿੰਨ ਵਾਰੀ ਦੀਵਾਨਾਂ 'ਚ ਗੱਲ ਹੋਈ ਹੈ ਪਹਿਲਾਂ ਪਰ ਅੱਜ ਫੇਰ ਸੁਣੋ ਆਪਣੇ ਗੁਰੂ ਬਾਬਾ ਜੀ ਆ ਗੁਰੂ ਗ੍ਰੰਥ ਸਾਹਿਬ ਜਦੋਂ ਨਾ ਐਦਾਂ ਐਦਾਂ ਕੈਸਟ ਜੀ ਐਦਾਂ ਕਹਿੰਦੇ ਰਿਲੀਜ਼ ਕਰਨੀ ਆ ਪਹਿਲਾਂ ਮੱਥਾ ਟੇਕਣ ਆਏ ਆ ਕਿਤੇ ਉਧਰੋਂ ਰਾਗੀ ਪੜਦੇ ਨਾ ਸ਼ਬਦ ਉੱਥੇ ਖੜਾ ਹੋਵੇ ਮੱਥਾ ਫੋਟੋ ਖਿਚਾਉਣ ਵਾਲਾ ਉਹਨੂੰ ਪਤਾ ਲੱਗ ਜੇ ਵੀ ਬਾਬਾ ਸਾਡੇ ਵਾਲਾ ਤੇ ਆਹ ਕਹਿੰਦਾ ਤੇਰੇ ਲਈ ਮਾੜਾ ਲਿਖਣ ਵਾਲਿਆ ਆ ਸੁਣ ਕੇ ਜਾਈ ਜਰਾ ਸੁਣ ਕੇ ਜਾਈ ਜਰਾ ਮੱਥਾ ਟੇਕ ਕੇ ਨਾ ਮੁੜੀ ਗੱਲਾਂ ਰਮਾਲਾ ਚੜਾ ਕੇ ਦੇਖ ਕਰਾ ਕੇ ਨਾ ਮੁੜੀ ਆ ਸੁਣ ਕੇ ਜਾਈ ਤੇਰੇ ਵਾਸਤੇ ਗੁਰੂ ਜੀ ਕਹਿੰਦੇ ਕੀ ਹੈ ਕਲਮ ਕਲਮ ਜਲੋ ਸਣ ਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲੋ ਬਲੋ ਜਿਨ ਲਿਖਿਆ ਦੂਜਾ ਪਾਓ ਸੜ ਜਾਓ ਲਿਖਣ ਵਾਲਾ ਜਿਨੇ ਦੂਜਾ ਭਾਉ ਹੋਰ ਚੀਜ਼ਾਂ ਨਾਲ ਪਿਆਰ ਪਾਤਾ ਰੱਬ ਨੂੰ ਛੱਡ ਕੇ ਪਰਮਾਤਮਾ ਨਾਲੋਂ ਤੋੜੀ ਜਾਂਦੇ ਨੇ ਜਿਹੜੇ ਸੜ ਜਾਏ ਕਲਮ ਸੜ ਜਾਏ ਤੇਰੀ ਦਵਾਤ ਸੜ ਜਾਏ ਤੇਰਾ ਕਾਗਜ਼ ਲਿਖਣ ਵਾਲਿਆ ਤੂੰ ਸੜ ਜਾਏ ਵੇਖੋ ਹੁਣ ਮਾੜੇ ਗੀਤ ਲਿਖਣ ਵਾਲਿਆਂ ਨੂੰ ਇਹ ਕਹਿੰਦੇ ਆ ਸਾਡੇ ਵਰਗਾ ਸਟੇਜ ਤੇ ਬੋਲ ਦਿੰਦਾ ਹੈ ਲਓ ਜੀ ਗਾਇਕਾਂ ਤੇ ਤਵਾ ਲਾਤਾ ਐ ਕਹਤਾ ਓਏ ਅਸੀਂ ਕੌਣ ਆ ਲਾਉਣ ਵਾਲੇ ਸਾਡੀ ਔਕਾਤ ਕੀ ਹੈ ਕਿਸੇ ਬੰਦੇ ਬਾਰੇ ਅਸੀਂ ਬੋਲਦੀਏ ਸਾਡੀ ਕੀ ਔਕਾਤ ਹੈ ਪਰ ਦੱਸਿਓ ਜਰਾ ਬਈ ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਫਿਰ ਤੇ ਪੜ੍ਹ ਕੇ ਸੁਣਾਉਣਾ ਚਾਹੀਦਾ ਕਿ ਨਹੀਂ ਦੱਸੋ ਇੰਨੀ ਕੁ ਦਲੇਰੀ ਤੇ ਚਾਹੀਦੀ ਵੀ ਪੜ੍ਹ ਕੇ ਤੇ ਸੁਣਾ ਦਈਏ ਯਾਰ ਅਸੀਂ ਕਿਹੜਾ ਆਪ ਲਿਖਿਆ ਇੰਨੀ ਕੁ ਹਿੰਮਤ ਤੇ ਚਾਹੀਦੀ ਐ ਸਾਡੇ 'ਚ ਪੜ੍ਹ ਕੇ ਸੁਣਾਈਏ ਹੁਣ ਅਗਲਾ ਰੌਲਾ ਪਾਏਗਾ ਵਿਰੋਧ ਹੋਏਗਾ ਚੱਲ ਫਿਰ ਜੋ ਹੁੰਦਾ ਹੋਣ ਦਿਓ ਜੇ ਉਹ ਜਿਹੜੇ ਲਿਖ ਕੇ ਗਏ ਐ ਜੇ ਉਹ ਤਵੀਆਂ ਤੇ ਬਹਿ ਸਕਦੇ ਐ ਤੇ ਅਸੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੇ ਫਿਰ ਕੀ ਗੱਲ ਸੁਣ ਲਓ ਗਾਲਾਂ ਹੀ ਕੱਢ ਲੈਣਗੇ ਗਾਇਕਾਂ ਦੇ ਫੈਨ ਹੋਰ ਕੀ ਕਰ ਲੈਣਗੇ ਮਾੜੇ ਕਮੈਂਟ ਕਰ ਦੇਣਗੇ ਕਰ ਲੈਣ ਦਿਓ ਮਾੜਾ ਲਿਖ ਲੈਣਗੇ ਲਿਖ ਲੈਣ ਦਿਓ ਪੰਜ ਗਾਲਾਂ ਕੱਢ ਦੇਣਗੇ ਕੱਢ ਲੈਣ ਦਿਓ ਵੱਧ ਤੋਂ ਵੱਧ ਗੋਲੀਆਂ ਮਾਰ ਦੇਣਗੇ ਇਹਨਾਂ ਨੇ ਮਾਰ ਕੇ ਵੀ ਵੇਖ ਲੀਆਂ ਗੋਲੀ ਮਾਰ ਦੇਣਗੇ ਫਿਰ ਕੀ ਹੋ ਜਾਏਗਾ ਤੂੰ ਵੱਧ ਤੇ ਨਹੀਂ ਕੁਝ ਕਰ ਦੇਣਗੇ ਇਦੋਂ ਅੱਗੇ ਤੇ ਨਹੀਂ ਜਾਣਗੇ ਕਿ ਇਦੋਂ ਅੱਗੇ ਜਾਣਗੇ ਇਦੋਂ ਗਾਂ ਕੀ ਕਰਨਗੇ ਫਿਰ ਸਿਰੇ ਵਾਲੀ ਗੱਲ ਹੋ ਜਾਂਦੀ ਹੈ ਨਾ ਫਿਰ ਤਾਂ ਕਰਕੇ ਜੋ ਲਿਖਿਆ ਹੈ ਉਹ ਅੱਗੇ ਆਪ ਜੀ ਤੱਕ ਦੱਸਦੇ ਆ ਉਹਨੂੰ ਸਮਝ ਲਓ ਕਿਰਪਾ ਕਰ ਹੁਣ ਜਦੋਂ ਸਾਡੇ ਵਰਗੇ ਭਾਈ ਤੇਰੇ ਤੇ ਭਾਗਾਂ 'ਚ ਨਹੀਂ ਸਾਡੇ ਭਾਗ ਤੇ ਬਾਹਲੇ ਚੰਗੇ ਐ ਹੁਣ ਮੇਰੇ ਵਰਗਾ ਸਟੇਜ ਤੇ ਬਹਿ ਕੇ ਕਵੇ ਪਿਛਲੇ ਜਨਮਾਂ 'ਚ ਭਗਤੀ ਕਰਕੇ ਆਇਆ ਮੈਂ ਮੈਂ ਫਲਾਣੇ ਇੱਥੇ ਭਗਤੀ ਕੀਤੀ ਮੈਂ ਉੱਥੇ ਬਹਿ ਕੇ ਭਗਤੀ ਪਿਛਲੇ ਜਨਮ 'ਚ ਕੀਤੀ ਤੁਹਾਡੇ ਵਰਗਾ ਬੰਦਾ ਐ ਹਾ ਹਾ ਹਾ ਬਾਬਾ ਜੀ ਅਸੀਂ ਤੇ ਫਿਰ ਐਵੇਂ ਹੀ ਰਹਿ ਗਏ ਹੁਣ ਮੈਂ ਤੇ ਮੂੰਹ ਹੀ ਹਿਲਾ ਦੇਣਾ ਤੁਸੀਂ ਕਿਹੜਾ ਵੇਖਿਆ ਤੁਸੀਂ ਕਿਹੜਾ ਵੇਖਿਆ ਹੈ ਮੈਂ ਐ ਕਹਿ ਹੀ ਦੇਣਾ ਮਾੜਾ ਜਿਹਾ ਬਸ ਤੇ ਜਿਹੜਾ ਸ਼ਰਧਾਲੂ ਹੁੰਦਾ ਹੈ ਉਹ ਤੇ ਬਸ ਐਂ ਮੰਨ ਲੈਂਦਾ ਸੱਚ ਸਾਰਾ ਕੁਝ ਤੇ ਜਿਹੜਾ ਲਿਖਦਾ ਚੰਗਾ ਜਿਹੜੇ ਬੰਦੇ ਨੇ ਗੰਦ ਸਾਫ਼ ਕੀਤਾ ਲੋਕਾਂ ਦੇ ਦਿਮਾਗ ਚੋਂ ਉਹਦੀ ਬਾਬਤ ਸੁਣੋ ਸਾਡਾ ਬਾਬਾ ਕੀ ਕਹਿੰਦਾ ਹੈ ਮੇਰੇ ਗੁਰੂ ਜੀ ਉਹਨੂੰ ਸ਼ਾਬਾਸ਼ੇ ਵੇਖੋ ਕਿੰਨੀ ਵੱਡੀ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਕਹਿੰਦੇ ਐ ਮੇਰੇ ਵਰਗਾ ਉਸ ਲਖਾਰੀ ਨੂੰ ਉਸ ਗਾਇਕ ਨੂੰ ਉਸ ਗਲੇ ਨੂੰ ਉਸ ਬਾਜੇ ਨੂੰ ਉਹਦੇ ਹੱਥ ਨੂੰ ਕਿਉਂ ਨਹੀਂ ਧੰਨ ਕਵਾਂਗੇ ਅਸੀਂ ਕਿਉਂ ਨਹੀਂ ਮੱਥੇ ਨਾਲ ਲਾਵਾਂਗੇ ਹੱਥ ਫੜ ਕੇ ਉਹਦਾ ਵੀ ਲਿਆ ਫੜਾ ਲੈ ਤੇਰਾ ਹੱਥ ਮੱਥੇ ਤੇ ਲਾਵਾਂ ਮੈਂ ਆਪਣੇ ਆ ਧੰਨ ਐ ਬਈ ਕਮਾਲ ਕਰਦੀ ਆ ਕਿਆ ਲਿਖਦਾ ਤੂੰ ਹੈ ਤੂੰ ਗੁਰਬਾਣੀ ਨੂੰ ਐਕਸਪਲੇਨ ਕਰਦਾ ਤੇਰਾ ਗਲਾ ਧੰਨ ਐ ਯਾਰ ਕਮਾਲ ਕਰ ਦਿੰਦਾ ਖੋਲ ਕੇ ਰੱਖ ਦੇਣਾ ਯਾਰ ਗੱਲ ਤੇ ਕਿਉਂ ਨਹੀਂ ਜੀ ਕਰੂ ਮੇਰਾ ਧੰਨ ਧੰਨ ਕਰਨ ਜਦੋਂ ਮੇਰੇ ਗੁਰੂ ਜੀ ਨੇ ਉਹਨੂੰ ਧੰਨ ਕਿਹਾ ਪੜੋ ਧਨ ਸੋ ਕਾਗਦ ਕਲਮ ਧੰਨ ਕਿੱਥੇ ਵੇਖ ਲੋ ਮਾੜੇ ਬੰਦੇ ਨੇ ਕਲਮ ਵੀ ਮਾੜੀ ਕਰਤੀ ਸੀ ਕਾਗਜ਼ ਵੀ ਮਾੜਾ ਕਰਤਾ ਸੀ ਸ਼ਾਈ ਵੀ ਗਲਤ ਹੋ ਗਈ ਸੀ ਦਵਾਤ ਵੀ ਗਲਤ ਹੋ ਗਈ ਸੀ ਦੂਜੇ ਪਾਸੇ ਜਦੋਂ ਬੰਦਾ ਪਲਟਦਾ ਹੈ ਫਿਰਦਾ ਹੈ ਜਦੋਂ ਮਨ ਬਦਲਦਾ ਹੈ ਫਿਰ ਵੇਖੋ ਗੁਰੂ ਜੀ ਆਪ ਕਿਆ ਬਖਸ਼ਿਸ਼ ਕਰਦੇ ਆ ਉਹਦੇ ਪੜੋ ਤਨ ਸੋ ਕਾਗਦ ਕਲਾਮ ਤਨ ਤਨ ਭਾਂਡਾ ਤਨ ਮਸ ਤਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਤ ਵੇਖੋ ਜੀ ਆ ਆ ਤਨਤਾ ਆ ਤਨਤਾ ਦੇ ਪਾਤਰ ਬਣੋ ਪਿੱਛੇ ਲੱਗਣ ਵਾਲੇ ਤੇ ਪਿੱਛੇ ਹੀ ਲੱਗ ਜਾਂਦੇ ਆ ਜੀ ਮਾਫ ਕਰਨਾ ਪਰ ਲੱਗਣਾ ਤੇ ਜੇ ਪਿੱਛੇ ਹੀ ਹੈ ਵੈਸੇ ਤੇ ਅੱਗੇ ਲੱਗਣਾ ਚਾਹੀਦਾ ਲਿਖਣ ਵਾਲਿਆਂ ਚਾਓ ਪਰ ਜੇ ਪਿੱਛੇ ਵੀ ਲੱਗਣਾ ਹੈ ਸਹੀ ਦੇ ਬੰਦੇ ਦੇ ਪਿੱਛੇ ਸਾਡੇ ਅੱਗੇ ਤੇ 10 ਪਾਤਸ਼ਾਹੀਆਂ ਆ 35 ਨੇ ਅੱਗੇ ਲੱਗੇ ਹੋਏ ਵੇਖੋ ਜਿਨ੍ਹਾਂ ਦੀ ਬਾਣੀ ਦਾ ਰਜਾ ਆ ਪਿੱਛੇ ਹੀ ਲੱਗਣਾ ਹੈ ਅੱਖਾਂ ਬੰਦ ਕਰਕੇ ਲੱਗ ਜਾਓ ਗੁਰੂ ਗੋਬਿੰਦ ਸਿੰਘ ਕਹਿੰਦੇ ਖਤਰਾ ਕੋਈ ਨਹੀਂ ਗੁਰਗੱਦੀ ਦੇ ਕੇ ਚੱਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਖਾਂ ਬੰਦ ਕਰਕੇ ਲੱਗ ਪਿੱਛੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰਾ ਬੇੜਾ ਬੰਨੇ ਨਾਲ ਤੈਨੂੰ ਤਰੇ ਨਾ ਤੇਰਾ ਤੇਰਾ ਮਾਈਂਡ ਡਿਵੈਲਪ ਨਾ ਹੋਵੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਖਾਂ ਬੰਦ ਕਰਕੇ ਲੱਗ ਜਾਈ ਤੇ ਭਰੋਸਾ ਕਰਕੇ ਲੱਗ ਜਾ ਵੀ ਠੀਕ ਹੈ ਪੜਿਆ ਕਰ ਮੱਥਾ ਟੇਕਣ ਦੀ ਗੱਲ ਨਹੀਂ ਪੜਨ ਤੇ ਸਮਝਣ ਦੀ ਗੱਲ ਹੈ ਪੜਿਆ ਕਰ ਸਮਝਿਆ ਕਰ ਇੱਕ ਵਾਰੀ ਹਰ ਗੱਲ ਨੂੰ ਸਮਝ ਵੀ ਲਿਖਿਆ ਕੀ ਹੈ ਖੋਲ ਖੋਲ ਕੇ ਰੱਖ ਦੇਣਗੇ ਹਰ ਗੱਲ ਦਿਮਾਗ ਨਾ ਖੁੱਲਿਆ ਫਿਰ ਕਹਿ ਦਿਓ ਕਿਸੇ ਸਵਾਲ ਦਾ ਜਵਾਬ ਨਾ ਮਿਲੇ ਤਾਂ ਦੱਸਿਆ ਵਿਆਹ ਸਵਾਲ ਸਾਡਾ ਹੱਲ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਹੋਇਆ ਹਰ ਗੱਲ ਦਾ ਤੁਹਾਡੀ ਦਾ ਅਨਸਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਬਦਕਿਸਮਤੀ ਸਾਡੀ ਹੈ ਸਾਡੇ ਸਾਡਾ ਚਿੰਤ ਖਟੋਲਾ ਹਰ ਵੇਲੇ ਜੀ ਦੁਖੀ ਆ ਬੈੱਡ ਘਰਾਂ 'ਚ ਬਹੁਤ ਸੋਹਣੇ ਆ ਦੱਸਿਓ ਬੈੱਡ ਤੇ ਬਹੁਤੀ ਦੁਨੀਆ ਸੌਂਦੀ ਹੈ ਕਿ ਚਿੰਤਾ ਤੇ ਬੋਲੋ ਚਿੰਤਾ ਤੇ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਤੇ ਪਏ ਨੇ ਲੋਕ ਵੀ ਬਾਹਲਾ ਸੋਹਣਾ ਬੈੱਡ ਹੈ ਬਹੁਤ ਵਧੀਆ ਗਦੈਲਾ ਬਹੁਤ ਵਧੀਆ ਯਾਰ ਆ ਵੇਖੋ ਕਿਆ ਕਿਆ ਕਮਾਲ ਹੈ ਪਰ ਇੱਥੇ ਗੁਰੂ ਜੀ ਕਹਿੰਦੇ ਐ ਬਚਨ ਪੜਦੇ ਆ ਚਿੰਤ ਖਟੋਲਾ ਵਾਣ ਦੁੱਖ ਪੜੋ ਬਿਰ ਹੈ ਵਿਸ਼ਾਵਣ ਲੇਖ ਆ ਲੇਖ ਵੇਖੋ ਕਾਹਦਾ ਹੈ ਆ ਵੇਖੋ ਹਾਲ ਸਾਡਾ ਕੀ ਹੈ ਮਾਲਕਾ ਤੇਰੇ ਨਾਲੋਂ ਟੁੱਟ ਕੇ ਮੈਂ ਮੰਜੀ ਤੇ ਨਹੀਂ ਸੌਂਦਾ ਮੈਂ ਚਿੰਤਾ ਤੇ ਸੌਂਦਾ ਹਰ ਵੇਲੇ ਚਿੰਤਾ ਚ ਡੁੱਬਿਆ ਪਿਆ ਅੱਜ ਕੱਲ ਐਦਾ ਮਨੁੱਖਾ ਜਨਮ ਸਾਨੂੰ ਮਿਲਿਆ ਮੈਂ ਕਹਿੰਦਾ ਸੂਰ ਨਹੀਂ ਕਹਿੰਦਾ ਵੀ ਮੈਂ ਆਤਮ ਹੱਤਿਆ ਕਰਨੀ ਹੈ ਮੈਂ ਗੰਦਗੀ 'ਚ ਬੈਠਾ ਆਪਾਂ ਤਿਆਰ ਆ ਮਰਨ ਨੂੰ ਅੱਜ ਜਿੰਨੂੰ ਮਰਜੀ ਪੁੱਛ ਲਓ ਵੀ ਹਾਲ ਕੀ ਹੈ ਤੇਰਾ ਬਸ ਜੀ ਦਿਨ ਕੱਟੀ ਕਰਦੇ ਆ ਟਾਈਮ ਜਿਆ ਪਾਸ ਕਰਦੇ ਆ ਐ ਐ ਐ ਹਾਲ ਹੈ ਬੁਰਾਈ ਹਾਲ ਹੈ ਜੀ ਟਾਈਮ ਜਿਆ ਪਾਸ ਕਰਦੇ ਆ ਐ ਨਹੀਂ ਸਰੀਰ ਮਿਲਿਆ ਹੋਵੇ ਜਿੰਨੂੰ ਬੰਦਾ ਬਣਾਇਆ ਹੋਵੇ ਰੱਬ ਨੇ ਉਹ ਐ ਨਹੀਂ ਹੈ ਤੁਸੀਂ ਗਦੇ ਨੂੰ ਕਹੋ ਵੀ ਚੱਲ ਤੈਨੂੰ ਧੱਕਾ ਮਾਰੀਏ ਸਮੁੰਦਰ ਛਾਲ ਮਾਰ ਤੂੰ ਦਰਿਆ 'ਚ ਉਹ ਕਹਿੰਦਾ ਮੈਂ ਨਹੀਂ ਮਰਨਾ ਨਜ਼ਾਰੇ ਲੈਨੇ ਆ ਕੋ ਸਤਨਾਮ ਵਾਹ ਆਪਾਂ ਹੀ ਔਖੇ ਆ ਇਥੇ ਕਿਹੜਾ ਮਰਨਾ ਕਹਿੰਦਾ ਆਪਾਂ ਹੀ ਆ ਲੈ ਸਭ ਤੋਂ ਉੱਪਰ ਬੰਦਾ ਹੈ ਪਰ ਕਸੂਰ ਸਾਡਾ ਹੈ ਅਸੀਂ ਗੰਦ ਪਾਇਆ ਇੱਥੇ ਗੰਦ ਪਿਆ ਹੈ ਉਹ ਸਿਰਦਰਦੀ ਬਣਿਆ ਪਿਆ ਜੀ ਸਿਰਦਰਦੀ ਜਦੋਂ ਹੁੰਦੀ ਹੈ ਨਾ ਜੀ ਜਦੋਂ ਕਈਆਂ ਨੂੰ ਨਾ ਕਈਆਂ ਦਾ ਸਿਰ ਦਰਦ ਹੁੰਦਾ ਹੈ ਉਸ ਕੀ ਹੋ ਜਾਂਦਾ ਕਈਆਂ ਦਾ ਮਾਈਗ੍ਰੇਨ ਨਹੀਂ ਹੁੰਦਾ ਕਈਆਂ ਨੂੰ ਮਾਈਗ੍ਰੇਨ ਕਈਆਂ ਬੰਦਿਆਂ ਨੂੰ ਹੁੰਦਾ ਹੈ ਜਿਹੜਾ ਬੰਦੇ ਨੂੰ ਮਾਈਗ੍ਰੇਨ ਹੁੰਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਜੀ ਕਈਆਂ ਦਾ ਤੇ ਤਿੰਨ ਤਿੰਨ ਦਿਨ ਦਰਦ ਨਹੀਂ ਬੰਦ ਹੁੰਦਾ ਉਹ ਫਿਰ ਕਈ ਤੇ ਕੰਧਾਂ 'ਚ ਟੱਕਰਾਂ ਮਾਰਦੇ ਇੰਨਾ ਭੈੜਾ ਦਰਦ ਉੱਠਦਾ ਮਾਈਗ੍ਰੇਨ ਤਿੰਨ ਤਿੰਨ ਦਿਨ ਦਰਦ ਨਹੀਂ ਮੇਰੇ ਵੀ ਹੋਇਆ ਇੱਕ ਵਾਰੀ ਅਮਰੀਕਾ 'ਚ ਸੀ ਉਦੋਂ ਮੇਰੇ ਵੀ ਮਾਈਗ੍ਰੇਨ ਮੈਂ ਕਿਹਾ ਮੈਂ ਕਿਹਾ ਤਿੰਨ ਦਿਨ ਹੋ ਗਏ ਸਿਰ ਹੀ ਨਹੀਂ ਹਟਦਾ ਉਧਰੋਂ ਦਵਾਨ ਚੱਲਦੇ ਸੀ ਤੇ ਹਟੇ ਨਾ ਉਦੋਂ ਪਤਾ ਲੱਗਿਆ ਵੀ ਮਾਈਗ੍ਰੇਨ ਕੀ ਹੁੰਦਾ ਵੇਖੋ ਸੁਣਿਓ ਜਦੋਂ ਬੰਦੇ ਨੂੰ ਮਾਈਗ੍ਰੇਨ ਹੋਵੇ ਨਾ ਧਿਆਨ ਨਾ ਹਲਾਓ ਨਾ ਧਿਆਨ ਜਦੋਂ ਮਾਈਗ੍ਰੇਨ ਹੋਵੇ ਫਿਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਸਿਰ ਦਰਦ ਹੁੰਦਾ ਨਾ ਜਦੋਂ ਭੈੜਾ ਸਿਰ ਦਰਦ ਕਹਿੰਦਾ ਭੈੜਾ ਫਿਰ ਉਹਨੂੰ ਕਹੋ ਵੇਖ ਨਜ਼ਾਰੇ ਵੇਖ ਸਾ ਕਹਿੰਦਾ ਪਰੇ ਮਾਰੋ ਯਾਰ ਦੁਖੀ ਜਾਂ ਸਿਰ ਦੁਖਦਾ ਜਿਹਨੂੰ ਪਥਰੀ ਦਾ ਦਰਦ ਛੜਿਆ ਹੋਵੇ ਪਿੱਤੇ 'ਚ ਹੋਵੇ ਪਥਰੀ ਫਿਰ ਵੇਖੇ ਜਿਹਦੀ ਪੂਰੀ ਝਾੜ ਦੁਖਦੀ ਹੋਵੇ ਝਾੜ ਫਿਰ ਉਹਨੂੰ ਕਹੇ ਵੀ ਵੇਖ 36 ਪ੍ਰਕਾਰ ਦਾ ਭੋਜਨ ਵੇਖ ਪਹਾੜੀਆਂ ਵੇਖ ਬਰਫਾਂ ਪੈਂਦੀ ਕਹਿੰਦਾ ਪਰੇ ਕਰੋ ਯਾਰ ਦਰਦ ਨੇ ਖਾ ਲਿਆ ਅਸਲ 'ਚ ਸਾਡੇ ਅੰਦਰ ਪਿਆ ਕੰਦ ਮਾਫ ਕਰਨਾ ਲਫ਼ਜ਼ ਵਰਤਨੇ ਪੈਂਦੇ ਨੇ ਸਿੱਧੀ ਜੀ ਭਾਸ਼ਾ ਆਪਣੀ ਸਾਡੇ ਅੰਦਰ ਜਿਹੜਾ ਇੱਥੇ ਪਈ ਨਾ ਗੰਦਗੀ ਇਹ ਸਿਰਦਰਦੀ ਬਣੀ ਪਈ ਐ ਇਹਨੇ ਤੈਨੂੰ ਜ਼ਿੰਦਗੀ ਦਾ ਸਵਾਦ ਹੀ ਕਿਰਕਰਾ ਕੀਤਾ ਸਵਾਦ ਜਿਹੜੀ ਜ਼ਿੰਦਗੀ ਦਾ ਕਿਰਕਰਾ ਹੋਇਆ ਪਿਆ ਨਾ ਸਾਡਾ ਐ ਸਿਰਦਰਦੀ ਕਰਕੇ ਇੱਥੇ ਪਈ ਐ ਮੈਲ ਸੁਣਿਆ ਮਾੜਾ ਵੇਖਿਆ ਮਾੜਾ ਬੋਲਿਆ ਮਾੜਾ ਅੰਦਰ ਵਿਚਾਰ ਵੀ ਮਾੜੇ ਕਿਉਂ ਜੀ ਸੁਣਿਓ ਮਨ ਅੱਖਾਂ ਨਾਲ ਵੀ ਖੁਰਾਕ ਖਾਂਦਾ ਹੈ ਮਨ ਕੰਨਾਂ ਨਾਲ ਵੀ ਖੁਰਾਕ ਖਾਂਦਾ ਹੈ ਮਨ ਜੀਭ ਨਾਲ ਵੀ ਖੁਰਾਕ ਖਾਂਦਾ ਹੈ ਮਨ ਨੱਕ ਰਾਹੀਂ ਜਦੋਂ ਸੁੰਘਦਾ ਹੈ ਉਦੋਂ ਵੀ ਖੁਰਾਕ ਖਾਂਦਾ ਹੈ ਇਹ ਜਦੋਂ ਟੱਚ ਕਰਦਾ ਹੈ ਐਦਾਂ ਸਪਰਸ਼ ਕਰਦਾ ਟੱਚ ਕਰਦਾ ਹੈ ਉਸ ਵੇਲੇ ਵੀ ਖੁਰਾਕ ਖਾਂਦਾ ਹੈ ਇਹਨੂੰ ਨਾ ਜੀ ਅੰਦਰ ਖੁਰਾਕ ਇਹਦੇ ਮਾੜੀ ਹੋਈ ਗਈ ਹੈ ਮਾੜਾ ਸੁਣਨਾ ਮਾੜਾ ਬੋਲਣਾ ਮਾੜਾ ਵੇਖਣਾ ਮਾੜਾ ਹੀ ਟੱਚ ਕਰਨਾ ਮਾੜਾ ਹੀ ਸੁੰਘਣਾ ਉਹ ਕਹਿੰਦੇ ਖੁਰਾਕ ਹੀ ਇਦਾਂ ਦੀ ਖਾਦੀ ਹੈ ਵੀ ਅੰਦਰ ਬਹੁਤ ਗੰਦਗੀ ਇਕੱਠੀ ਹੋਈ ਫਿਰ ਤਰੀਕਾ ਕੀ ਹੈ ਐਦਾਂ ਕਿਹਾ ਕਰੋ ਹਮ ਮੈਲੇ ਮਹਿਲਾ ਮੇਰ ਕੌਣ ਕਰਦਾ ਜੀ ਤੁਮ ਉਜਲ ਕਰਤੇ ਕੱਢ ਵੈਣ ਸਾਡੀ ਹੁਣ ਗੰਦ ਪਾ ਲਿਆ ਸੀ ਤੇ ਮੂਰਖਾਂ ਨੇ ਪਾ ਲਿਆ ਹੁਣ ਕੱਢੋ ਸਾਡੇ ਅੰਦਰੋਂ ਇਹ ਗੰਦ ਕੱਢੋ ਸਿਰਦਰਦੀ ਬੰਦ ਹੋਵੇ ਮੇਰੀ ਮੈਨੂੰ ਵੀ ਦੁਨੀਆ ਸੋਹਣੀ ਲੱਗੇ ਮੇਰੇ ਕਲਗੀਆਂ ਵਾਲਿਆ ਸੱਚਿਆ ਪਾਤਸ਼ਾਹ ਉਹ ਹੈ ਕੀ ਸੀ ਤੁਹਾਡੇ ਕੋਲ ਕੰਡਿਆਂ ਤੇ ਪੈ ਕੇ ਵੀ ਤੁਹਾਨੂੰ ਕੰਡੇ ਦੁਖੀ ਨਹੀਂ ਹੋਏ ਤੁਸੀਂ ਕੰਡਿਆਂ ਦੀ ਸੇਜ ਸੀ ਟਿੰਡ ਦਾ ਸਰਾਣਾ ਸੀ ਵੱਡੇ ਸ਼ਹੀਦ ਹੋ ਗਏ ਸੀ ਪਜਾਮੀ ਪਾਟੀ ਪਈ ਸੀ ਚੋਲਾ ਪਾਟਿਆ ਪਿਆ ਸੀ ਕੰਡੇ ਵਜੇ ਹੋਏ ਸੀ ਤੁਸੀਂ ਫਿਰ ਵੀ ਕਹਿੰਦੇ ਸੀ ਆਪਾਂ ਆਨੰਦ ਚਾਂਜੀ ਦੁੱਖ ਨਹੀਂ ਸੀ ਕਿਉਂ ਉਹ ਅੰਦਰ ਨਹੀਂ ਸੀ ਕੁਝ ਹੋਇਆ ਅਸੀਂ ਬੈੱਡ ਤੇ ਪਏ ਆ ਸਭ ਕੁਝ ਬਹੁਤ ਸੋਹਣਾ ਹੈ ਇੱਥੇ ਗੰਦਗੀ ਹੈ ਮੈਂ ਫਿਰ ਗੱਲ ਬਣੂ ਕਿਵੇਂ ਭਾਈ ਗੱਲ ਬਣੇਗੀ ਅੰਦਰ ਤੇ ਮੈਂ ਤੇ ਜਿਹੜਾ ਬੰਦਾ ਇਸ ਨੁਕਤੇ ਨੂੰ ਸਮਝ ਗਿਆ ਆ ਗੱਲ ਹੁਣ ਅਗਲੀ ਗੱਲ ਧਿਆਨ ਨਾਲ ਸੁਣੋ ਜਿਹੜਾ ਬੰਦਾ ਇਸ ਨੁਕਤੇ ਨੂੰ ਸਮਝ ਗਿਆ ਨਾ ਮੈਂ ਸ਼ਨੀਵਾਰ ਦੇ ਦੀਵਾਨ ਤੇ ਪਰਮੇਸ਼ਰ ਦੁਆਰੇ ਇਹ ਬੇਨਤੀ ਕੀਤੀ ਹੈ ਪਹਿਲਾਂ ਦੁਬਾਰਾ ਕਰਦਾ ਜਿਹੜੇ ਬੰਦੇ ਨੂੰ ਆਪਣੇ ਅੰਦਰੋਂ ਸੱਚ ਲੱਭ ਗਿਆ ਤੁਰਕੀ ਬਾਣੀ ਨਾਲ ਕਨੈਕਟ ਹੋ ਗਿਆ ਕਨੈਕਸ਼ਨ ਬਣ ਗਿਆ ਜਿਹਦਾ ਕਨੈਕਸ਼ਨ ਬਣ ਗਿਆ ਧੁਰੇ ਨਾਲ ਆਪਣੇ ਨਾਲ ਆਪੇ ਨਾਲ ਜੁੜ ਗਿਆ ਜਿਹੜਾ ਚੇਤੇ ਰੱਖਿਓ ਜੀ ਉਹ ਆਨੰਦ 'ਚ ਰਹਿਣ ਲੱਗ ਪੈਂਦਾ ਹੈ ਖੁਸ਼ ਰਹਿੰਦਾ ਹੈ ਆਨੰਦ 'ਚ ਰਹਿਣਾ ਇੱਕ ਕਲਾ ਹੈ ਆਨੰਦ 'ਚ ਰਹਿਣਾ ਇੱਕ ਕਲਾ ਹੈ ਬੰਸਰੀ ਵਜਾਉਣੀ ਇੱਕ ਬੋਲਿਆ ਕਰੋ ਵਾਜਾ ਵਜਾਉਣਾ ਇੱਕ ਆ ਢੋਲਕ ਵਜਾਉਣੀ ਇੱਕ ਕਲਾ ਹੈ ਇਹ ਕਲਾ ਹੈ ਜੀ ਕਲਾ ਹੈ ਨਾ ਗਾਉਣਾ ਵੀ ਇੱਕ ਕਲਾ ਕਲਾ ਇੱਕ ਅੱਛਾ ਸੁਣੋ ਜੀ ਜਿਹੜੇ ਬੰਦੇ ਨੂੰ ਇੱਕ ਵਾਰੀ ਇਹ ਕਲਾ ਆ ਗਈ ਆਨੰਦ 'ਚ ਰਹਿਣਾ ਸਿੱਖ ਲਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਤੋਂ ਜਿਹੜਾ ਉਸਤਾਦ ਤੋਂ ਸਿੱਖ ਗਿਆ ਨਾ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆਉਂਦੀ ਹੈ ਦੱਸਿਓ ਭਲਾ ਜਵਾਬ ਦਿਓ ਜੀ ਤੁਹਾਡੇ ਚੋਂ ਬੰਸਰੀ ਇੱਥੇ ਸਟੇਜ ਤੇ ਵਜਾ ਸਕਦਾ ਨਾ ਬੋਲੋ ਜਿਹੜਾ ਸਿੱਖਿਆ ਉਸਤਾਦ ਤੋਂ ਵਜਾ ਸਕਦਾ ਜੇ ਉਸ ਬੰਦੇ ਨੂੰ ਅੱਜ ਜੇਲ੍ਹ 'ਚ ਲੈ ਜਾਈਏ ਤੇ ਜੇਲ੍ਹ 'ਚ ਜਾ ਕੇ ਭੁੱਲ ਜੂ ਉਹਨੂੰ ਕਿ ਹੁਣ ਵਜਾ ਉੱਥੇ ਵੀ ਵਜਾ ਲੂ ਕਿ ਨਹੀਂ ਵਜਾ ਲੂ ਜਿਹਨੂੰ ਆ ਗਈ ਵਜਾਉਣੀ ਜੇਲ੍ਹ 'ਚ ਵੀ ਵਜਾ ਲੂ ਅੱਛਾ ਜੀ ਸੁਣਿਓ ਜੀ ਉਹ ਬੰਦਾ ਮਖਮਲੀ ਆਸਣ ਤੇ ਬਾ ਦਿਓ ਵੀ ਇੱਥੇ ਵਜਾ ਦੱਸਿਓ ਉੱਥੇ ਵਜਾ ਲੂ ਕਿ ਨਹੀਂ ਜੇ ਸਿੱਖਿਆ ਉਸਤਾਦ ਤੋਂ ਵਜਾ ਲੂ ਉਹਨੂੰ ਕੰਨਿਆਂ ਤੇ ਬਾਓ ਫਿਰ ਵਜਾ ਭੁੱਲ ਜੂ ਉੱਥੇ ਵੀ ਵਜਾ ਲੂ ਜਿਹਨੂੰ ਇੱਕ ਵਾਰੀ ਬੰਸਰੀ ਵਜਾਉਣੀ ਆ ਗਈ ਜਿੱਥੇ ਮਰਜੀ ਜੇ ਮੈਨੂੰ ਜਿੰਨਾ ਕੁ ਮਾੜਾ ਮੋਟਾ ਵਾਜਾ ਆਉਂਦਾ ਹੈ ਇੱਥੇ ਵੀ ਵਜਾ ਦੂੰ ਜੇਲ੍ਹ 'ਚ ਬੈਠਾ ਹੋਇਆ ਉੱਥੇ ਵੀ ਵਜਾ ਲੂੰ ਕਿਉਂਕਿ ਭੁੱਲਦਾ ਨਹੀਂ ਨਾ ਜਿਹੜੇ ਬੰਦੇ ਨੂੰ ਪਰਮਾਤਮਾ ਨਾਲ ਕਨੈਕਸ਼ਨ ਬਣਾਉਣਾ ਆਉਂਦਾ ਹੈ ਤੇ ਆਨੰਦ 'ਚ ਰਹਿਣਾ ਸਿੱਖ ਗਿਆ ਜਿਹੜਾ ਉਹ ਮਖਮਲੀ ਸੇਜਾ ਤੇ ਵੀ ਆਨੰਦ 'ਚ ਰਹਿ ਸਕਦਾ ਹੈ ਜਿਹਨੂੰ ਆ ਗਿਆ ਜਿਹਨੂੰ ਕੰਡਿਆਂ ਤੇ ਪਿਆ ਹੋਇਆ ਉਹਨੇ ਉਦਣ ਵੀ ਆਨੰਦ 'ਚ ਰਹਿ ਲੈਣਾ ਹੈ ਆਖੋ ਸਤਿ ਸ੍ਰੀ ਵਾਹਿ ਇੱਕ ਗੱਲ ਹੋਰ ਸੁਣੋ ਜੀ ਜਿਹੜੀ ਬੰਸਰੀ ਕੰਡਿਆਂ ਤੇ ਭੁੱਲ ਜੂ ਫਿਰ ਮੰਨਾਂਗੇ ਆਪਾਂ ਵੀ ਉਸ ਸਿੱਖਿਆ ਹੋਇਆ ਸੀ ਤੂੰ ਜਿਹੜੀ ਬੰਸਰੀ ਕੰਡਿਆਂ ਤੇ ਭੁੱਲ ਜੇ ਆਪਾਂ ਮੰਨਾਂਗੇ ਤੂੰ ਆਉਂਦੀ ਸੀ ਇਹ ਜਿਹੜਾ ਸਾਜ਼ ਤੁਹਾਨੂੰ ਤੁਹਾਨੂੰ ਮਖਮਲੀ ਸੇਜਾ ਤੇ ਤੇ ਵਜਾ ਸਕਦੇ ਹੋਵੋ ਉੱਥੇ ਵੱਜੇ ਹੀ ਨਾ ਜਾ ਕੇ ਫਿਰ ਮਤਲਬ ਆਉਂਦਾ ਹੀ ਨਹੀਂ ਸੀ ਤੇਰਾ ਉਸਤਾਦ ਕਿਹੜਾ ਸੀ ਚੰਡਿਆ ਹੋਇਆ ਜਿਹੜਾ ਗੁਰੂ ਦਾ ਉਹਨੂੰ ਆਨੰਦ 'ਚ ਰਹਿਣਾ ਆਉਂਦਾ ਹੈ ਜੀ ਹਰ ਸਿਚੁਏਸ਼ਨ ਵਿੱਚ ਕਈ ਕਹਿਣਗੇ ਲੈ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਬੰਦਾ ਕਿਵੇਂ ਖੁਸ਼ ਰਹਿ ਸਕਦਾ ਲੈ ਇਦਾਂ ਕਿਵੇਂ ਗੁਰੂ ਗੋਬਿੰਦ ਸਿੰਘ ਦਾ ਹਾਲਾਤ ਵੇਖ ਫਿਰ ਫਿਰ ਸਾਡੇ ਪਤਾ ਕੀ ਕਹਿਣਗੇ ਉਹ ਤੇ ਯਾਰ ਗੁਰੂ ਸੀ ਅਸੀਂ ਆਮ ਬੰਦੇ ਅਗਲਾ ਸਵਾਲ ਨਿਬੜਦੇ ਥੋੜਾ ਨੇ ਕੁਐਸਚਨ ਹੋਰ ਖੜਾ ਹੋ ਜਾਂਦਾ ਉਹ ਗੁਰੂ ਅਸੀਂ ਆਮ ਬੰਦੇ ਓਏ ਸੱਚ ਹੈ ਉਹ ਬੜੇ ਮਹਾਨ ਆਤਮਾ ਸੀ ਮਹਾਨ ਵਿਚਾਰ ਸੀ ਉਹਨਾਂ ਦੇ ਪਰ ਆਮ ਬੰਦਿਆਂ ਵਾਂਗੂ ਰਹਿ ਕੇ ਵਿਖਾਇਆ ਸਾਨੂੰ ਆਮ ਬੰਦੇ ਦੀ ਜ਼ਿੰਦਗੀ ਜਿਉਂ ਕੇ ਵਿਖਾਇਆ ਇਹ ਨਹੀਂ ਵੀ ਫੂਕ ਮਾਰ ਦਿੰਦੇ ਸਾਰੇ ਕੰਡੇ ਉੱਡ ਜਾਂਦੇ ਐ ਨਹੀਂ ਕੀਤਾ ਵੀ ਧੁੰਦ ਉਡਾ ਦਿੰਦੇ ਸਾਰੀ ਸਰਸਾ ਪਾਰ ਕਰਨ ਲੱਗਿਆ ਪਾਰ ਕੀਤਾ ਰੁੜੇ ਨੇ ਵਿੱਚ ਸਭ ਪ੍ਰਾਨਾਂ ਤੋਂ ਪਿਆਰੇ ਸਿੰਘ ਰੁੜੇ ਐ ਇਹ ਨਹੀਂ ਕਿਹਾ ਸਰਸਾ ਸੁੱਕ ਜਾ ਇਹਦੇ ਸਾਡੇ ਬਾਬੇ ਦੇ ਕਰਾਮਾਤਾਂ ਐਂ ਕਰਦੇ ਨੇ ਨਾ ਵੀ ਕਹਿਤਾ ਵੀ ਵੀ ਪੈ ਗਿਆ ਪੈ ਗਿਆ ਬੱਦਲ ਆ ਗਏ ਆ ਗਏ ਕਦੇ ਸੋਚਿਆ ਕਰੋ ਓਏ ਭੋਲਿਓ ਸਿੱਖੋ ਕਦੇ ਸੋਚਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਨੇ ਕਿਉਂ ਨਹੀਂ ਕਿਹਾ ਸਰਸਾ ਸੁੱਕ ਜਾ ਉਹਨਾਂ ਨੇ ਨਹੀਂ ਕਿਹਾ ਸਰਸਾ ਸੁੱਕ ਜਾ ਨਹੀਂ ਕਿਹਾ ਕਹਿੰਦੇ ਭਾਣੇ 'ਚ ਰਹਿਣਾ ਹੈ ਹੁਕਮ 'ਚ ਰਹਿਣਾ ਹੈ ਇੱਥੇ ਸਾਰਾ ਹੀ ਸਿਸਟਮ ਪਲਟਾਈ ਜਾਂਦੇ ਨੇ ਸਾਰਾ ਹੀ ਕਹਿੰਦੇ ਮਰ ਜਾਣੀ ਸੀ ਸਾਰੀ ਦੁਨੀਆ 2012 ਵਿੱਚ ਕਹਿੰਦੇ ਮਹਾਪਰਲੋ ਆ ਜਾਣੀ ਸੀ ਇਹਦੇ ਸਾਡੇ ਬਾਬਿਆਂ ਨੇ ਸਾਰਿਆਂ ਨੂੰ ਕਿਹਾ ਜਾਪ ਕਰੋ ਤਾਂ ਬਚ ਗਏ ਨਹੀਂ ਤੇ ਕਿਤੇ ਮਰ ਜਾਣਾ ਸੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਕੋਈ ਜਾਪ ਆਉਂਦਾ ਅਨੰਦਪੁਰ ਛੱਡਣ ਵੇਲੇ ਉਹਨਾਂ ਨੂੰ ਨਹੀਂ ਸੀ ਪਤਾ ਕਿਸੇ ਬਾਣੀ ਦਾ ਵੀ ਆਹ ਬਾਣੀ ਪੜ ਲਓਗੇ ਤੇ ਸਰਸਾ ਪਾਰ ਕਰ ਹੋ ਜਾਊਗਾ ਗੜੀ 'ਚ ਸ਼ਹੀਦ ਨਹੀਂ ਹੋਣਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਮਾਛੀਵਾੜ ਦੇ ਕੰਡਿਆਂ ਤੇ ਪੈਣਾ ਪੈਣਾ ਮੇਰੇ ਨਿੱਕੇ ਨਿੱਕੇ ਪਿਆਰੇ ਪਿਆਰੇ ਪੁੱਤ ਸ਼ਹੀਦ ਹੋਣਗੇ ਵੀ ਆ ਇਹਨਾਂ ਨੂੰ ਜਾਪਦੇ ਆ ਵੀ ਪੜੀ ਚੱਲਿਓ ਬਈ ਤੁਸੀਂ ਉਹਨਾਂ ਨੂੰ ਨਹੀਂ ਸੀ ਪਤਾ ਕਿਸੇ ਗੱਲ ਦਾ ਇਹਨਾਂ ਨੂੰ ਜ਼ਿਆਦਾ ਸ਼ਬਦ ਆਉਂਦੇ ਨੇ ਅਖੇ ਮੈਂ ਤੁਹਾਨੂੰ ਸੰਕਟ ਮੋਚਨ ਸ਼ਬਦ ਦਿਆਂਗੇ ਵੀ ਸੰਕਟ ਕੱਟੇ ਜਾਣਗੇ ਉਦੋਂ ਵੱਡੇ ਸੰਕਟ ਕਿਹੜੇ ਨੇ ਦੱਸੋ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਐਡੂ ਵੱਡਾ ਸੰਕਟ ਦੱਸੋ ਕਿਹਦੇ ਤੇ ਆਇਆ ਉਬਲਦੀ ਦੇਖ ਤੇ ਸਿੰਘ ਉਬਲੇ ਖੋਪਰੀਆਂ ਲਵਾ ਗਏ ਅਗਲੇ ਸੰਕਟ ਦੀਆਂ ਗੱਲਾਂ ਕਰਦੇ ਐ ਸੀ ਅਖੇ ਜੀ ਸੰਕਟ ਖਤਮ ਹੋ ਜਾਂਦੇ ਨੇ ਜੀ ਆ ਆ ਸ਼ਬਦ ਆ ਪਾਠ ਆ ਸੰਪਟ ਪਾਠ ਗੁਰੂ ਗੋਬਿੰਦ ਸਿੰਘ ਨੂੰ ਸੰਪਟ ਪਾਠਾਂ ਦਾ ਪਤਾ ਨਹੀਂ ਸੀ ਕਿੱਥੇ ਖੜ ਗਏ ਅਸੀਂ ਆ ਕੇ ਖਲਾਰਿਆ ਕਿੱਥੇ ਇਹਨਾਂ ਨੇ ਸਾਨੂੰ ਲਿਆ ਕੇ ਗੱਲ ਹੋਰ ਸੀ ਹੋਰ ਹੀ ਸਮਝਾਤੀ ਚੱਕਰੀ ਘੁਮਾ ਕੇ ਰੱਖਤੀ ਸਾਰੀ ਪੁੱਠਾ ਗੇੜਾ ਦਿੱਤਾ ਹਰ ਗੱਲ ਪੁੱਠੀ ਸਮਝਾਤੀ ਸਾਡੇ ਵਰਗਾ ਭੋਲਾ ਨੌਜਵਾਨ ਕੋਈ ਬੰਦਾ ਬੈਠਾ ਐਂ ਡਰੀ ਜਾਂਦਾ ਹੈ ਵੀ ਯਾਰ ਇਹਨਾਂ ਨੂੰ ਤੇ ਬਾਹਲਾ ਪਾਠ ਆਉਂਦੇ ਨੇ ਸਾਨੂੰ ਤੇ ਅਸੀਂ ਤੇ ਕਰ ਹੀ ਨਹੀਂ ਸਕਦੇ ਡਰਾ ਕੇ ਰੱਖਿਆ ਸਾਨੂੰ ਚੱਕਰੀ ਕਮਾਤੀ ਪਿਆਰਿਓ ਰੱਬ ਦੇ ਭਾਣੇ ਵਿੱਚ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈ ਕੇ ਸਮਝਦਾਰ ਬਣਨਾ ਆਨੰਦ 'ਚ ਰਹਿਣਾ ਹੈ ਤੇ ਜਿਹੜੇ ਬੰਦੇ ਨੂੰ ਆਨੰਦ 'ਚ ਰਹਿਣਾ ਸਿੱਖ ਗਿਆ ਜਿਹੜਾ ਉਹ ਕੰਡਿਆਂ ਦੀ ਸੇਜ ਤੇ ਵੀ ਮਹਾਰਾਜ ਕਹਿੰਦੇ ਕਹਿੰਦੇ ਹੁਣ ਜੇ ਕੋਈ ਸਿੱਖ ਕਹਿੰਦਾ ਮਹਾਰਾਜ ਸਰਸਾ ਸੁਕਾ ਦਿਓ ਉਹਨਾਂ ਨੇ ਕਹਿਣਾ ਨਹੀਂ ਮੇਰੇ ਸਿੱਖ ਆਨੰਦ ਜੀ ਨੇ ਸੁੱਕ ਗਿਆ ਤਾਂ ਫਰਕ ਨਹੀਂ ਲੰਘਣਾ ਪੈ ਗਿਆ ਤਾਂ ਫਰਕ ਨਹੀਂ ਮਹਾਰਾਜ ਦੁਸ਼ਮਣ ਚੜ ਕੇ ਆਇਆ ਮੜ ਜਾ ਨਿਗਾ ਮਾਰੋ ਵੀ ਸਾਰੇ ਮਰ ਜਾਣ ਮਰ ਨੇ ਕਹਿਣਾ ਨਾ ਨਾ ਨਾ ਇਹ ਮੇਰੇ ਵਾਲੇ ਤੇ ਆਨੰਦ ਜੀ ਨੇ ਭਾਵੇਂ ਜਿਉਂਦੇ ਰਹੇ ਭਾਵੇਂ ਤੀਰ ਵੱਜੇ ਹੋਏ ਇਹਨਾਂ ਨੂੰ ਤੀਰ ਵੱਜਦਿਆਂ ਨੂੰ ਵੀ ਵੇਖ ਲਿਓ ਉੱਥੇ ਵੀ ਇਹਨਾਂ ਨੇ ਬੰਸਰੀ ਵਜਾ ਹੀ ਦੇਣੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੰਡੇ ਹੋਏ ਆ ਗੁਰੂ ਨਾਨਕ ਦੇ ਪਿਆਰਿਓ ਚੰਡੇ ਹੋਏ ਆ ਗੁਰੂ ਨਾਨਕ ਦੇ ਇਹ ਗੁਰੂ ਗ੍ਰੰਥ ਸਾਹਿਬ ਦੇ ਚੰਡੇ ਹੋਏ ਐ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਵੱਡੀਆਂ ਵੱਡੀਆਂ ਵਿਪਤਾਵਾਂ ਸਿੰਘਾਂ ਉੱਤੇ ਆਉਂਦੀਆਂ ਰਹੀਆਂ ਗੁਰੂ ਸਾਹਿਬਾਨਾਂ ਤੇ ਆਈਆਂ ਸਾਡੇ ਤੇ ਵੀ ਆਉਣਗੀਆਂ ਚੇਤਾ ਰੱਖਿਓ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਪਰ ਜੇ ਤੈਨੂੰ ਕਲਾ ਸਿੱਖ ਗਿਆ ਤੂੰ ਅਕਲ ਆ ਗਈ ਤੈਨੂੰ ਦੁੱਖ ਆਏਗਾ ਤੇਰੇ ਪਿੰਡ 'ਚ ਤੇਰੇ ਘਰ 'ਚ ਤੇਰੇ ਸਰੀਰ ਤੇ ਸਰੀਰ ਤੱਕ ਆਜੂ ਸਰੀਰ ਤੱਕ ਪਰ ਸੁਰਤ ਤੱਕ ਟੱਚ ਨਹੀਂ ਕਰੇਗਾ ਮਾਲਕ ਵਿੱਚ ਖੜਾ ਹੋਏਗਾ ਪਰਮਾਤਮਾ ਨਾਲ ਕਨੈਕਸ਼ਨ ਬਣਿਆ ਹੋਏਗਾ ਔਖੀ ਘੜੀ ਨਾ ਦੇਖਣ ਦੇਈ ਉਹਨੇ ਤੈਨੂੰ ਔਖੀ ਘੜੀ ਵੇਖਣ ਨਹੀਂ ਦੇਣੀ ਔਖੀਆਂ ਆਉਣਗੀਆਂ ਵੇਖਣ ਨਹੀਂ ਦੇਗਾ ਇਹ ਗੱਲ ਇਸ ਗੱਲ ਦੀ ਗਾਰੰਟੀ ਗੁਰੂ ਗ੍ਰੰਥ ਸਾਹਿਬ ਦਿੰਦੇ ਆ ਇਸ ਗੱਲ ਦੀ ਗਾਰੰਟੀ ਹੈ ਵੀ ਆਏਗੀ ਇਹਦਾ ਅਰਥ ਐਦਾਂ ਨਾ ਪੜਦੇ ਤੇ ਔਖੀ ਘੜੀ ਨਾ ਦੇਖਣ ਦੇਈ ਇਹ ਨਹੀਂ ਦੇਈ ਪਰਮਾਤਮਾ ਔਖੀ ਘੜੀ ਆਪਣੇ ਪਿਆਰੇ ਨੂੰ ਵੇਖਣ ਨਹੀਂ ਦਿੰਦਾ ਉਹ ਆਪਣਾ ਬਿਰਧ ਸੰਭਾਲਦਾ ਉਹਦੀ ਡਿਊਟੀ ਹੈ ਜਿਹੜਾ ਪਰਮਾਤਮਾ ਨਾਲ ਜੁੜਿਆ ਪਰਮਾਤਮਾ ਨੂੰ ਹੌਸਲੇ 'ਚ ਰੱਖਦਾ ਹੈ ਮਾਲਕ ਉਹਨੂੰ ਚੜ੍ਹਦੀ ਕਲਾ 'ਚ ਰੱਖਦਾ ਹੈ ਇਸ ਗੱਲ ਨੂੰ ਸਮਝੋ ਇਹਨਾਂ ਨੁਕਤਿਆਂ ਨੂੰ ਕਲਿੱਕ ਕਰੇ ਤੁਹਾਡਾ ਦਿਮਾਗ 'ਚ ਨੁਕਤੇ ਕਲਿੱਕ ਹੋਣੇ ਚਾਹੀਦੇ ਐ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਏਗਾ ਅੱਛਾ ਯਾਰ ਜੇ ਬੰਸਰੀ ਵਜਾਉਣੀ ਸਿਖਾ ਸਕਦੇ ਐ ਆਨੰਦ 'ਚ ਰਹਿਣਾ ਬੰਸਰੀ ਵਜਾਉਣੀ ਵੀ ਕਿਸੇ ਉਸਤਾਦ ਤੋਂ ਸਿੱਖੀ ਜਾਂਦੀ ਐ ਬਾਜਾ ਵਜਾਉਣਾ ਵੀ ਕਿਸੇ ਉਸਤਾਦ ਤੋਂ ਸਿੱਖਿਆ ਜਾਂਦਾ ਹੈ ਆਨੰਦ 'ਚ ਰਹਿਣਾ ਉਸਤਾਦ ਕਿਹੜਾ ਸਿਖਾਵੇਗਾ ਗੁਰੂ ਗ੍ਰੰਥ ਸਾਹਿਬ ਲੈ ਵੀ ਅੱਜ ਤੋਂ ਹੀ ਸਹਿਜ ਪਾਠ ਕਰਿਆ ਕਰਾਂਗੇ ਆਖੋ ਸਤਨਾਮ ਵਾਹ ਮਨਾ ਪੜ ਲੈ ਯਾਰ ਪੜ ਲੈ ਪੜੋ ਮਨਾ ਕਿਉਂ ਰੁਲਦਾ ਫਿਰਦਾ ਹੈ ਇਹ ਨੇ ਜਿਨ੍ਹਾਂ ਨੇ ਭੂਲੇ ਮਾਰਗ ਜਿਨ੍ਹਾਂ ਹੈ ਬਤਾਇਆ ਪੜਿਓ ਹੁਣ ਆ ਸ਼ਬਦ ਜਿਹੜਾ ਆਪਾਂ ਪੜਿਆ ਸੀ ਉਹ ਟੁੱਟ ਕੇ ਆ ਆ ਪੜਦੀ ਏ ਚਿੰਤ ਖਟੋਲਾ ਦੇ ਵਿੱਚ ਰਹਿ ਗਈ ਗੱਲ ਚਿੰਤ ਖਟੋਲਾ ਵਾਣ ਦੁੱਖ ਬਿਰਹ ਸ਼ਾਵਣ ਲੇਪ ਮੇਰਿਆ ਰੱਬਾ ਮੇਰਿਆ ਮਾਲਕਾ ਤੇਰੇ ਨਾਲੋਂ ਟੁੱਟ ਕੇ ਤੈਨੂੰ ਭੁੱਲ ਕੇ ਤੈਨੂੰ ਭੁੱਲ ਕੇ ਮੈਂ ਮੰਜੀ ਤੇ ਨਹੀਂ ਸੌਂਦਾ ਦੁੱਖਾਂ ਦਾ ਬਾਣ ਹੈ ਹਾਲ ਵੇਖ ਸਾਡਾ ਜੇ ਤੇਰੇ ਨਾਲੋਂ ਟੁੱਟੇ ਅੱਜ ਸਾਡਾ ਹਾਲ ਵੇਖ ਆ ਵੱਡੀਆਂ ਵੱਡੀਆਂ ਕੋਠੀਆਂ ਸੁੱਖ ਨਹੀਂ ਦੇ ਰਹੀਆਂ ਵਧੀਆ ਵਧੀਆ ਬੈੱਡ ਸਾਨੂੰ ਸੁੱਖ ਨਹੀਂ ਦੇ ਰਹੇ ਮੇਰੇ ਰੱਬ ਜੀ ਮੇਰੇ ਮਾਲਕ ਜੀ ਤੇਰੇ ਨਾਲੋਂ ਟੁੱਟ ਕੇ ਦੁਖੀ ਸਾਂ ਦੁਖੀ ਹਾਂ ਤੇ ਜੇ ਟੁੱਟੇ ਰਾਂਗੇ ਤੇ ਦੁਖੀ ਰਵਾਂਗੇ ਕਿਰਪਾ ਕਰਦੇ ਹਾਲ ਵੇਖ ਸਾਡਾ ਤੇਰੇ ਨਾਲੋਂ ਟੁੱਟਿਆਂ ਦਾ ਹਾਲ ਕੀ ਹੈ ਆ ਬਚਨ ਸੁਣ ਫਰੀਦਾ ਜਿੰਦ ਖਟੋਲਾ ਵਾਣ ਦੁੱਖ ਹੈ ਵਿਛਾਵਣ ਨੇ ਫੋ ਇਹ ਹਮਾਰਾ ਜੀਵਨਾ ਤੂੰ ਸਾਹਿਬੋ ਸੱਚੇ ਵੇਖੋ ਇਹ ਸਾਡੀ ਗੱਲ ਹੈ ਨਾ ਸਾਡਾ ਹਾਲ ਹੈ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਰੋਂਦੇ ਹੀ ਹੈ ਤੇ ਭੁੱਲਿਆਂ ਨੂੰ ਮਾਰਗ ਕੌਣ ਪਾਉਂਦਾ ਹੈ ਜੀ ਇਹ ਸ਼ਬਦ ਅੱਜ ਆਪਾਂ ਗਾਇਨ ਕੀਤਾ ਸੀ ਸ਼ੁਰੂ ਵਿੱਚ ਪੜਿਆ ਸੀ ਭੁੱਲੇ ਜਿਹੜੇ ਭੁੱਲ ਗਏ ਮਾਰਗ ਜਿਨਹ ਹੈ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਵੱਡਿਆਂ ਭਾਗਾਂ ਵਾਲਿਆਂ ਨੇ ਉਹ ਗੁਰੂ ਪਾ ਲਿਆ ਹੁਣ ਆਪਾਂ ਇੱਥੇ ਐਦਾਂ ਨਹੀਂ ਕਹਿ ਸਕਦੇ ਕਿ ਚੱਲ ਫਿਰ ਸਾਡੇ ਵੱਡੇ ਭਾਗ ਨਹੀਂ ਤਾਂ ਨਹੀਂ ਮਿਲਿਆ ਵੱਡੇ ਭਾਗ ਅਸੀਂ ਬਣਾਉਣੇ ਨੇ ਉਹ ਟੌਪਿਕ ਪਹਿਲਾਂ ਗੱਲ ਚੱਲ ਪਈ ਵੀ ਭਾਗ ਅਸੀਂ ਆਪ ਲਿਖਣੇ ਨੇ ਇਸ ਟੌਪਿਕ ਤੇ ਆਪਾਂ ਪਹਿਲਾਂ ਗੱਲ ਕਰ ਲਈ ਵੀ ਭਾਗ ਵੀ ਲਿਖਣੇ ਨੇ ਵੱਡੇ ਭਾਗਾਂ ਵਾਲਿਆਂ ਨੇ ਜਿਨ੍ਹਾਂ ਨੇ ਸੋਹਣੇ ਸੋਹਣੇ ਪਲਾਨ ਬਣਾਏ ਐ ਉਹਨਾਂ ਨੇ ਪਾ ਲਿਆ ਬਾਕੀ ਰਹਿ ਗਏ ਹੁਣ ਪਹਿਲੀ ਪੰਕਤੀ ਦੇ ਅਰਥ ਹੋ ਗਏ ਪਰ ਸੁਣ ਲਓ ਭੁੱਲੇ ਮਾਰ ਗੁਜਨ ਹੈ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਵੱਡਿਆਂ ਭਾਗਾਂ ਵਾਲਿਆਂ ਨੇ ਐਸਾ ਗੁਰੂ ਮਿਲ ਗਿਆ ਉਹਨਾਂ ਨੂੰ ਵੱਡੇ ਭਾਗਾਂ ਵਾਲਿਆਂ ਨੇ ਹਾਂਜੀ ਫਿਰ ਮਨਾ ਮੇਰਿਆ ਪਰਮਾਤਮਾ ਨਾਲ ਜੁੜ ਉਹਨੂੰ ਚਿਤਾਰਿਆ ਕਰ ਚੇਤੇ ਰੱਖਿਆ ਕਰ ਰੱਬ ਨੂੰ ਚੇਤੇ ਰੱਖਿਆ ਕਰ ਪੜੋ ਸਿਮਰ ਮਨਾ ਰਾਮ ਨਾਮ ਚੇਤਾਰੇ ਬਸ ਰਹੇ ਹਿਰਦੇ ਗੁਰ ਚਰਨੋ ਪਿਆਰੇ ਆ ਗੱਲ ਹੁਣ ਫੇਰ ਸੁਣਿਓ ਜੀ ਧਿਆਨ ਨਾਲ ਪਕੜਿਓ ਮੇਰਿਆ ਮਨਾ ਉਸ ਪਰਮਾਤਮਾ ਪਰਿਪੂਰਨ ਪਰਮਾਤਮਾ ਨੂੰ ਸਿਮਰ ਚੇਤੇ ਰੱਖ ਚਿਤਾਰ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ ਗੁਰੂ ਦੇ ਚਰਨ ਹਿਰਦੇ ਵਿੱਚ ਜਿਨ੍ਹਾਂ ਦੇ ਵਸਦੇ ਐ ਉਹੀ ਰੱਬ ਨੂੰ ਚੇਤੇ ਕਰਦੇ ਐ ਲਓ ਜੀ ਹੁਣ ਆਪਾਂ ਆ ਪੰਕਤੀ ਨੂੰ ਜੇ ਇਦਾਂ ਅਰਥਾਈਏ ਅਰਥੇ ਦੇ ਇਦਾਂ ਕਰੀਏ ਸਿੱਧੇ ਵੀ ਗੁਰੂ ਦੇ ਚਰਨ ਜਿਹਦੇ ਹਿਰਦੇ 'ਚ ਵਸਦੇ ਐ ਉਹਦੇ ਅੰਦਰ ਹੀ ਭਾਈ ਪਰਮਾਤਮਾ ਵਸਦਾ ਹੈ ਲੈ ਹੁਣ ਗੁਰੂ ਦੇ ਚਰਨ ਅਸੀਂ ਵੇਖੇ ਨਹੀਂ ਹਿਰਦੇ 'ਚ ਕਿਵੇਂ ਵਸਾਈਏ ਜਿਹੜੇ ਜਿਹੜੇ ਸਰੀਰ ਦੇ ਚਰਨ ਹੁੰਦੇ ਆ ਜਿਵੇਂ ਆਪਣੇ ਹੱਡ ਤੇ ਚੰਮ ਦੇ ਚਰਨ ਨੇ ਨਾ ਪੈਰ ਤੁਹਾਡੇ ਤੇ ਮੇਰੇ ਹੱਡ ਚੰਮਦੇ ਨੇ ਹੁਣ ਜੇ ਤੇ ਆਪਾਂ ਇਹਨਾਂ ਚਰਨਾਂ ਦੀ ਗੱਲ ਕਰਦੇ ਆਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਚਰਨ ਨਹੀਂ ਵੇਖੇ ਅਸੀਂ ਗੁਰੂ ਨਾਨਕ ਦੇ ਚਰਨ ਨਹੀਂ ਵੇਖੇ ਕਈ ਸਾਡੇ ਨਾ ਜੀ ਬੰਦੇ ਕਹਿ ਦੇਣਗੇ ਸਵੇਰੇ ਭਾਈ ਨਾਮ ਜਪਿਆ ਕਰੋ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਲਿਆ ਕਰੋ ਜਿਹੜੀ ਜੀ ਤੁਸੀਂ ਵੇਖੀ ਨਹੀਂ ਚਰਨਾਂ ਦਾ ਧਿਆਨ ਕਿਵੇਂ ਧਰੋਗੇ ਚਰਨ ਕੀ ਹੁੰਦੇ ਨੇ ਗੁਰ ਕੀ ਮੂਰਤ ਮਨ ਮਹਿ ਧਿਆਨ ਧਿਆਨ ਨਾਲ ਸੁਣਿਓ ਜੀ ਗੁਰ ਕੀ ਮੂਰਤ ਮਨ ਮਹਿ ਧਿਆਨ ਤੇ ਗੁਰੂ ਦੇ ਫਿਰ ਚਰਨ ਕੀ ਨੇ ਗੁਰ ਕਾ ਸ਼ਬਦ ਮੰਤਰ ਮਨ ਮਾਨ ਜਿਨਨੇ ਗੁਰੂ ਦੇ ਸ਼ਬਦ ਨੂੰ ਮੰਨ ਲਿਆ ਸਮਝ ਲਓ ਗੁਰੂ ਦੀ ਮੂਰਤ ਦਾ ਧਿਆਨ ਧਰ ਲਿਆ ਹੋਰ ਸੁਣੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਹਿਰਦੈ ਚਰਨ ਸ਼ਬਦ ਸਤਗੁਰ ਕੋ ਜਿਹੜੇ ਬੰਦੇ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਸਮਝ ਲਓ ਉਹਨੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਹਿਰਦੈ ਚਰਨ ਸ਼ਬਦ ਸਤਗੁਰ ਕੋ ਨਾਨਕ ਬੰਧਿਓ ਪਾਲ ਜਿਨੇ ਗੁਰੂ ਦੇ ਬਚਨਾਂ ਨੂੰ ਪੱਲੇ ਨਾਲ ਬੰਨ ਲਿਆ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਚਰਨ ਵਸ ਗਏ ਜਿਹੜੇ ਮੇਰੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਅੱਜ ਐਦਾਂ ਸ਼ਬਦ ਮਨ 'ਚ ਵਸਾ ਲਿਆ ਸਮਝ ਲਓ ਚਰਨ ਉਹਦੇ ਹਿਰਦੇ 'ਚ ਵਸ ਗਏ ਇਹ ਚੇਤਾ ਰੱਖਿਓ ਕਿਉਂਕਿ ਬਾਣੀ 'ਚ ਲਿਖਿਆ ਮਾਈ ਚਰਨ ਗੁਰ ਮਿੱਠੇ ਹੁਣ ਕਿਹੜੇ ਚਰਨ ਮਿੱਠੇ ਜੇ ਹੁਣ ਇਦਾਂ ਆਪਾਂ ਹੁਣ ਚਰਨ ਗੁਰੂ ਦੇ ਬੜੇ ਚਰਨ ਮਿੱਠੇ ਐ ਹੁਣ ਚਰਨ ਮਿੱਠੇ ਕਿਵੇਂ ਵੀ ਭਾਈ ਮਾਸ ਦੇ ਚਰਨ ਚਰਨ ਮਿੱਠੇ ਐ ਕਿਤੇ ਚਰਨਾਂ ਦਾ ਅਰਥ ਹੈ ਗੁਰੂ ਦੇ ਬਚਨ ਬਹੁਤ ਮਿੱਠੇ ਮਿੱਠੇ ਐ ਆਖੋ ਸਤਨਾਮ ਗੁਰੂ ਦੀ ਗੁਰੂ ਦੇ ਸ਼ਬਦ ਹੀ ਗੁਰੂ ਦੀ ਮੂਰਤ ਹੈ ਗੁਰੂ ਦੇ ਸ਼ਬਦ ਹੀ ਗੁਰੂ ਦੀ ਚਰਨ ਨੇ ਗੁਰਬਾਣੀ ਵਿੱਚ ਚਰਨਾਂ ਦਾ ਕਨਸੈਪਟ ਇਦਾਂ ਖੋਲਣਾ ਹੈ ਤੇ ਗੁਰੂ ਦੇ ਸ਼ਬਦਾਂ ਦੇ ਨਿਕਲਿਆ मीनिंग ਜਿਹੜਾ ਅਰਥ ਆਪਾਂ ਕਰ ਰਹੇ ਆ ਐਦਾਂ ਆਪਾਂ ਅਰਥ ਜਦੋਂ ਸੁਣਦੇ ਆ ਉਹੀ ਗੁਰੂ ਦੇ ਚਰਨਾਂ ਦੀ ਧੂੜ ਹੈ ਜਿਹੜੇ ਅਰਥ ਸਾਡੇ ਦਿਮਾਗ 'ਚ ਆ ਰਹੇ ਨੇ ਇਹਨੂੰ ਕਹਿੰਦੇ ਨੇ ਚਰਨਾਂ ਦੀ ਧੂੜ ਆਖੋ ਸਤਨਾਮ ਵਾਹ ਮੈਂ ਨਾ ਜੀ ਇਦਾਂ ਦੇ ਬੰਦੇ ਵੇਖੇ ਐ ਸਾਰੇ ਗੁਰਦੁਆਰੇ ਵਿੱਚੋਂ ਐਦਾਂ ਨਾ ਝਾੜੂ ਲਾਉਂਦੇ ਐ ਜਿੰਨੀ ਮਿੱਟੀ ਇਕੱਠੀ ਹੋ ਗਈ ਐਦਾਂ ਬਾਹਰ ਐਦਾਂ ਢੇਰ ਲਾ ਲਿਆ ਐਦਾਂ ਫਿਰ ਉਹਨੂੰ ਨਾ ਜੀ ਐਦਾਂ ਹੱਥ ਤੇ ਧਰ ਕੇ ਐਦਾਂ ਬੁੱਕ ਭਰ ਕੇ ਐਦਾਂ ਰਗੜਦੇ ਮੱਥੇ ਤੇ ਜ਼ੋਰ ਜ਼ੋਰ ਕਹਿੰਦੇ ਕੀ ਕਰਦੇ ਹੋ ਕਹਿੰਦੇ ਭਾਈ ਮਾੜੇ ਲੇਖ ਸਿੱਧੇ ਹੋ ਜਾਣਗੇ ਆਖੋ ਸਤਨਾਮ ਸ਼ਿਵਾਸ਼ ਜੇ ਐਦਾਂ ਰਗੜ ਰਗੜ ਕੇ ਇਹ ਤਾਂ ਪਲਾਸਟਿਕ ਸਰਜਰੀ ਕਰਾ ਲੈ ਜੇ ਤੇਰੇ ਲੀਕਾਂ ਲੂਕਾਂ ਬਦਲ ਕੇ ਹੋ ਜਾਂਦਾ ਅੱਜ ਕੱਲ ਤੇ ਪਲਾਸਟਿਕ ਸਰਜਰੀਆਂ ਹੋ ਜਾਂਦੀਆਂ ਐਦਾਂ ਵੀ ਹੁੰਦਾ ਕਿਤੇ ਹੁਣ ਗੁਰਬਾਣੀ ਵਿੱਚ ਲਿਖਿਆ ਜਰਾ ਜਵਾਬ ਦਿਓ ਜੀ ਜਿਹੜੇ ਬੰਦੇ ਮਿੱਟੀ ਨੂੰ ਧੂੜ ਸਮਝਦੇ ਐ ਮਿੱਟੀ ਨੂੰ ਧੂੜ ਸਮਝਦੇ ਐ ਆ ਸੁਣਿਓ ਧਿਆਨ ਨਾਲ ਗੱਲ ਗੁਰਬਾਣੀ ਦੇ ਮੁਤਾਬਕ ਗੱਲ ਕਰੀਏ ਆਪਾਂ ਸਾਰੇ ਵੇਖਿਓ ਬਾਣੀ 'ਚ ਪੜ ਲਿਖਿਆ ਸਾਧ ਕੀ ਧੂੜ ਕਰੋ ਸਾਧ ਉੱਪਰ ਜਾਈਐ ਗੁਰਬਾਨ ਲਿਖਿਆ ਨਾ ਜੀ ਇੱਥੇ ਲਿਖਿਆ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ ਇਦਾਂ ਲਿਖਿਆ ਹੈ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਸ਼ਨਾਨ ਲਿਖਿਆ ਤੁਹਾਡੇ ਚੋਂ ਕਿਸੇ ਨੇ ਧੂੜੀ ਦਾ ਇਸ਼ਨਾਨ ਕੀਤਾ ਭਾਈ ਕਿਸੇ ਨੇ ਕੀਤਾ ਧੂੜੀ ਇਸ਼ਨਾਨ ਕੀਤਾ ਅੱਜ ਤੱਕ ਨਹੀਂ ਪਾਣੀ 'ਚ ਨਹਾਈਦਾ ਕਿਸੇ ਨੇ ਦੁੱਧ ਵਿੱਚ ਇਸ਼ਨਾਨ ਤੇ ਕੀਤਾ ਹੋਣਾ ਪਾਣੀ ਵਿੱਚ ਇਸ਼ਨਾਨ ਕੀਤਾ ਪਰ ਕਦੇ ਕਿਸੇ ਨੇ ਧੂੜੀ ਵਿੱਚ ਵੀ ਇਸ਼ਨਾਨ ਕੀਤਾ ਹੈ ਫਿਰ ਬਾਣੀ 'ਚ ਲਿਖਿਆ ਧੂੜੀ ਵਿੱਚ ਇਸ਼ਨਾਨ ਕਰੋ ਨਹਾਉਂਦੇ ਕਿਉਂ ਨਹੀਂ ਬਈ ਸਾਡੇ ਵਰਗੇ ਬਾਬਿਆਂ ਨੇ ਇਹੀ ਸਮਝਾਇਆ ਵੀ ਧੂੜੀ ਵਿੱਚ ਇਸ਼ਨਾਨ ਕਰੋ ਉਹਨਾਂ ਨੂੰ ਪੁੱਛੋ ਵੀ ਬਾਬਾ ਜੀ ਤੁਸੀਂ ਵੀ ਕਦੇ ਸੰਗਤਾਂ ਦੀ ਧੂੜੀ ਵਿੱਚ ਮੱਥੇ ਤੇ ਲਾ ਲਿਆ ਕਰੋ ਆਪਣੀ ਹੀ ਮੱਥੇ ਤੇ ਲਵਾਉਂਦੇ ਹੋ ਆਖੋ ਸਤਨਾਮ ਆਪ ਦੇ ਪੈਰ ਜਾਂ ਅੱਗੇ ਨੂੰ ਕੱਢ ਕੇ ਬਹਿ ਜਾਣ ਵੀ ਇੱਥੇ ਟੇਕ ਮੱਥਾ ਵੀ ਕਦੇ ਤੂੰ ਵੀ ਲਾਇਆ ਸੰਗਤਾਂ ਦੀ ਧੂੜੀ ਤੁਸੀਂ ਵੀ ਕਦੇ ਮੱਥੇ ਨੂੰ ਲਾਈ ਹੈ ਮਿੱਟੀ ਨੂੰ ਇਹਨਾਂ ਨੇ ਧੂੜੀ ਦੇ ਅਰਥ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਜੀ ਦੇ ਚਰਨ ਨੇ ਤੇ ਉਹਨਾਂ ਸ਼ਬਦਾਂ ਦੇ ਨਿਕਲਣ ਵਾਲੇ ਅਰਥ ਉਹ ਧੂੜ ਨੇ ਇੱਥੇ ਸੁਣਿਓ ਆ ਸ਼ਬਦ ਚੱਲਦਾ ਹੈ ਲਓ ਜੀ ਚਰਨ ਆ ਗਿਆ ਸਾਹਮਣੇ ਤੇ ਜਦੋਂ ਉਸ ਸ਼ਬਦ ਦੀ ਜਦੋਂ ਅਰਥ ਸਾਡੇ ਮੇਰੇ ਦਿਮਾਗ 'ਚ ਆਇਆ ਅਰਥ ਮੇਰੇ ਦਿਮਾਗ 'ਚ ਆਇਆ ਤੇ ਧੂੜੀ ਲੱਗ ਗਈ ਤੇ ਉਸ ਤੋਂ ਬਾਅਦ ਮੇਰੇ ਨਾ ਪਲਾਨ ਬਦਲ ਗਏ ਵੀ ਲੈ ਮਨਾ ਹੁਣ ਸੁਧਰ ਜਾ ਸ਼ਰਾਬ ਛੱਡ ਦੇ ਮਾੜੇ ਕੰਮ ਛੱਡ ਦੇ ਗਲਤ ਕੰਮ ਛੱਡ ਦੇ ਮੇਰੇ ਜੇ ਪਲਾਨ ਬਦਲ ਗਏ ਤੇ ਸਮਝ ਲਓ ਧੂੜੀ ਨੇ ਲੇਖ ਬਦਲ ਦਿੱਤੇ ਆਖੋ ਸਤਨਾਮ ਮੇਰੀ ਵਾਹ ਐਦਾਂ ਲੇਖ ਬਦਲਦੇ ਆ ਐਦਾਂ ਲੇਖ ਧੂੜੀ ਬਦਲਦੀ ਏ ਪਰ ਧੂੜੀ ਗੁਰੂ ਜੀ ਦੇ ਸ਼ਬਦ ਆਪਣੇ ਗੁਰੂ ਜੀ ਦੇ ਸ਼ਬਦ ਭਾਈ ਇਹ ਸ਼ਬਦ ਸ਼ਬਦ ਚਰਨ ਨੇ ਜੇ ਸ਼ਬਦ ਜੇ ਧੂੜੀ ਇਹਨੂੰ ਕਹਿੰਦੇ ਹੋ ਫਿਰ ਇਸ਼ਨਾਨ ਵੀ ਕਰੋ ਬਾਣੀ 'ਚ ਤੇ ਇਸ਼ਨਾਨ ਵੀ ਲਿਖਿਆ ਆਪਾਂ ਇਦਾਂ ਕਰਾਂਗੇ ਜੀ ਸੁਣਿਓ ਆ ਸਾਰੇ ਮੈਟ ਇਕੱਠੇ ਕਰ ਲਾਂਗੇ ਜਿਹੜੇ ਪਏ ਨੇ ਇੱਥੇ ਇੱਥੇ ਤੇ ਕੱਚਾ ਥਾਂ ਹੈ ਬਾਦੂ ਧੂੜੀ ਲਵੇ ਡਰਮ ਭਰ ਜੂ ਡਰਮ ਭਰ ਕੇ ਉਹ ਉੱਥੇ ਰੱਖ ਦਿਆਂਗੇ ਬਾ ਜਿਹੜਾ ਆਵੇ ਸਿਰ 'ਚ ਕੱਪ ਪਾ ਲਿਆ ਕਰੇ ਵੀ ਧੂੜੀ 'ਚ ਇਸ਼ਨਾਨ ਤੇ ਲਿਖਿਆ ਹੀ ਹੈ ਕੋਈ ਨਹੀਂ ਪਾਉਂਦਾ ਮੇਰੇ ਵਰਗਾ ਬਾਬਾ ਜਿਹੜਾ ਇਹਦੇ ਅਰਥ ਇਹ ਕਰਦਾ ਹੈ ਉਹਦੇ ਨਾਲ ਜਦੋਂ ਐ ਬਹਿ ਜੇ ਉਹਦੇ ਸਿਰ 'ਚ ਪਾ ਦਿਓ ਕੱਪ ਵੀ ਆਹ ਚੱਕ ਬਾਬਾ ਜੀ ਦੋ ਤਿੰਨ ਹੋਰ ਘਰ ਆਏ ਦੇ ਪਾ ਦਿਓ ਸਾਂਭ ਕੇ ਰੱਖ ਲਿਓ ਉਹ ਕਹੂਗਾ ਵੀ ਯਾਰ ਆਹ ਮਿੱਟੀ ਨਾਲ ਲਵੇੜਦਾ ਤੁਸੀਂ ਕਹੋ ਇਹ ਮਿੱਟੀ ਨਹੀਂ ਇਹ ਸੰਗਤਾਂ ਦੀ ਚਰਨ ਧੂੜ ਹੈ ਬਾਬਾ ਜੀ ਪਵਾ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਦਣ ਸੁਣਿਓ ਇਹਨਾਂ ਤੋਂ ਅਰਥ ਉਦਣ ਸੁਣਿਓ ਅਰਥ ਉਦਣ ਦੱਸੂ ਵੀ ਇਹ ਅਰਥ ਕੀ ਨੇ ਨਾਲੇ ਉਹਦੇ ਚੇਲਿਆਂ ਨੂੰ ਪੁੱਛ ਲਿਓ ਬੰਦੂਕਾਂ ਲੈ ਕੇ ਤੇਰੇ ਕੰਨੀ ਨਾ ਪੈ ਗਏ ਤਾਂ ਕਹਿੰਦੀ ਵੀ ਸਾਡੇ ਬਾਬੇ ਦੇ ਕੱਪੜੇ ਲਪੇਟ ਦੇ ਕਹਿ ਰਹੇ ਉਹ ਯਾਰ ਚਰਨ ਧੂੜ ਹੈ ਕਰ ਲੋ ਇਸ਼ਨਾਨ ਚਰਨ ਧੂੜ ਵਿੱਚ ਇਹ ਕਰ ਲੈਣਗੇ ਇਸ਼ਨਾਨ ਇਹ ਲੋਕਾਂ ਨੂੰ ਹੀ ਮੱਥੇ ਟਿਕਾਉਣ ਜੋਗੇ ਐ ਲੋਕਾਂ ਦੇ ਸਿਰ ਵਿੱਚ ਹੀ ਧੂੜਨ ਜੋਗੇ ਐ ਆਪ ਨਹੀਂ ਕਰ ਸਕਦੇ ਇਹ ਸੱਚ ਹੈ ਇਹ ਸੱਚ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜ਼ਿੰਦਗੀ ਬਦਲਣੀ ਹੈ ਇਹਨਾਂ ਨੇ ਇਹਨਾਂ ਨੇ ਬੰਦੇ ਬਣਾਉਣਾ ਸਾਨੂੰ ਇਹਨਾਂ ਬਿਨਾ ਨਹੀਂ ਕੋਈ ਬੰਦੇ ਬਣਾ ਸਕਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਐ ਜਦੋਂ ਆਪਾਂ ਐਦਾਂ ਸੁਣੋ ਜੀ ਆਪਾਂ ਸਾਰੀ ਸੰਗਤ ਐਦਾਂ ਬਾਣੀ ਜਦੋਂ ਸੁਣ ਰਹੇ ਆ ਬਾਣੀ ਪੜ ਰਹੇ ਆ ਇਹ ਧੂੜੀ ਵਿੱਚ ਇਸ਼ਨਾਨ ਹੋ ਰਿਹਾ ਸਾਡਾ ਸਾਰਿਆਂ ਦਾ ਮੈਲ ਲੈ ਰਹੀ ਹੈ ਗੁਰਬਾਣੀ ਦੇ ਅਰਥ ਸਾਡੇ ਦਿਮਾਗ 'ਚ ਆਉਂਦੇ ਐ ਜਿਵੇਂ ਜਿਵੇਂ ਬਾਣੀ ਸੁਣੀ ਜਾਂਦੇ ਆ ਮਨ ਦੀ ਮੈਲ ਲੱਥੀ ਜਾਂਦੀ ਐ ਇਹਨੂੰ ਧੂੜੀ ਇਸ਼ਨਾਨ ਕਹਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਰਲ ਕੇ ਬਹਿ ਜਾ ਕਰੋ ਭਾਈ ਮਾਗ ਮੱਜਨ ਸੰਗ ਸਾਧੂਆਂ ਨਹਾਇਆ ਕਰੋ ਧੂੜੀ ਕਰ ਇਸ਼ਨਾਨ ਮਨ ਦੀ ਮੈਲ ਲਵਾਉਣੀ ਹੈ ਇਸ਼ਨਾਨ ਤਨ ਦਾ ਕਰਨਾ ਕਿ ਮਨ ਦਾ ਕਰਨਾ ਬੋਲੋ ਮੈਲ ਤਨ ਤੇ ਲੱਗੀ ਹੈ ਕਿ ਮਨ ਤੇ ਲੱਗੀ ਹੈ ਬੋਲੋ ਮਨ ਤੇ ਲੱਗੀ ਹੈ ਤੇ ਮਨ ਦਾ ਇਸ਼ਨਾਨ ਐਦਾਂ ਸਾਧ ਸੰਗਤ ਵਿੱਚ ਜਦੋਂ ਵਿਚਾਰਾਂ ਹੋਣੀਆਂ ਨੇ ਇਹਨੇ ਮਨ ਦੀ ਮੈਲ ਲਾ ਦੇਣੀ ਹੈ ਸਾਰੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਪਾਣੀ ਨਾਲ ਲੈਂਦੀ ਐ ਸਰੀਰ ਤੇ ਲੱਗੀ ਮੈਲ ਮੂਤ ਪਲੀਤੀ ਕੱਪੜ ਹੋਏ ਕੱਪੜਾ ਜਦੋਂ ਮੈਲਾ ਹੋ ਜਾਂਦਾ ਹੈ ਦੇ ਸਾਬੂਨ ਲਈਏ ਉਹ ਧੋਏ ਤੇ ਜਦੋਂ ਮਤ ਮੈਲੀ ਹੋ ਜਾਏ ਭਰੀਏ ਮਤ ਪਾਪਾਂ ਕੈ ਸੰਗ ਤੇ ਉਹ ਫਿਰ ਸੱਚ ਸੁਣਨਾ ਪੈਂਦਾ ਜੀ ਇਦਾਂ ਸੱਚ ਸੱਚੀਆਂ ਸੱਚੀਆਂ ਵਿਚਾਰਾਂ ਸੁਣਨੀਆਂ ਪੈਂਦੀਆਂ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਬਾਣੀ ਦਾ ਸੱਚ ਮਨ ਦੀ ਮੈਲ ਲਾਏਗਾ ਇਹ ਕੱਟੂ ਮੈਲ ਫਿਰ ਸਾਡੀ ਇਹਦੇ ਨਾਲ ਮੈਲ ਲੈਣੀ ਏ ਉਦਾਂ ਤੇ ਨਹਾਉਂਦੀ ਬਥੇਰੀ ਦੁਨੀਆ ਫਿਰਦੀ ਏ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋ ਇੱਕ ਭੌ ਲੱਥੀ ਨਾਤਿਆਂ ਦੋਏ ਚੜੀ ਇਸ ਹੋਰ ਮੈਲ ਨਹੀਂ ਜੀ ਲੈਂਦੀ ਇਹਦੇ ਨਾਲ ਮਨ ਦੀ ਮੈਲ ਇਦਾਂ ਲੈਣੀ ਹੈ ਸੰਗਤ ਵਿੱਚ ਆ ਕੇ ਇਦਾਂ ਬਦਲਦਾ ਹੈ ਜੀ ਸਾਰਾ ਕੁਝ ਤਾਂ ਕਰਕੇ ਇਸ ਗੱਲ ਨੂੰ ਕਿਰਪਾ ਕਰਕੇ ਸਮਝੋ ਬਾਣੀ ਦੇ ਅਰਥ ਸਮਝੋ ਸਿੱਖੋ ਪਿਆਰਿਓ ਮੇਰਿਓ ਵੀਰੋ ਮੇਰਿਓ ਭਰਾਵੋ ਨੌਜਵਾਨੋ ਬਾਣੀ ਨੂੰ ਸਮਝੋ ਬਹੁਤ ਕੁਝ ਖਜ਼ਾਨਾ ਭਰਿਆ ਪਿਆ ਢੱਕ ਢੱਕ ਕੇ ਰੱਖਿਆ ਖੋਲਿਆ ਨਹੀਂ ਖੋਲ ਖੋਲ ਕੇ ਸਮਝਾਇਆ ਨਹੀਂ ਬੁੱਧੂ ਬਣਾਤਾ ਸਾਡੇ ਵਰਗਿਆਂ ਨੂੰ ਤੇ ਕਹਿੰਦੇ ਨੇੜੇ ਨਾ ਲੱਗੋ ਤੇ ਬਾਣੀ ਦੀ ਤੁਸੀਂ ਸੱਚੀ ਕਥਾ ਲਓ ਤੁਸੀਂ ਕਈ ਵਾਰੀ ਮੇਰੇ ਵਿਰੋਧੀ ਸੁਣਦੇ ਹੋ ਨਾ ਲੋਕ ਮੇਰੇ ਐਂਟੀ ਹੋਏ ਤੁਸੀਂ ਆ ਬਾਣੀ ਦਾ ਸੱਚ ਸੁਣਾਇਓ ਤੁਹਾਡੇ ਰਿਸ਼ਤੇਦਾਰ ਐਂਟੀ ਹੋ ਜਾਣਗੇ ਤੁਹਾਡਾ ਪਿੰਡ ਐਂਟੀ ਹੋ ਜਾਏਗਾ ਵੀ ਆ ਨਵੀਆਂ ਹੀ ਗੱਲਾਂ ਲੱਗ ਪਿਆ ਕਰਨ ਉਹਨੂੰ ਬਾਣੀ ਦੀ ਕਥਾ ਸੁਣਾਇਓ ਫਿਰ ਲੱਗੂ ਪਤਾ ਮੈਂ ਜਦੋਂ ਇਸ ਇਲਾਕੇ 'ਚ ਕਦੇ ਆਉਂਦਾ ਰਿਹਾ ਨਾ ਚਾਹੇ ਲੁਧਿਆਣੇ ਵਿੱਚ ਚਾਹੇ ਪਟਿਆਲੇ ਵਿੱਚ ਚਾਹੇ ਬਠਿੰਡੇ ਵਿੱਚ ਚਾਹੇ ਉਧਰ ਜਿੰਨੇ ਬਾਬੇ ਉਸ ਇਲਾਕੇ ਦੇ ਹੁੰਦੇ ਸੀ ਉਹ ਮੇਰੇ ਨਾਲ ਬੈਠਦੇ ਸੀ ਆ ਕੇ ਪਤਾ ਕਿਉਂ ਉਹਨਾਂ ਨੂੰ ਪਤਾ ਸੀ ਵੀ ਇਹਨੇ ਸਾਡੀਆਂ ਗੱਲਾਂ ਬਹੁਤ ਕਰਨੀਆਂ ਨੇ ਤੇ ਹੁਣ ਜਦੋਂ ਤੋਂ ਬਾਣੀ ਦੀ ਕਥਾ ਲੱਗ ਪਿਆ ਕਰਨ ਫੇਰ ਨਹੀਂ ਬੈਠਦੇ ਪਿਆਰਿਓ ਤੁਹਾਨੂੰ ਬਾਣੀ ਦੀ ਕਥਾ ਚੰਗੀ ਨਹੀਂ ਲੱਗਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਨਹੀਂ ਬਹਿਣਗੇ ਉਹਨਾਂ ਨੂੰ ਬਾਣੀ ਦਾ ਸੱਚ ਨਹੀਂ ਚੰਗਾ ਲੱਗਦਾ ਫਿੱਟ ਨਹੀਂ ਗੁਰਬਾਣੀ ਦੀ ਸੱਚੀ ਕਥਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਤੇ ਲੋਕ ਭਰੋਸਾ ਕਰਦੇ ਆ ਤੇ ਸੱਚ ਦੀ ਕਥਾ ਕਹਿੰਦੇ ਲੋਕਾਂ ਤੋਂ ਸੁਣੀ ਨਹੀਂ ਜਾਂਦੀ ਸੁਣੀ ਨਹੀਂ ਜਾਂਦੀ ਜੀ ਸੱਚ ਦੀ ਕਥਾ ਹਾਲਤ ਇਹ ਹੈ ਤੁਸੀਂ ਅੱਜ ਨਾ ਬਾਬਿਆਂ ਦੀ ਕਥਾ ਸ਼ੁਰੂ ਕਰ ਦੋ ਸਾਰੇ ਬਾਬੇ ਬਹਿ ਜਾਣਗੇ ਜਦੋਂ ਗੁਰਬਾਣੀ ਦੀ ਕਥਾ ਕਰੋਗੇ ਫਿਰ ਭੱਜ ਜਾਣਗੇ ਗੱਲ ਫਿਰ ਕਿੱਧਰ ਨੂੰ ਗਈ ਅਸਲ ਵਿੱਚ ਇਹ ਲੋਕ ਬਾਬਿਆਂ ਨਾਲ ਜੁੜੇ ਹੋਏ ਐ ਗੁਰੂ ਨਾਲ ਜੁੜੇ ਹੋਏ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦੇ ਬਾਬੇ ਹੀ ਗੁਰੂ ਐ ਜੋ ਬਾਬੇ ਕਹਿੰਦੇ ਆ ਉਹੀ ਸੱਚ ਐ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਨੂੰ ਨਹੀਂ ਮੰਨਦੇ ਕਹਿੰਦੇ ਜਿੱਥੇ ਲਿਖਿਆ ਲਿਖਿਆ ਰਵੇ ਸਾਡੇ ਬਾਬਾ ਜੀ ਨੇ ਤੇ ਐਦਾਂ ਸਮਝਾਇਆ ਐਂ ਮੰਨਾਂਗੇ ਪਰ ਮੈਂ ਬੇਨਤੀ ਕਰਾਂਗਾ ਵੀਰੋ ਭਰਾਵੋ ਭੈਣੋ ਅੜੀਆਂ ਨਹੀਂ ਕਰੀਦੀਆਂ ਜਦੋਂ ਗੱਲ ਸਮਝ ਆਵੇ ਮੰਨ ਲੈਣੀ ਚਾਹੀਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੜੀਆਂ ਕਾਦੀਆਂ ਦੋ ਤਰ੍ਹਾਂ ਦੇ ਬੰਦੇ ਨੇ ਜਿਹੜੇ ਬਾਣੀ ਦਾ ਸੱਚ ਨਹੀਂ ਮੰਨ ਸਕਦੇ ਜਾਂ ਡਰੋਕਲ ਡਰੇ ਹੋਏ ਬੰਦੇ ਨਹੀਂ ਬਾਣੀ ਦਾ ਸੱਚ ਮੰਨ ਸਕਦੇ ਤੇ ਜਾਂ ਨਹੀਂ ਮੰਨ ਸਕਦੇ ਜਿਹੜੇ ਹੰਕਾਰੀ ਹੁੰਦੇ ਨੇ ਹੰਕਾਰੀਆਂ ਨੇ ਨਹੀਂ ਮੰਨਣਾ ਜੇ ਤੁਸੀਂ ਆਹ ਗੱਲਾਂ ਜਾ ਕੇ ਕਿਸੇ ਬਾਬੇ ਨੂੰ ਸਮਝਾਓ ਉਹ ਪਤਾ ਕੀ ਕਹੂ ਐਨੇ ਚਿਰ ਤੋਂ ਤੇ ਐ ਕਹਿੰਦੇ ਆਇਆ ਹੁਣ ਲੋਕੀ ਕੀ ਕਹਿਣਗੇ ਵੀ ਅਸੀਂ ਬਦਲ ਜੀਏ ਐ ਕਿਵੇਂ ਹੋ ਜੂ ਅੜੀ ਅੜੀ ਕਰ ਲੈਣਗੇ ਹੰਕਾਰੀ ਬੰਦੇ ਨਹੀਂ ਬਦਲ ਸਕਦੇ ਹੰਕਾਰੀ ਨਹੀਂ ਬਦਲ ਸਕਦੇ ਤੇ ਜੇ ਤੁਸੀਂ ਕਿਸੇ ਨੂੰ ਕਹੋਗੇ ਕਿਸੇ ਭੋਲੇ ਬੰਦੇ ਨੂੰ ਵੀ ਆ ਐ ਉਹ ਡਰਦਾ ਨਹੀਂ ਮੰਨਦਾ ਕਹਿੰਦੇ ਆਪਣੇ ਸਾਰੇ ਪੁੱਠੀ ਨਾ ਪੈ ਜੇ ਪੁੱਠਾ ਚੱਕਰ ਨਾ ਚੱਲ ਜੇ ਸਾਡਾ ਕੋਈ ਨੁਕਸਾਨ ਨਾ ਹੋ ਜੇ ਜਾਂ ਤੇ ਬਾਣੀ ਦਾ ਸੱਚ ਡਰਦੇ ਹੋਏ ਬੰਦੇ ਜਿਹੜੇ ਐ ਉਹ ਨਹੀਂ ਮੰਨਦੇ ਜਾਂ ਫਿਰ ਹੰਕਾਰੀ ਨਹੀਂ ਮੰਨਦੇ ਤੇ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਲਓ ਹੁਣ ਇੱਕ ਗੱਲ ਸਮਝਿਓ ਜਰਾ ਇੱਧਰ ਸੁਣਿਓ ਬਈ 9:30 ਤੋਂ ਉੱਪਰ ਹੋ ਚੱਲਿਆ ਸਮਾਂ 35 ਹੋ ਗਏ ਆਪਾਂ ਨੂੰ ਸ਼ੁਰੂ ਕਹਿੰਦੇ ਨੂੰ 2 ਘੰਟੇ 5 ਮਿੰਟ ਹੋ ਗਏ ਆਪਾਂ ਜਦਵਾਨ 7:30 ਸ਼ੁਰੂ ਕੀਤਾ ਸੀ 2 ਘੰਟੇ 5 ਮਿੰਟ ਹੋ ਗਏ ਪਰ ਅਜੇ ਬਹੁਤਾ ਕਵੇਲਾ ਨਹੀਂ ਹੋਇਆ ਵੀ 9:35 ਹੋਏ ਆਪਾਂ 10 ਵਜੇ ਤੱਕ ਤੇ ਸਮਾਪਤੀ ਕਰ ਦੇਣੀ ਸਬੱਬ ਨਾਲ ਕਦੀ-ਕਦੀ ਬੈਠੀਦਾ ਤਾਂ ਕਰਕੇ ਬੇਨਤੀ ਮੈਂ ਕਰਾਂਗਾ ਵੀ ਟਿਕ ਕੇ ਸੁਣੋ ਕਿਰਪਾ ਕਰਕੇ ਟਿਕ ਕੇ ਸੁਣੋ ਜਲਦੀ ਆਪਾਂ ਆਨੰਦ ਸਾਹਿਬ ਪੜ ਦੇਣਾ ਆ ਗੱਲ ਕਲਿੱਕ ਹੋਣੀ ਚਾਹੀਦੀ ਇੱਕ ਇੱਕ ਗੱਲ ਕਲਿੱਕ ਅੱਗੇ ਤੇ ਵੇਖੋ ਜੀ ਫਾਰਮੂਲਾ ਸਾਨੂੰ ਕੋਈ ਸਮਝਾ ਦੇ ਸਵਾਲ ਤੇ ਆਪੇ ਹੱਲ ਕਰ ਲੈਂਦਾ ਹੁੰਦਾ ਬੰਦਾ ਜਦੋਂ ਮੈਥ ਪੜਾਉਂਦੇ ਆ ਫਾਰਮੂਲਾ ਨਹੀਂ ਸਮਝਾਉਂਦੇ ਜਦੋਂ ਫਾਰਮੂਲਾ ਸਮਝ ਆ ਜਾਂਦਾ ਬਾਕੀ ਤੇ ਬੰਦਾ ਆਪੇ ਕੱਢ ਲੈਂਦਾ ਫਿਰ ਇੱਕ ਵਾਰੀ ਸਮਝਾ ਦੋ ਵੀ ਐ ਹੈ ਗੱਲ ਪਕੜ ਚ ਆ ਜਾਂਦੀ ਹੈ ਹੁਣ ਦੱਸਿਓ ਜੀ ਜਰਾ ਸਾਰੇ ਮੇਰੇ ਵੀਰ ਭਰਾ ਭੈਣਾ ਸਾਰੇ ਜਰਾ ਜਵਾਬ ਦਿਓ ਹੁਣ ਟਿਕ ਕੇ ਸੁਣਿਓ ਬਈ ਜਦੋਂ ਆਪਾਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕ ਲੈਨੇ ਆ ਸਾਡਾ ਧਰਮ ਦਾ ਪਿਤਾ ਬਣ ਜਾਂਦਾ ਹੈ ਅਸੀਂ ਮੰਨਦੇ ਆ ਵੀ ਗੁਰੂ ਬਣ ਗਏ ਧੰਨ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਬਾਅਦ ਧੰਨ ਗੁਰੂ ਢਿੱਲੇ ਪੈ ਗਏ ਗੁਰਮਖੋ ਥੱਕ ਕੇ ਭਲਾ ਮੈਨੂੰ ਤੇ ਲੱਗਦਾ ਕਿ ਕਾਇਮ ਹੋ ਤੁਸੀਂ ਮੈਂ ਬੋਲ ਰਿਹਾ ਮੈਂ ਫਿਰ ਵੀ ਠੀਕ ਆ ਜੀ ਅਜੇ ਤੇ ਥੱਕੇ ਨਹੀਂ ਆਪਾਂ ਇੰਨਾ ਕੁ ਟਾਈਮ ਤੇ ਲੱਗ ਹੀ ਜਾਂਦਾ ਬਈ ਜੇ ਦੀਵਾਨ ਹੀ ਸ਼ੁਰੂ 9 ਵਜੇ ਕੀਤਾ ਹੁੰਦਾ ਫੇਰ ਅਜੇ ਅੱਧਾ ਘੰਟਾ ਹੋਇਆ ਹੋਣਾ ਸੀ ਫੇਰ ਤੇ 12 ਵਜ ਜਾਣੇ ਸੀ ਜਰਾ ਕੁ ਕਾਇਮ ਹੋ ਕੇ ਜਵਾਬ ਦਿਓ ਜਦੋਂ ਅਸੀਂ ਅੰਮ੍ਰਿਤ ਛਕ ਲਿਆ ਸਾਡੇ ਗੁਰੂ ਬਣ ਗਏ ਧੰਨ ਗੁਰੂ ਤੇ ਧਰਮ ਦੇ ਪਿਤਾ ਧੰਨ ਗੁਰੂ ਮਾਤਾ ਸਾਹਿਬ ਕੌਰ ਜੀ ਵਾਸੀ ਕਿੱਥੋਂ ਦੇ ਬਣ ਗਏ ਜੀ ਆਨੰਦਪੁਰ ਸਾਹਿਬ ਦੇ ਪਿਛਲੇ ਸਾਲ ਵੀ ਮੈਂ ਕਹੀ ਸੀ ਗੱਲ ਅੱਛਾ ਜੀ ਹੁਣ ਜਦੋਂ ਅੰਮ੍ਰਿਤਧਾਰੀ ਜਿੰਨੇ ਮੇਰੇ ਵੀਰ ਨੇ ਜਿੰਨੀਆਂ ਮੇਰੀਆਂ ਭੈਣਾਂ ਨੇ ਆਪਾਂ ਸਾਰਿਆਂ ਨੇ ਇੱਕ ਬਾਟੇ ਚੋਂ ਅੰਮ੍ਰਿਤ ਛਕਿਆ ਨਾ ਜੀ ਤੇ ਆਪਾਂ ਫਿਰ ਇੱਕ ਬਾਟੇ ਚੋਂ ਅੰਮ੍ਰਿਤ ਛਕਣ ਵਾਲੇ ਭੈਣ ਭਰਾ ਬਣ ਗਏ ਬਿਲਕੁਲ ਠੀਕ ਨਾ ਹੋ ਗਈ ਨਾ ਗੱਲ ਭੈਣ ਤੇ ਭਰਾ ਉਹ ਮੇਰੀਆਂ ਭੈਣਾਂ ਆਪਾਂ ਸਾਰੇ ਭਰਾ ਭੈਣ ਭਰਾਵਾਂ ਨੇ ਇੱਕ ਬਾਟੇ ਚੋਂ ਅੰਮ੍ਰਿਤ ਛਕ ਲਿਆ ਪਿਓ ਧਰਮ ਦਾ ਇੱਕ ਮਾਂ ਇੱਕ ਵਾਸੀ ਆਨੰਦਪੁਰ ਸਾਹਿਬ ਦੇ ਜਨਮ ਕੇਸਗੜ੍ਹ ਸਾਹਿਬ ਦਾ ਆਪਾਂ ਸਾਰੇ ਭੈਣ ਭਰਾ ਬਣ ਗਏ ਕੋਈ ਵੱਡਾ ਛੋਟਾ ਤਾਂ ਨਹੀਂ ਬੋਲੋ ਜਰਾ ਵੱਡਾ ਛੋਟਾ ਤੇ ਕੋਈ ਨਹੀਂ ਦੱਸਿਓ ਭਲਾ ਵੀ ਮੈਂ ਕਿਸੇ ਵੱਖਰੇ ਬਾਟੇ ਚੋਂ ਅੰਮ੍ਰਿਤ ਛਕਿਆ ਮੈਂ ਵੱਡਾ ਹੋਇਆ ਫਿਰ ਨਹੀਂ ਨਾ ਹੋਇਆ ਭਰਾ ਭਰਾ ਹੋਏ ਆਪਾਂ ਭੈਣਾ ਸਾਰੀਆਂ ਭੈਣ ਭਰਾ ਹੀ ਹੋਏ ਆਪਾਂ ਸਾਰੇ ਸਾਰੇ ਭੈਣ ਭਰਾ ਬਣ ਗਏ ਚਲੋ ਜੀ ਹੁਣ ਫਿਰ ਅਗਲੀ ਗੱਲ ਸੁਣੋ ਹੁਣ ਕੋਈ ਨਾ ਬੰਦਾ ਇੱਥੇ ਆਵੇ ਇੱਥੇ ਦੋ ਧਿਰਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਬਿਰਾਜਮਾਨ ਨੇ ਇੱਕ ਇੱਥੇ ਸਾਧ ਸੰਗਤ ਦੋ ਧਿਰਾਂ ਨੇ ਤੀਜੀ ਧਿਰ ਕੋਈ ਨਹੀਂ ਇੱਥੇ ਤੀਜੇ ਬੰਦੇ ਨੂੰ ਕੋਈ ਜਗ੍ਹਾ ਨਹੀਂ ਚੇਤਾ ਰੱਖਿਓ ਗੁਰੂ ਜੀ ਤੇ ਗੁਰੂ ਜੀ ਦੀ ਸਾਧ ਸੰਗਤ ਸਾਧ ਸੰਗਤ ਦੇ ਵਿੱਚੋਂ ਉੱਠ ਕੇ ਹੀ ਸੁਣਿਓ ਸਾਧ ਸੰਗਤ ਵਿੱਚੋਂ ਉੱਠ ਕੇ ਹੀ ਕੋਈ ਇੱਥੇ ਬਹਿ ਕੇ ਕੀਰਤਨ ਕਰਦਾ ਹੈ ਉਹ ਵੀ ਸਾਧ ਸੰਗਤ ਦਾ ਹੀ ਹਿੱਸਾ ਹੈ ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਸਾਜ਼ ਵਜਾਉਂਦਾ ਹੈ ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਉੱਥੇ ਅਰਦਾਸ ਕਰਦਾ ਹੈ ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਲੰਗਰ ਵਰਤਾਉਂਦਾ ਹੈ ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਪਹਿਰੇ ਤੇ ਖੜਦਾ ਹੈ ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਕੜਾ ਪ੍ਰਸ਼ਾਦ ਵਰਤਾਉਂਦਾ ਹੈ ਐਦਾਂ ਹੀ ਜਾਣ ਕੇ ਸਾਰੇ ਦੇ ਸਾਰੇ ਕੀ ਨੇ ਭਰਾ ਭਰਾ ਇਦਾਂ ਹੀ ਗੱਲ ਹੈ ਦੋ ਨੇ ਇੱਕ ਗੁਰੂ ਜੀ ਤੇ ਇੱਕ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਇਦਾਂ ਹੀ ਤੀਜੀ ਧਿਰ ਕੋਈ ਨਹੀਂ ਇੱਥੇ ਤੀਜੀ ਧਿਰ ਕੋਈ ਨਹੀਂ ਦੋ ਨੇ ਹੁਣ ਵੇਖਿਓ ਜਦੋਂ ਅਸੀਂ ਭਾਈ ਭਾਈ ਬਣ ਗਏ ਅੰਮ੍ਰਿਤ ਇਕੱਠਿਆਂ ਨੇ ਛਕਿਆ ਫਿਰ ਭਰਾ ਭਰਾ ਤੇ ਬਣ ਸਕਦੇ ਆ ਭਾਈ ਭਾਈ ਤੇ ਬਣ ਸਕਦੇ ਆ ਵੱਡਾ ਤੇ ਨਹੀਂ ਕਹਾ ਸਕਦਾ ਕੋਈ ਕਿ ਕਹਾ ਸਕਦਾ ਜਰਾ ਜਵਾਬ ਦੇ ਦਿਓ ਵੱਡਾ ਕਹਾ ਸਕਦਾ ਕੋਈ ਬਾਟਾ ਇੱਕ ਹੈ ਯਾਰ ਤੂੰ ਵੱਖਰੇ ਬਾਟੇ 'ਚ ਅੰਮ੍ਰਿਤ ਛਕ ਕੇ ਆਇਆ ਗੁਰੂ ਤੂੰ ਕਿਸੇ ਹੋਰ ਨੂੰ ਮੰਨਦਾ ਇੱਕੋ ਨੂੰ ਮੰਨਦੇ ਆ ਆਪਾਂ ਵੇਖਿਓ ਜਰਾ ਆਪਣੀ ਛਾਤੀ ਚੌੜੀ ਹੁੰਦੀ ਹੈ ਜਦੋਂ ਗੱਲ ਕਰਦੇ ਆ ਮਾਨ ਨਾਲ ਇਹ ਗੱਲ ਕਹਿੰਦੇ ਆ ਜਦੋਂ ਖੁਸ਼ ਹੋ ਜਾਂਦਾ ਮਨ ਵੀ ਮੇਰਿਆ ਮਾਲਕਾ ਆ ਵੇਖੋ ਸਿਧਾਂਤ ਸਾਡਾ ਇੱਥੇ ਕੋਈ ਗੋਰਾ ਆ ਗਿਆ ਬਾਹਰਲੇ ਦੇਸ਼ ਦਾ ਬੰਦਾ ਕਹਿੰਦਾ ਆ ਕੀ ਚੱਲ ਰਿਹਾ ਬਈ ਇੱਥੇ ਆ ਕੇ ਪੁੱਛਿਓ ਉੱਥੇ ਖੜ ਕੇ ਆ ਕੀ ਚੱਲਦਾ ਹੈ ਕਹਿੰਦੇ ਦੀਵਾਨ ਲੱਗਾ ਦੀਵਾਨ ਕਿਹਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਦੀਵਾਨ ਲੱਗਿਆ ਭਾਵ ਬਾਣੀ ਸੁਣ ਰਹੇ ਨੇ ਸਾਰੇ ਬਾਣੀ ਪੜ ਰਹੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ ਤੇ ਬਾਕੀ ਸਾਰੀ ਸਾਧ ਸੰਗਤ ਜੁੜੀ ਬੈਠੀ ਹੈ ਆ ਕੌਣ ਬੈਠੇ ਨੇ ਸਾਰੇ ਆ ਕੌਣ ਨੇ ਆ ਕੌਣ ਨੇ ਕਹਿੰਦੇ ਸਾਰੇ ਭੈਣ ਭਰਾ ਬੈਠੇ ਐ ਸਾਰੇ ਭੈਣ ਭਰਾ ਆਪਣੇ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸੁਣ ਰਹੇ ਅੱਛਾ ਫਿਰ ਉਹ ਅੱਗੇ ਨੂੰ ਤੁਰਿਆ ਆਵੇ ਜੀ ਉਹ ਉੱਥੋਂ ਸ਼ੁਰੂ ਕਰ ਲਵੇ ਬਈ ਆ ਜਿਹੜਾ ਪਹਿਰੇ ਤੇ ਖੜਾ ਇਹ ਕਿਹੜਾ ਹੈ ਇਹਦਾ ਨਾਂ ਦੱਸੋ ਕੀ ਹੈ ਆਪਾਂ ਫਿਰ ਪਤਾ ਕੀ ਦੱਸਿਆ ਜਦੋਂ ਅੰਮ੍ਰਿਤ ਛਕਿਆ ਫਿਰ ਜਾਤ ਗੋਤ ਨਹੀਂ ਰਹੀ ਸੁਣਿਓ ਇਹ ਜਾਤ ਗੋਤ ਨਹੀਂ ਰਹੀ ਫਿਰ ਫਿਰ ਬਣ ਗਿਆ ਸਿੰਘ ਖਾਲਸਾ ਦੁਖੱਲਸ ਪਿੱਛੇ ਲੱਗ ਸਕਦਾ ਖਾਲਸਾ ਭਰਾ ਭਰਾ ਬਣ ਗਏ ਆਪਾਂ ਪੁੱਛ ਇਹ ਕਿਹੜਾ ਖੜਾ ਯਾਰ ਪੈਰੇ ਤੇ ਆ ਬੰਦਾ ਕਿਹੜਾ ਹੈ ਉਹ ਪਤਾ ਕੀ ਆਪਾਂ ਕੀ ਦੱਸਾਂਗੇ ਇਹ ਖੜਾ ਹੈ ਜੀ ਭਾਈ ਸੁਰਿੰਦਰ ਸਿੰਘ ਖਾਲਸਾ ਅੱਛਾ ਭਾਈ ਸੁਰਿੰਦਰ ਸਿੰਘ ਖਾਲਸਾ ਉਹ ਬੰਦਾ ਗਾਂ ਨੂੰ ਤੁਰਿਆ ਆ ਵੀ ਆ ਪੈਰੇ ਤੇ ਖੇੜਾ ਕਿਹੜਾ ਖੜਾ ਹੈ ਇਹ ਭਾਈ ਸੁਖਦੇਵ ਸਿੰਘ ਜੀ ਖਾਲਸਾ ਬੜਾ ਖੁਸ਼ ਹੋ ਰਿਹਾ ਅੱਛਾ ਸਾਰੇ ਭਰਾ ਭਰਾ ਤੇ ਬਈ ਆ ਜਿਹੜੀ ਬੀਬੀ ਪਹਿਰੇ ਤੇ ਖੜੀ ਹੈ ਵੀ ਇਹਦਾ ਕੀ ਨਾਮ ਹੈ ਇਹ ਬੀਬਾ ਜਸਵਿੰਦਰ ਕੌਰ ਜੀ ਧੀ ਹੈ ਗੁਰੂ ਸਾਹਿਬ ਦੀ ਧੀ ਧੀਆਂ ਭਰਾ ਇਹ ਬੀਬੀ ਐਦਾਂ ਅੱਛਾ ਉਦੋਂ ਬਾਅਦ ਉਹਦੀ ਨਿਗਾਹ ਪੈ ਗਈ ਉਹ ਸਾਹਮਣੇ ਗ੍ਰੰਥੀ ਚੌਰ ਕਰਦਾ ਉਹਨੇ ਪੁੱਛਿਆ ਵੀ ਉਹ ਕਿਹੜਾ ਬੈਠਾ ਉਹ ਕਹਿੰਦੇ ਵੀ ਇਹ ਸਰਦਾਰ ਸੁਖਦੇਵ ਭਾਈ ਸੁਖਦੇਵ ਸਿੰਘ ਜੀ ਖਾਲਸਾ ਇਹ ਇਹ ਖਾਲਸਾ ਅੰਮ੍ਰਿਤ ਧਾਰੀ ਹੈ ਇਹ ਸਾਰੇ ਅੱਛਾ ਪੰਜ ਪਿਆਰਿਆਂ ਵਿੱਚ ਆ ਸਿੰਘ ਆ ਭਾਈ ਕੇਸਰੀ ਇਹ ਕੌਣ ਬੈਠਾ ਹੈ ਇਹ ਭਾਈ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਪੰਜ ਪਿਆਰਿਆਂ ਵਿੱਚ ਸੇਵਾ ਕਰਦੇ ਅੱਛਾ ਅੱਛਾ ਆ ਕੌਣ ਹੈ ਭਾਈ ਇਹ ਭਾਈ ਇੰਦਰਪਾਲ ਸਿੰਘ ਖਾਲਸਾ ਯਾਨੀ ਕਿ ਇਦਾਂ ਨਾਮ ਅੱਛਾ ਜੀ ਭਰਾ ਭਰਾ ਨੇ ਜਦੋਂ ਸਵਾਦ ਆ ਗਿਆ ਨਾ ਉਹਨੇ ਫਿਰ ਐਂ ਵੇਖ ਲਿਆ ਵੀ ਆਹ ਕਿਹੜਾ ਬੈਠਾ ਇਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਹੈ ਭਾਈ ਆ ਮੈਨੂੰ ਮੇਰੇ ਕੰਨ ਵੀ ਆ ਕੌਣ ਹੈ ਇਹ ਭਾਈ ਰਣਜੀਤ ਸਿੰਘ ਖਾਲਸਾ ਹੈ ਬਣ ਗਈ ਗੱਲ ਆ ਕਿਹੜਾ ਹੈ ਭਾਈ ਸੁਖਮਨ ਸਿੰਘ ਖਾਲਸਾ ਆ ਭਾਈ ਜੀਵਨ ਸਿੰਘ ਖਾਲਸਾ ਜਾਨੀ ਕਿ ਐ ਤੁਰਦਾ ਗਿਆ ਉਹ ਅੱਛਾ ਵੀ ਉਹ ਕੌਣ ਹੈ ਬਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਵਾਦ ਆ ਗਿਆ ਨਾ ਵੇਖੋ ਵੀ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਵਰਤਦਾ ਹੈ ਬਈ ਆ ਕਿਹੜਾ ਵਰਤਾਉਂਦਾ ਹੈ ਆਪ ਇਹ ਭਾਈ ਜਸਪਾਲ ਸਿੰਘ ਖਾਲਸਾ ਅੱਛਾ ਇਹ ਪ੍ਰਸ਼ਾਦ ਵਰਤਾਉਣ ਵਾਲਾ ਵੀ ਉਹ ਫਿਰ ਲੰਗਰ ਕਿਹੜਾ ਵਰਤਾਉਂਦਾ ਹੈ ਲੰਗਰ ਭਾਈ ਕੇਰ ਸਿੰਘ ਜੀ ਖਾਲਸਾ ਕਮਾਲ ਹੋ ਗਈ ਉਹ ਬੰਦਾ ਐ ਐ ਅੱਛਾ ਇੱਥੇ ਸਾਰੇ ਹੀ ਭਾਈ ਭਾਈ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਮਾਲ ਹੋ ਗਈ ਕਮਾਲ ਹੋ ਗਈ ਹੁਣ ਦੂਜਾ ਬੰਦਾ ਵੇਖਿਓ ਉਹ ਕੌਣ ਹੈ ਇਹ ਭਾਈ ਫਲਾਣਾ ਸਿੰਘ ਖਾਲਸਾ ਆ ਭਾਈ ਫਲਾਣਾ ਸਿੰਘ ਖਾਲਸਾ ਆ ਭਾਈ ਆ ਨਹੀਂ ਜਦੋਂ ਆਹ ਕੌਣ ਹੈ ਇਹ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਕਹਿੰਦੇ ਕਿਉਂ ਬਕਵਾਸ ਕਰਦੇ ਹੋ ਭਾਈ ਭਾਈ ਆ ਤੇ ਹੋਰ ਹੀ ਕੁਝ ਬਣਿਆ ਫਿਰਦਾ ਆਖੋ ਸਤਨਾਮ ਸ੍ਰੀ ਵਾਸ ਕਿਉਂ ਬਕਵਾਸ ਕਰਦੇ ਹੋ ਜੇ ਭਾਈ ਭਾਈਆਂ ਤੇ ਫਿਰ ਆ ਫਰਕ ਕਿਉਂ ਹੈ ਬਈ ਤੁਸੀਂ ਕਹੋਗੇ ਜੀ ਇਹ ਤੇ ਸੰਤ ਨੇ ਸੰਤ ਤੇ ਬਿਰਤੀ ਹੁੰਦੀ ਹੈ ਜੀ ਕੋਈ ਵੀ ਹੋ ਸਕਦਾ ਹੈ ਆ ਸੰਗਤ ਵਿੱਚ ਬਹੁਤ ਸੰਤ ਬੈਠੇ ਹੋਣਗੇ ਭੈਣਾ ਵਿੱਚ ਬਹੁਤ ਬੈਠੇ ਹੋਣਗੇ ਅਸੀਂ ਬਿਰਤੀ ਕਰਕੇ ਬਹੁਤ ਉੱਚੇ ਚਲੇ ਜਾਈਏ ਕੋਈ ਫਰਕ ਨਹੀਂ ਗੁਰੂ ਸਾਹਿਬ ਵਰਗੀ ਬਿਰਤੀ ਬਣ ਜੇ ਸਾਡੀ ਭਾਵੇਂ ਗੁਰੂ ਸਾਹਿਬ ਵਰਗੀ ਸਾਡੀ ਬਿਰਤੀ ਬਣ ਜੇ ਇਹ ਵੱਖਰਾ ਚੈਪਟਰ ਹੈ ਕੋਈ ਭੈਣ ਕੋਈ ਮੇਰਾ ਵੀਰ ਗੁਰੂ ਸਾਹਿਬ ਵਾਲੀ ਬਿਰਤੀ ਵੀ ਬਣਾ ਲਵੇ ਭਾਵੇਂ ਇਹ ਸ਼ੁਕਰ ਹੈ ਮਾਲਕ ਦਾ ਉਹਦੇ ਤੇ ਤਰਸ ਕੀਤਾ ਹੈ ਪਰ ਸੰਗਤ ਦੇ ਵਿੱਚ ਅਸੀਂ ਭਾਈ ਭਾਈ ਹੋਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਵਿੱਚ ਅਸੀਂ ਭਾਈ ਭਾਈ ਇੱਥੇ ਕੋਈ ਵੱਡਾ ਛੋਟਾ ਨਹੀਂ ਇੱਥੇ ਭਰਾ ਭਰਾ ਆ ਸਾਰੇ ਅੱਛਾ ਜੀ ਹੋਰ ਸੁਣੋ ਜਦੋਂ ਅਸੀਂ ਭੈਣ ਭਰਾ ਆ ਜਦੋਂ ਅੰਮ੍ਰਿਤ ਛਕਾ ਛਕਦੇ ਆ ਦੱਸੋ ਭਲਾ ਫਿਰ ਮੇਰੀਆਂ ਭੈਣਾਂ ਜਵਾਬ ਦਿਓ ਜੀ ਵੀ ਕਦੇ ਭੈਣਾਂ ਨੇ ਆਪਣੇ ਭਰਾਵਾਂ ਨੂੰ ਮੱਥਾ ਟੇਕਿਆ ਕਿਸੇ ਬੀਬੀ ਨੇ ਆਪਣੇ ਭਰਾ ਨੂੰ ਮੱਥਾ ਟੇਕਿਆ ਬੋਲੋ ਜੀ ਵੱਡੀ ਉਮਰ ਦਾ ਹੋਵੇ ਫਿਰ ਵੀ ਮੱਥਾ ਟੇਕਿਆ ਛੋਟੀ ਉਮਰ ਦਾ ਹੋਵੇ ਮੱਥਾ ਟੇਕਿਆ ਨਹੀਂ ਟੇਕਿਆ ਕਦੇ ਮੱਥਾ ਭਲਾ ਮਾਂ ਆਪਣੇ ਪੁੱਤ ਨੂੰ ਮੱਥਾ ਟੇਕਦੀ ਏ ਕਦੇ ਨਹੀਂ ਟੇਕਦੀ ਜਦੋਂ ਤੁਸੀਂ ਆਪਾਂ ਅੰਮ੍ਰਿਤ ਛਕਿਆ ਮੈਂ ਤੁਹਾਡਾ ਭਰਾ ਆ ਫਿਰ ਅਸੀਂ ਫਤਿਹ ਬੁਲਾਵਾਂਗੇ ਕਿ ਮੱਥੇ ਟੇਕਾਂਗੇ ਫਤਿਹ ਬੁਲਾਵਾਂਗੇ ਭੈਣ ਭਰਾ ਬਣ ਗਏ ਅਸੀਂ ਐਦਾਂ ਅਸੀਂ ਬਰਾਬਰ ਹੁੰਨੇ ਆ ਅਸੀਂ ਉੱਚੇ ਉੱਠਦੇ ਆ ਅਸੀਂ ਮੇਰੇ ਜਿਸ ਦਿਨ ਤੋਂ ਇਹ ਗੱਲ ਸਮਝ ਵਿੱਚ ਆਈ ਹੈ ਮੈਂ ਉਦੋਂ ਹੀ ਇਸ਼ਤਿਹਾਰਾਂ ਤੋਂ ਸੰਤ ਕਟਾਤਾ ਸੀ ਮੈਂ ਕਿਹਾ ਕੱਟੋ ਕੋਈ ਨਹੀਂ ਲਿਖਣਾ ਭਾਈ ਸਿੱਧਾ ਲਿਖੋ ਭਾਈ ਜਾਂ ਤੇ ਕੱਲਾ ਹੀ ਰਣਜੀਤ ਸਿੰਘ ਲਿਖ ਦਿਓ ਸਾਰੇ ਇੱਕੋ ਜਿਹੇ ਹੀ ਰਹਿਣੇ ਚਾਹੀਦੇ ਨੇ ਇੱਥੇ ਕੋਈ ਵੱਡਾ ਨਹੀਂ ਆਖੋ ਸਤਨਾਮ ਵਾਹਿਗੁਰੂ ਕੋਈ ਵੱਡਾ ਨਹੀਂ ਅਸੀਂ ਸਾਰੇ ਭੈਣ ਭਰਾ ਬਣ ਕੇ ਰਹੀਏ ਉਸ ਦਿਨ ਤੋਂ ਹੀ ਇਹ ਸਾਰੇ ਬਾਬੇ ਮੇਰੇ ਵੈਰੀ ਬਣੇ ਐ ਕਹਿੰਦੇ ਹਾਏ ਆ ਕਿਉਂ ਕਟਾਤਾ ਵੀ ਮੇਰੀ ਮਰਜ਼ੀ ਮੈਂ ਕਟਾਤਾ ਤੇਰਾ ਢਿੱਡ ਦੁਖਦਾ ਤੇਰਾ ਢਿੱਡ ਦੁਖਦਾ ਤੂੰ ਨਹੀਂ ਨਹੀਂ ਭਰਾ ਬੰਨਾ ਚਾਹੁੰਦਾ ਨਾ ਬਣ ਤੂੰ ਰਹਿ ਮਹਾਂਪੁਰਸ਼ ਮੈਂ ਕਹਿੰਦਾ ਤੂੰ 108 ਕੀ 111 100 ਭਾਵੇਂ 420 ਬਣ ਜਾ ਯਾਰ ਸਾਨੂੰ ਸਾਡੇ ਸਾਡੇ ਸਾਨੂੰ ਗੋਲੀਆਂ ਲੈ ਲੈ ਕਿਉਂ ਆਉਂਦੇ ਹੋ ਤੁਹਾਨੂੰ ਜੋ ਚੰਗਾ ਲੱਗਦਾ ਕਰੀ ਚੱਲੋ ਯਾਰ ਤੁਹਾਨੂੰ ਕਿੰਨੇ ਰੋਕਿਆ ਪਰ ਜੇ ਮੇਰੇ ਗੱਲ ਸਮਝ ਚ ਆਊ ਮੈਂ ਮੰਨਾਂਗਾ ਮੈਂ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਮੈਂ ਬਾਬਿਆਂ ਦਾ ਸਿੱਖ ਨਹੀਂ ਸ੍ਰੀ ਅਕਾਲ ਫਿਰ ਮੰਨਣੀ ਹੈ ਮੰਨਣੀ ਫੇਰ ਨਹੀਂ ਮਨਾ ਸਕਦੇ ਤੁਸੀਂ ਜਿਹੜੀ ਗੱਲ ਮੇਰੇ ਪਕੜ ਚ ਆ ਗਈ ਜਿੱਦਣ ਵੱਡੇ ਬਾਬਿਆਂ ਵਾਲਾ ਕੰਮ ਕਰਗੇ ਨਾ ਸਾਡੇ ਬਾਬੇ ਉਦਣ ਕਿਹਾ ਕੌਮ ਨੇ ਆ ਹੈ ਜੀ ਬਾਬਾ ਇਹ ਕੌਮ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਬਾਬਿਆਂ ਵਾਲੀ ਗੱਲ ਕਰਕੇ ਵਿਖਾਈ ਕਰਕੇ ਵਿਖਾਇਆ ਕੁਛ ਉਦਣ ਨੇ ਬਾਬੇ ਜਿੱਦਣ ਮਰ ਜਾਗਾ ਨਾ ਗੁਰਮਖੋ ਸਹੀ ਕੰਮ ਕਰਦਾ ਰਿਹਾ ਆਪਣੀ ਜ਼ਿੰਦਗੀ ਵਿੱਚ ਫਿਰ ਸਾਰੇ ਇਕੱਠੇ ਹੋ ਕੇ ਲੰਘ ਜਾਣ 5-10 ਸਾਲ ਵੇਖ ਲਿਓ ਕੱਲਾ ਕੱਲਾ ਮੇਰਾ ਕੰਮ ਵੇਖ ਕੇ ਫਿਰ ਜੀ ਕਰੇਗਾ ਯਾਰ ਬਾਬਿਆਂ ਵਾਲੀ ਗੱਲ ਸੀ ਤੇ ਕਹਿ ਦਿਓ ਪਰ ਅੱਜ ਭਰਾ ਬਣਿਆ ਰਹਿਣ ਦਿਓ ਇੱਥੇ ਹੀ ਠੀਕ ਅੱਜ ਭਰਾ ਹੀ ਠੀਕ ਜਦੋਂ ਕੋਈ ਗੱਲ ਹੋਏਗੀ ਫਿਰ ਲੱਗ ਜੂ ਪਤਾ ਪਰ ਹੁਣੇ ਕਿਉਂ ਹੁਣੇ ਹੀ ਬੜੇ ਵੱਡੇ ਬਣ ਜੀ ਪਹਿਲਾਂ ਹੀ ਬਣ ਜੀਏ ਨਾ ਕੀਤਾ ਕੁੱਖ ਨਾ ਨਾ ਕੋਈ ਗੱਲ ਨਾ ਬਾਤ ਐਵੇਂ ਹੀ ਬਣ ਜੀਏ ਮਹਾਪੁਰਸ਼ ਸਾਨੂੰ ਨਹੀਂ ਲੋੜ ਸਿੱਧਾ ਤੇ ਕਲੀਅਰ ਇਸ ਗੱਲ ਤੇ ਮੈਂ ਮੇਰਾ ਸਟੈਂਡ ਬਿਲਕੁਲ ਕਲੀਅਰ ਹੈ ਜਿਹੜਾ ਨਹੀਂ ਮੰਨਣਾ ਚਾਹੁੰਦਾ ਨਾ ਮੰਨੇ ਪਰ ਮੈਂ ਰਣਜੀਤ ਸਿੰਘ ਹਾਂ ਕੱਲਾ ਭਾਈ ਰਣਜੀਤ ਸਿੰਘ ਲਿਖਣਾ ਲਿਖੋ ਨਹੀਂ ਤੇ ਭਾਈ ਵੀ ਨਾ ਲਿਖੋ ਕੋਈ ਫਰਕ ਨਹੀਂ ਮੈਨੂੰ ਪੈਂਦਾ ਪਰ ਮੈਂ ਕਿਸੇ ਦੇ ਦਬਾਅ ਹੇਠ ਆ ਕੇ ਵੀ ਬਾਬਾ ਪੁਣਾ ਛੱਡਤਾ ਬਾਬਾ ਲਖਾਣਾ ਛੱਡਤਾ ਛੱਡਤਾ ਆਪਣੀ ਮਰਜ਼ੀ ਨਾਲ ਛੱਡਿਆ ਗੁਰੂ ਸਾਹਿਬ ਤੋਂ ਅਕਲ ਲੈ ਕੇ ਕਿਸੇ ਦੇ ਦਬਾਅ ਹੇਠ ਨਹੀਂ ਛੱਡਿਆ ਨਾ ਕੋਈ ਮੈਨੂੰ ਮਨਾ ਸਕਦਾ ਅਸੀਂ ਮੰਨਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਦਾ ਗਿਆਨ ਸਾਰਿਆਂ ਲਈ ਇੱਕੋ ਜਿਹਾ ਹੈ ਇਹ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਂਦੇ ਆ ਲੋਕਾਂ ਨੇ ਨਹੀਂ ਬਦਲਣਾ ਅਸੀਂ ਵੀ ਬਦਲਣਾ ਹੈ ਅਸੀਂ ਵੀ ਬਦਲਣਾ ਹੈ ਸਮਝ ਆ ਸਮਝ ਆ ਜਾਣੀ ਚਾਹੀਦੀ ਹੈ ਇਹ ਗੱਲ ਪਕੜੋ ਕਿਰਪਾ ਕਰਕੇ ਸਮਝੋ ਭਾਈ ਸਮਝੋ ਕਿਰਪਾ ਕਰਕੇ ਇਹ ਗੁਰੂ ਸਾਹਿਬ ਦਾ ਸੱਚਾ ਗਿਆਨ ਸਾਡੀ ਜ਼ਿੰਦਗੀ ਬਦਲਦਾ ਹੈ ਸਾਡੇ ਤੇ ਕਿਰਪਾ ਕਰਦਾ ਹੈ ਸਾਰੇ ਭੈਣ ਭਰਾ ਬਣੋ ਤੇ ਗਿਆਨ ਲੈਣਾ ਸ਼ੁਰੂ ਕਰੋ ਸ਼ੁਰੂ ਕਰੋ ਕਿਰਪਾ ਕਰਕੇ ਪੜ੍ਹਨਾ ਸ਼ੁਰੂ ਕਰੋ ਇੱਥੇ ਨਾ ਬੇਨਤੀ ਪਹਿਲਾਂ ਹੀ ਕਰਦੇ ਆ ਜਰਾ ਵਿੱਚ ਦੀ ਇੱਥੇ ਬਾਹਰ ਸਾਡੇ ਵੀਰ ਆਏ ਹੋਏ ਐ ਉਹਨਾਂ ਕੋਲ ਸਹਿਜ ਪਾਠ ਵਾਲੀਆਂ ਪੋਥੀਆਂ ਨੇ ਪੈਸਾ ਕੋਈ ਨਹੀਂ ਲੈਂਦੇ ਤੁਹਾਨੂੰ ਦੋ ਭਾਗ ਦੇ ਦੇਣਗੇ ਜੇ ਸਹਿਜ ਪਾਠ ਕਰੋਗੇ ਪੜੋਗੇ ਜੇ ਕਰੋਗੇ ਜੇ ਨਾ ਭੁੱਲਿਓ ਇਹ ਨਹੀਂ ਵੀ ਚੱਕ ਕੇ ਪੋਥੀਆਂ ਲੈ ਜਾਓ ਚਾਹ ਨਾਲ ਘਰ ਚਲ ਜਾ ਕੇ ਮੁੜ ਕੇ ਵੇਖੂ ਹੀ ਨਾ ਲਿਖਿਆ ਕੀ ਹੈ ਜੇ ਤੁਸੀਂ ਕਰੋਗੇ ਅਰਥਾਂ ਸਮੇਤ ਦੋ ਪੋਥੀਆਂ ਲੈ ਜਾਓ ਦੋ ਤੁਹਾਡੇ ਘਰ ਪਹੁੰਚਣਗੀਆਂ ਕੋਈ ਪੈਸਾ ਆਪਣਾ ਆਈ ਕਾਰਡ ਐਡਰੈਸ ਆਪਣਾ ਦਿਓ ਵੀ ਆ ਮੇਰਾ ਨਾਮ ਹੈ ਆ ਮੇਰਾ ਆਈ ਕਾਰਡ ਹੈ ਕੋਈ ਮੇਰੀ ਭੈਣ ਸਹਿਜ ਪਾਠ ਕਰਨਾ ਚਾਹੁੰਦੀ ਹੈ ਦੋ ਭਾਗ ਹੁਣ ਲੈ ਜੇ ਦੋ ਘਰ ਪਹੁੰਚ ਜਾਣਗੇ ਟੈਲੀਫੋਨ ਕਰਕੇ ਪੁੱਛਣਗੇ ਵੀ ਪਾਠ ਚੱਲਦਾ ਭਾਈ ਤੁਹਾਡਾ ਸਹਿਜ ਪਾਠ ਕਰਦੇ ਹੋ ਗੁਰੂ ਨਾਲ ਜੁੜੇ ਹੋ ਭਾਈ ਗੁਰਬਾਣੀ ਪੜਨ ਲੱਗ ਗਏ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਵਾਹ ਤੁਹਾਡੇ ਘਰ ਚੱਲਦਾ ਹੈ ਖੁਦ ਬਾਣੀ ਪੜਨ ਲੱਗੇ ਹੋ ਤੁਸੀਂ ਕਹੋਗੇ ਹਾਂਜੀ ਪੜ੍ਹਦੇ ਆ ਫਿਰ ਰੱਖੋ ਫਿਰ ਦੂਜਾ ਸਹਿਜ ਪਾਠ ਕਰ ਲਓ ਫਿਰ ਤੀਜਾ ਚੌਥਾ ਪੰਜਵਾਂ ਸਾਰੀ ਜ਼ਿੰਦਗੀ ਪਾਠ ਚੱਲਦੇ ਰਹਿਣ ਪੋਥੀਆਂ ਤੇਰੇ ਘਰ ਰਹਿਣ ਤੇ ਬਾਹਰ ਸਟਾਲ ਲੱਗਿਆ ਹੋਇਆ ਉੱਥੇ ਬਾਹਰਲੇ ਪਾਸੇ ਨੇ ਮੇਰੇ ਵੀਰ ਆਏ ਹੋਏ ਆ ਉਹਨਾਂ ਤੋਂ ਤੁਸੀਂ ਨਾ ਆਪਣਾ ਫਾਰਮ ਭਰ ਦਿਓ ਫਾਰਮ ਭਰ ਕੇ ਪੋਥੀਆਂ ਲੈ ਜਾਓ ਕੋਈ ਪੈਸਾ ਨਹੀਂ ਜੀ ਪੜੋ ਬਸ ਕਰ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਨਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਜੇ ਤੁਹਾਨੂੰ ਚੇਤਾ ਹੋਵੇ ਵੀ ਕੁੜਾਣੀ ਵਿੱਚ ਅਸੀਂ ਬਾਹਰੋਂ ਕੀ ਸੁਣਾਤਾ ਇਹ ਉਹੀ ਸੁਣਾਉਂਦੇ ਆ ਜੋ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਤੁਹਾਡੇ ਪਿੰਡ 'ਚ ਗੁਰਦੁਆਰਾ ਹੈ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਹੈ ਪਰ ਬਦਕਿਸਮਤੀ ਇਹ ਹੈ ਵੀ ਸਾਨੂੰ ਪੜ੍ਹ ਕੇ ਨਹੀਂ ਕਿਸੇ ਨੇ ਸੁਣਾਇਆ ਆਪ ਪੜ੍ਹ ਲਓ ਫਿਰ ਹੁਣ ਜੇ ਸਾਨੂੰ ਕਿਸੇ ਨੇ ਨਹੀਂ ਸੁਣਾਇਆ ਇਹਦਾ ਮਤਲਬ ਸਾਰਿਆਂ ਨੂੰ ਦੋਸ਼ੀ ਨਾ ਮੰਨੀਏ ਆਪ ਕਿਉਂ ਨਹੀਂ ਪੜ੍ਹਦੇ ਆਪ ਵੇਖ ਲਈਏ ਪੜ ਕੇ ਹੁਣ ਬੈਠਾ ਐ ਸੋਏ ਮੈਨੂੰ ਕਿਸੇ ਨੇ ਅਖਬਾਰ ਹੀ ਨਹੀਂ ਸੁਣਾਈ ਅੱਜ ਮੈਨੂੰ ਤੇ ਅਖਬਾਰ ਹੀ ਨਹੀਂ ਸੁਣਾਈ ਤੇ ਤੂੰ ਆਪ ਪੜ ਲੈ ਫਿਰ ਐਦਾਂ ਬਾਹਰ ਬਹਿ ਜਾ ਕਰ ਮੂੰਹ ਸੁਜਾ ਕੇ ਹਾਏ ਮੈਨੂੰ ਤੇ ਕਿਸੇ ਨੇ ਦੱਸਿਆ ਹੀ ਨਹੀਂ ਵੀ ਟੀਵੀ 'ਚ ਖਬਰ ਕੀ ਆਈ ਐ ਐਦਾਂ ਬੈਠਾ ਰ ਬਾਹਰ ਮੂੰਹ ਸੁਜਾ ਕੇ ਵੀ ਤੂੰ ਆਪ ਪੜ ਲੈ ਜਾਂ ਆਪ ਵੇਖ ਲੈ ਵੀ ਕੀ ਚੱਲਦਾ ਜੇ ਤੇ ਜੇ ਆਪ ਕਿਉਂ ਨਹੀਂ ਵੇਖਦਾ ਫਿਰ ਤੂੰ ਜੇ ਤੈਨੂੰ ਸ਼ੌਂਕ ਐ ਤੂੰ ਖਬਰ ਜਾਣਨਾ ਚਾਹੁੰਦਾ ਐ ਤੇ ਪੜ ਲੈ ਫਿਰ ਆਪ ਜੇ ਆਪਾਂ ਚਾਹੁੰਦੇ ਆ ਵੀ ਸਾਡਾ ਬ੍ਰੇਨ ਵਾਸ਼ ਹੋਵੇ ਮਾੜਾ ਮੋਟਾ ਆ ਮੈਲ ਜੀ ਨਿਕਲੇ ਤੇ ਪੜੋ ਫਿਰ ਆਪ ਪੜੋ ਕੀ ਲਿਖਿਆ ਸਾਰੇ ਮੇਰੇ ਵੀਰ ਭਰਾ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਵੇਖਿਓ ਜੀ ਸਹਿਜ ਪਾਠ ਬੀਬੀਓ ਭੈਣੋ ਆਪ ਕਰਿਆ ਕਰੋ ਅਰਥਾਂ ਸਮੇਤ ਸਹਿਜ ਪਾਠ ਕਰਿਆ ਕਰੋ ਸਾਲ ਬਾਅਦ ਭੋਗ ਪਾ ਦਿਆ ਕਰੋ ਫਿਰ ਆਰੰਭ ਕਰ ਲਿਆ ਕਰੋ ਸਾਲ ਬਾਅਦ ਭੋਗ ਪਾ ਦਿਆ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਮਾਂ ਕਰੇ ਅਗਲੇ ਸਾਲ ਭੋਗ ਪਾਓ ਫਿਰ ਆਰੰਭ ਕਰ ਲਿਆ ਕਰੋ ਉਥੇ ਤੁਹਾਨੂੰ ਦੱਸਣਗੇ ਉਹਦੇ ਤੇ ਲਿਖਿਆ ਸਾਰਾ ਕੁਝ ਪੜ੍ਹ ਲਿਓ ਉਹਦੇ ਵੀ ਕਿਵੇਂ ਆਰੰਭ ਕਿਵੇਂ ਕਰਨਾ ਹੈ ਭੋਗ ਕਿਵੇਂ ਪਾਉਣਾ ਉਹਦੇ ਤੇ ਲਿਖਿਆ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਉਹ ਜਾਂਦੇ ਹੋਏ ਮਾੜਾ ਜਿਹਾ ਕਿਰਪਾ ਕਰਕੇ ਪੋਥੀਆਂ ਲੈ ਜਿਓ ਤੇ ਜਿਹੜੇ ਜਿਨ੍ਹਾਂ ਨੂੰ ਪੋਥੀਆਂ ਨਹੀਂ ਮਿਲਣਗੀਆਂ ਐਡਰੈਸ ਲਿਖਾਓ ਤੁਹਾਡੇ ਘਰ ਪਹੁੰਚਣਗੀਆਂ ਪਰ ਪੜਿਓ ਕਿਰਪਾ ਕਰਕੇ ਹਾਂਜੀ ਹੁਣ ਆਪਾਂ ਸ਼ਬਦ ਪੜ੍ਹੀਏ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ RAM ਨਾਮ ਚਿਤਾਰੇ ਪਰਮਾਤਮਾ ਨੂੰ ਚੇਤੇ ਕਰ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ ਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਵਸਣ ਤਾਂ ਪਰਮਾਤਮਾ ਚੇਤੇ ਆਏਗਾ ਗੁਰੂ ਦੇ ਸ਼ਬਦ ਸਾਡੇ ਦਿਮਾਗ ਚ ਆਉਣਗੇ ਤਾਂ ਸਾਨੂੰ ਪਰਮਾਤਮਾ ਚੇਤੇ ਆਏਗਾ ਹਾਂਜੀ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਪਾਟ ਮੁਕਤ ਗੁਰ ਕੀਨਾ ਲਓ ਜੀ ਕਾਮ ਕ੍ਰੋਧ ਲੋਭ ਮੋਹ ਇਹ ਮਨ ਨੂੰ ਲੱਗੇ ਹੋਏ ਨੇ ਮਨ ਇਹਨਾਂ ਵਿੱਚ ਲੀਨ ਸੀ ਪਰ ਗੁਰੂ ਨੇ ਕਿਰਪਾ ਕਰਕੇ ਸਾਰੇ ਹੀ ਬੰਧਨ ਕੱਟ ਦਿੱਤੇ ਮਨ ਕਾਮ ਵਿੱਚ ਜਾਂਦਾ ਸੀ ਕ੍ਰੋਧ ਵਿੱਚ ਜਾਂਦਾ ਸੀ ਮੋਹ ਵਿੱਚ ਫਸਿਆ ਪਿਆ ਸੀ ਗੁਰੂ ਜੀ ਨੇ ਗਿਆਨ ਦੇ ਕੇ ਸਾਰੇ ਹੀ ਬੰਧਨ ਕੱਟਦੇ ਕੱਟਦੇ ਜੀਵਨ ਬੰਧਨ ਕੱਟਦੇ ਹਾਂਜੀ ਦੁੱਖ ਸੁੱਖ ਕਰ ਤੁ ਜਨਮ ਫੋਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਕਹਿੰਦੇ ਕਦੇ ਦੁੱਖ ਕਦੇ ਸੁੱਖ ਐਦਾਂ ਹੀ ਜ਼ਿੰਦਗੀ ਚੱਲੀ ਜਾਂਦੀ ਸੀ ਹਰ ਵੇਲੇ ਪਰੇਸ਼ਾਨ ਰਹਿੰਦੇ ਸੀ ਗੁਰੂ ਨੇ ਬਸ ਅਕਲ ਦੇ ਕੇ ਐਸਾ ਆਸ਼ਰਮ ਐਸਾ ਟਿਕਾਣਾ ਦਿੱਤਾ ਨਾ ਹੁਣ ਹੁਣ ਮਨ ਇੱਕ ਥਾਂ ਤੇ ਟਿਕ ਗਿਆ ਹੁਣ ਦੁੱਖ ਸੁੱਖ ਉੱਤੋਂ ਹੀ ਲੰਘ ਜਾਂਦੇ ਐ ਬਸ ਆਨੰਦ ਚ ਰਹੀਦਾ ਹਾਂਜੀ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਹਾ ਪਕਰ ਸਤ ਗੁਰ ਨਿਸਪਾਰਾ ਤ੍ਰਿਸ਼ਨਾ ਦੀ ਅੱਗ ਵਿੱਚ ਈਰਖਾ ਦੀ ਅੱਗ ਵਿੱਚ ਚਿੰਤਾ ਦੀ ਅੱਗ ਵਿੱਚ ਡੁੱਬ ਰਿਹਾ ਸੀ ਸੰਸਾਰ ਡੁੱਬ ਰਹੇ ਸੀ ਅਸੀਂ ਪਰ ਸਤਿਗੁਰੂ ਨੇ ਬਾਹ ਫੜ ਕੇ ਕੱਢ ਲਿਆ ਜਦੋਂ ਪੜਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਗੁਰੂ ਜੀ ਨੇ ਬਾਹ ਫੜ ਕੇ ਨਰਕ ਦੇ ਵਿੱਚੋਂ ਕੱਢ ਲਿਆ ਅਕਲ ਆ ਗਈ ਸਮਝ ਆ ਗਈ ਸਾਰੀ ਸੰਗਤ ਨੂੰ ਬੇਨਤੀ ਹੈ ਗੁਰੂ ਜੀ ਜਾਂਦੇ ਨੇ ਜੀ ਆਪਾਂ ਚੱਲਦੇ ਆ ਗੁਰੂ ਜੀ ਜਾਂਦੇ ਨੇ ਆਪਾਂ ਚੱਲਦੇ ਆ ਐਦਾਂ ਨਾ ਐਦਾਂ ਪੜ ਲਓ ਐਦਾਂ ਪਰਸੋਂ ਪੜਿਆ ਸੀ ਬੋਲਿਓ ਜੀ ਸਾਰੇ ਐਸਾ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੈ ਐਸਾ ਸਤਿਗੁਰ ਜੇ ਮਿਲੈ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੈ ਸਤਿਗੁਰ ਜੇ ਮਿਲੈ ਸਭਨੋਂ ਸੇਨ ਸੌਂਪੀ ਐ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸ ਤੋਂ ਸਿਰ ਸੌਂਪੀ ਐ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਬੋਲੋ ਬੋਲੋ ਤਿਸਨੋ ਸਿਰ ਸੌਂਪੀਐ ਆਪ ਜਾਵਾਏ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਐਸਾ ਸਤਗੁਰ ਜੇ ਮਿਲੇ ਸਤਗੁਰ ਜੇ ਮਿਲੇ ਤਿਸ ਨੂੰ ਸੇਵ ਸੌਂਪੀਏ ਵਿੱਚੋਂ ਆਪ ਜਾਏ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸੇਵ ਸੌਂਪੀ ਵਿੱਚੋਂ ਆਪ ਜਾਏ ਐਸਾ ਸਤਗੁਰ ਗੱਜ ਕੇ ਬਈ ਵਿੱਚੋਂ ਆਪ ਜਾ ਭੈਣਾ ਬੋਲੋ ਹੁਣ ਐਸਾ ਸਤਗੁਰ ਜੇ ਮਿਲੇ ਇਸ ਨੂੰ ਸਿਰ ਸੌਂਪੀਏ ਵਿੱਚ ਆਪ ਜਾਏ ਫਿਰ ਕਹੋ ਆਪ ਜਾਏ ਵਿੱਚੋਂ ਆਪ ਜਾਏ ਬੋਲੋ ਆਪ ਜਾਏ ਗੱਜ ਕੇ ਗੱਜ ਕੇ ਬਈ ਐਡੀਆਂ ਛੋਟੀਆਂ ਆਵਾਜ਼ਾਂ ਨਹੀਂ ਤੁਹਾਡੀਆਂ ਮੈਨੂੰ ਸੁਣਦੀਆਂ ਨਹੀਂ ਆਪ ਜਾਏ ਵਿੱਚੋਂ ਆਪ ਜਾਏ ਬੋਲੋ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਪੜੋ ਪੜੋ ਵਿੱਚੋਂ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਇਸ ਨੋਕ ਸੇਜ ਸੌਂਤੀ ਵਿੱਚੋਂ ਆਪ ਜਾਏ ਸਤਗੁਰ ਜੇ ਮਿਲੇ ਐਸਾ ਸਤਗੁਰ ਜੇ ਮਿਲੇ ਇਸ ਨੋਕ ਸੇਜ ਸੌਂਪੀਏ ਵਿੱਚੋਂ ਆਪ ਜਾਏ ਜੇ ਮਿਲੇ ਇਸ ਨੂੰ ਸਿਰ ਸੌਂਦੀ ਐਸਾ ਸਤਿਗੁਰੂ ਮਿਲੇ ਸਿਰ ਸੌਂਪ ਦਿਓ ਭਾਈ ਸਿਰ ਸੌਂਪ ਦਿਓ ਬਾਣੀ ਨਾਲ ਜੁੜੋ ਜੀ ਹੁਣ ਇੱਥੇ ਤੇ ਪ੍ਰਚਾਰ ਬਹੁਤ ਇਹ ਕਰਦੇ ਆ ਮੈਂ ਕੱਲ ਵੀ ਗਿਆ ਸੀ ਬਹੁਤ ਰੌਲਾ ਪਾਉਂਦੇ ਆ ਅੱਜ ਕੱਲ ਦੇ ਪ੍ਰਚਾਰਕ ਸ਼ੰਕੇ ਖੜੇ ਕਰ ਰਹੇ ਆ ਅੱਜ ਕੱਲ ਦੇ ਪ੍ਰਚਾਰਕ ਨਿੰਦਿਆ ਕਰਦੇ ਆ ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੁੰਦੀ ਜੋ ਕਹਿਣਾ ਬਾਣੀ ਦੇ ਆਧਾਰ ਤੇ ਕਹਿਣਾ ਭਾਈ ਇਸ ਕਰਕੇ ਦੱਸਿਓ ਕਹਿੰਦੇ ਬਾਣੀ ਨਾਲੋਂ ਤੋੜੀ ਜਾਂਦੇ ਐ ਸਾਨੂੰ ਸ਼ਰਧਾ ਤੋੜਦੀ ਸ਼ਰਧਾ ਤੋੜਦੀ ਬਿਲਕੁਲ ਸੱਚ ਐ ਸੱਪਾਂ ਤੋਂ ਸ਼ਰਧਾ ਤੋੜਦੀ ਕਬਰਾਂ ਤੋਂ ਸ਼ਰਧਾ ਦੇਹਾਂ ਤੋਂ ਸ਼ਰਧਾ ਪਖੰਡੀ ਬਾਬਿਆਂ ਤੋਂ ਸ਼ਰਧਾ ਪਰ ਬਾਣੀ ਤੇ ਬਣੀ ਐ ਗੁਰੂ ਗ੍ਰੰਥ ਸਾਹਿਬ ਤੇ ਬਣੀ ਹੈ ਸ਼ਰਧਾ ਤੋੜਦੇ ਨਹੀਂ ਜੋ ਸ੍ਰੀ ਅਕਾਲ ਬਾਣੀ ਦਾ ਚਾਨਣ ਫੈਲ ਰਿਹਾ ਬਾਣੀ ਦਾ ਸ਼ਰਧਾ ਟੁੱਟਦੀ ਨਹੀਂ ਜੀ ਸ਼ਰਧਾ ਬਣਦੀ ਹੈ ਇਦਾਂ ਬਾਣੀ ਨਾਲ ਆਪ ਜੁੜਦੇ ਆਂ ਸੀ ਆਪ ਬਾਣੀ ਪੜੋ ਭਾਈ ਇਸ ਕਰਕੇ ਰੌਲਾ ਬਹੁਤ ਪਾਉਂਦੇ ਵੀ ਸ਼ਰਧਾ ਤੋੜਤੀ ਸਾਡੀ ਸ਼ਰਧਾ ਟੁੱਟ ਗਈ ਐਦਾਂ ਨਹੀਂ ਜੀ ਐਦਾਂ ਸ਼ਰਧਾ ਬਣਦੀ ਹੈ ਹਾਂ ਝੂਠੀਆਂ ਗੱਪ ਕਹਾਣੀਆਂ ਤੋਂ ਜ਼ਰੂਰ ਸ਼ਰਧਾ ਟੁੱਟਦੀ ਹੈ ਤੇ ਟੁੱਟ ਜਾਣੀ ਚਾਹੀਦੀ ਹੈ ਗਲਤ ਗੱਲ ਤੇ ਬੰਦਾ ਨਾ ਜੀ ਪਾਣੀ 'ਚ ਮਧਾਣੀ ਪਾ ਕੇ ਬੈਠਾ ਸੀ ਉਸ ਬੰਦੇ ਦੇ ਕੰਨ 'ਚ ਫੂਕ ਮਾਰੋ ਓਏ ਕਮਲਿਆ ਇੱਕ ਦਿਨ ਮਧਾਣੀ ਵੀ ਟੁੱਟ ਜੂ ਇੱਕ ਦਿਨ ਤੇਰੀ ਚਾਟੀ ਵੀ ਟੁੱਟ ਜੂ ਪਾਣੀ ਚੋਂ ਮੱਖਣ ਨਹੀਂ ਨਿਕਲਣਾ ਮਧਾਣੀ ਤੇਰੀ ਬਹੁਤ ਵਧੀਆ ਸ਼ਰਧਾ ਤੇ ਕੋਈ ਸ਼ੱਕ ਨਹੀਂ ਪਰ ਦੁੱਧ ਚ ਪਾ ਲਾਇਆ ਆਖੋ ਸਤਨਾਮ ਵੀਰੋ ਭਾਈਓ ਤੁਹਾਡੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਬਣਾਓ ਗੁਰੂ ਗ੍ਰੰਥ ਸਾਹਿਬ ਤੇ ਤੁਹਾਡੀ ਸ਼ਰਧਾ ਤੇ ਕੋਈ ਸ਼ੱਕ ਨਹੀਂ ਪਰ ਕਬਰਾਂ ਮੜੀਆਂ ਦੇ ਉੱਤੇ ਜਗਾ ਜਗਾ ਦੀਵੇ ਜਗਾਣੇ ਛੱਡ ਕੇ ਦੇਹਾਂ ਤੇ ਸ਼ਰਧਾ ਬਣਾਈ ਫਿਰਦਾ ਗੁਰੂ ਗ੍ਰੰਥ ਸਾਹਿਬ ਤੇ ਗਿਆਨ ਤੇ ਅਕਲ ਲੈ ਸ਼ਰਧਾ ਬਣਾ ਫੇਰ ਗੱਲ ਬਣੇਗੀ ਸਾਰੀ ਸੰਗਤ ਦਾ ਇਥੋਂ ਦੇ ਸਾਰੇ ਪ੍ਰਬੰਧਕਾਂ ਦਾ ਨਗਰ ਨਿਵਾਸੀ ਕੁਢਾਣੀ ਕਲਾਂ ਦੀ ਸੰਗਤ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਉਪਰਾਲਾ ਕੀਤਾ ਬਾਕੀ ਇੰਟਰਨੈਟ ਤੇ ਸਾਰੇ ਦੀਵਾਨ ਲਾਈਵ ਟੈਲੀਕਾਸਟ ਹੁੰਦੇ ਐ ਨੈਟ ਦੇ ਉੱਤੇ ਭਾਈ ਸਾਹਿਬ ਟੀਵੀ ਤੇ ਪਰਮੇਸ਼ਰ ਟੀਵੀ ਪੇਜ ਜਿਹੜਾ ਬਣਿਆ ਫੇਸਬੁੱਕ ਵਗੈਰਾ ਜਿਹੜੇ ਚਲਾਉਂਦੇ ਐ ਪਰਮੇਸ਼ਰ ਟੀਵੀ ਪਰਮੇਸ਼ਰ ਦੁਆਰ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਮਿਸ਼ਨ ਇਹਦੇ ਨਾਂ ਤੇ ਜਿਹੜਾ ਬਣਿਆ ਉਹਦੇ ਭਾਈ ਜਰੂਰ ਤੁਸੀਂ ਉਹਦੇ ਤੋਂ ਜਿੱਥੇ ਵੀ ਕਿਤੇ ਦੀਵਾਨ ਲੱਗਦਾ ਭਾਵੇਂ ਅਮਰੀਕਾ ਲੱਗੇ ਇੱਥੇ ਲਾਈਵ ਹੁੰਦਾ ਹੈ ਅਮਰੀਕਾ ਦੇ ਟਾਈਮ ਨਾਲ ਸਵੇਰੇ ਸਵੇਰੇ ਇੱਥੇ ਦੀਵਾਨ ਚੱਲਦਾ ਹੁੰਦਾ ਉਹ ਫਿਰ ਚੱਲਦਾ ਰਹਿੰਦਾ ਕੁਛ ਨਾ ਕੁਛ ਪਤਾ ਲੱਗਦਾ ਰਹਿੰਦਾ ਸੋ ਜਰੂਰ ਕਿਰਪਾ ਕਰਕੇ ਲਾਭ ਲਿਆ ਕਰੋ ਜਿੱਥੇ ਵੀ ਦੁਨੀਆ 'ਚ ਹੋਈਏ ਪ੍ਰੋਗਰਾਮ ਹੋਣ ਆਨੰਦ ਲਈਏ ਬਾਕੀ ਆਪਣੇ ਭਾਈ ਹੁਣ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਜਿਹੜੀ ਸੰਗਤ ਜਾਂਦੀ ਹੈ ਮੰਥਲੀ ਐਦਕੀ ਦੀਵਾਨ ਸ਼ਨੀਵਾਰ ਦਾ ਦੋ ਦਿਨ ਰਹਿ ਗਏ ਕੱਲ ਦਾ ਤੇ ਪਰਸੋਂ ਦਾ ਉਸ ਤੋਂ ਅਗਲੇ ਦਿਨ ਸ਼ਨੀਵਾਰ ਹੈ ਰਾਤ ਦਾ ਦੀਵਾਨ ਪਰਮੇਸ਼ਰ ਦਵਾਰ ਪਟਿਆਲੇ ਲੱਗਣਾ ਭਾਈ ਜਿਨ੍ਹਾਂ ਕੋ ਟਾਈਮ ਹੋਵੇ ਉਹ ਰਾਤ ਦਾ ਦੀਵਾਨ ਹੈ ਇਹ ਕਿ ਦਿਨ ਦਾ ਨਹੀਂ ਤੇ ਵਿਸਾਖੀ ਦਾ ਪ੍ਰੋਗਰਾਮ ਇਲਾਕੇ ਵਾਲੇ ਜਿਹੜੇ ਜਾਂਦੇ ਆ ਚੇਤਾ ਰੱਖਿਓ ਆਪਾਂ 14 ਮਾਰਚ ਦਾ 14 ਅਪ੍ਰੈਲ ਦਾ ਪ੍ਰੋਗਰਾਮ ਕਰਨਾ ਹੈ ਵਿਸਾਖੀ ਦਾ ਜਿਨ੍ਹਾਂ ਜਿਨ੍ਹਾਂ ਦਾ ਮਨ ਹੋਵੇ ਵਿਸਾਖੀ ਸਮਾਗਮ ਵੇਖਣ ਵਾਲਾ ਹੁੰਦਾ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਤੇ 14 ਮਾਰਚ 14 ਅਪ੍ਰੈਲ ਵਿਸਾਖੀ 13 ਦੀ ਮਨਾਈ ਜਾ ਰਹੀ ਹੈ ਮੇਰਾ ਖਿਆਲ ਪਰ ਆਪਾਂ 14 ਦਾ ਕਰਾਂਗੇ ਕਿਉਂਕਿ ਦਮਦਮਾ ਸਾਹਿਬ ਵੀ ਸੰਗਤ ਜਾਂਦੀ ਆਨੰਦਪੁਰ ਸਾਹਿਬ ਵੀ ਜਾਂਦੇ ਵੀ ਉਦੋਂ ਇੱਕ ਦਿਨ ਅਗਲੇ ਦਿਨ ਤਾਂ ਕੋਈ ਸੰਗਤ ਆ ਸਕਦੀ 14 ਅਪ੍ਰੈਲ ਨੂੰ ਜੋ ਕਿ ਪ੍ਰੋਗਰਾਮ ਜਿਹੜਾ ਹੈ ਉਹ ਹੋਏਗਾ ਜੋ ਕਿ ਪਰਮੇਸ਼ਰ ਦਵਾਰ ਵਿਸਾਖੀ ਦਾ ਅਪ੍ਰੈਲ ਦਾ ਕੀ 4 ਮਾਰਚ ਦਾ ਦੀਵਾਨ ਹੈ ਹਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਪਰ ਅਪ੍ਰੈਲ ਵਿੱਚ ਵਿਸਾਖੀ ਦਾ ਹੋਏਗਾ ਬਾਕੀ ਮਲੌਦ ਦੀਵਾਨ ਆ ਗਏ ਨੇੜੇ ਆਪਣੇ ਪੂਰਾ 1 ਮਹੀਨਾ ਰਹਿ ਗਿਆ 27 28 29 ਮਾਰਚ 27 28 29 ਮਾਰਚ 1 ਮਹੀਨੇ ਬਾਅਦ ਸ਼ਹਿਰ ਮਲੌਦ ਅਨਾਜ ਮੰਡੀ ਦੇ ਵਿੱਚ ਟਾਈਮ ਇਹੀ ਹੋਏਗਾ ਰਾਤ ਦਾ ਦੀਵਾਨ ਜਿਹੜਾ ਹੈ 7:30 ਵਜੇ ਲਾਸਟ ਦੀਵਾਨ 7:30 ਤੋਂ 10 ਤੇ ਪਹਿਲੇ ਜਿਹੜੇ ਦੋ ਦੀਵਾਨ ਹੈ 8 ਵਜੇ ਤੋਂ 10 ਤੱਕ ਪਰ ਜਿਹੜਾ ਲਾਸਟ ਦੀਵਾਨ ਹੈ 7:30 ਚੇਤਾ ਰੱਖਿਓ ਇਹ ਟਾਈਮ ਨਾ ਭੁੱਲਿਓ ਇਹ ਪੱਕਾ ਨੋਟ ਕਰ ਲਓ ਹੁਣ ਇਹ ਦੀਵਾਨ ਦਾ ਟਾਈਮ ਇਹੀ ਰਹੇਗਾ ਅਨਾਜ ਮੰਡੀ ਸ਼ਹਿਰ ਸਮਰਾਲਾ ਸਮਰਾਲੇ ਵਿੱਚ ਵੀ ਭਾਈ ਅਨਾਜ ਮੰਡੀ ਵਿੱਚ ਪ੍ਰੋਗਰਾਮ ਹੋਣਾ ਹੈ 6 7 8 ਅਪ੍ਰੈਲ ਆ ਸਾਰੀ ਪਾਇਲ ਇਲਾਕੇ ਤੋਂ ਸੰਗਤ ਆਈ ਜਿਹੜੀ ਇੱਧਰ ਨੂੰ ਜਿਹੜੇ ਸਮਰਾਲੇ ਵੱਲੋਂ ਆਏ ਐ ਉਹ ਚੇਤਾ ਰੱਖਿਓ ਭਾਈ ਵੀ 6 7 8 ਅਪ੍ਰੈਲ ਦੇ ਤਿੰਨ ਦੀਵਾਨ 6 7 8 ਅਪ੍ਰੈਲ ਵਿਸਾਖੀ ਤੋਂ ਪਹਿਲਾਂ ਨੇ ਇਹ ਤਿੰਨ ਦੀਵਾਨ ਸ਼ਹਿਰ ਸਮਰਾਲੇ ਵਿੱਚ ਹਨ ਉੱਥੇ ਪਹੁੰਚ ਕੇ ਵੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਤੇ ਆਪਣੇ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਜੋ ਕਿ ਮੇਰੇ ਤੇ ਜਦੋਂ ਹਮਲਾ ਹੋਇਆ ਸੀ ਉਹਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਉਹਨਾਂ ਦੀ ਜਿਹੜੀ ਬਰਸੀ ਕਹਿ ਲੋ ਆਪਾਂ ਯਾਦ ਸਲਾਨਾ ਯਾਦ ਯਾਦ ਕਹਿ ਲੋ ਵੀ ਉਹਨਾਂ ਨੂੰ ਯਾਦ ਕਰਦੇ ਆ 17 ਮਈ ਨੂੰ ਇਹ ਅਟੈਕ ਹੋਇਆ ਸੀ ਤੇ 17 ਮਈ ਦਾ ਹੀ ਜਿਹੜਾ ਪ੍ਰੋਗਰਾਮ ਹੈ ਖਾਸੀ ਕਲਾਂ ਪਿੰਡ ਉਹਨਾਂ ਨਾਲ ਅਜੇ ਵੈਸੇ ਮੇਰੀ ਮੀਟਿੰਗ ਹੋਣੀ ਹੈ ਉੱਥੋਂ ਦੀ ਪ੍ਰਬੰਧਕਾਂ ਨਾਲ ਖਾਸੀ ਕਲਾਂ ਵਿੱਚ ਉੱਥੇ ਸਮਾਗਮ ਹੋਏਗਾ ਭਾਈ ਭਪਿੰਦਰ ਸਿੰਘ ਦੀ ਯਾਦ ਵਿੱਚ ਉਸੇ ਦਿਨ 17 ਮਈ ਨੂੰ ਰਾਤ ਦਾ ਪ੍ਰੋਗਰਾਮ ਇਸੇ ਤਰ੍ਹਾਂ ਹੋਏਗਾ ਜਿਨ੍ਹਾਂ ਕੋਲ ਟਾਈਮ ਹੋਵੇ ਉਹਦੇ ਵਿੱਚ ਵੀ ਦਰਸ਼ਨ ਬਖਸ਼ਣੇ ਉਹਨਾਂ ਦੇ ਬੱਚੇ ਵੀ ਅੱਜ ਇੱਥੇ ਆਏ ਹੋਏ ਆ ਉਹਨਾਂ ਦੇ ਘਰੋਂ ਵੀ ਬੀਬੀ ਜੀ ਆਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਭਾਈ ਭਪਿੰਦਰ ਸਿੰਘ ਜੀ ਇਸ ਇਲਾਕੇ 'ਚ ਜਦੋਂ ਵੀ ਕਦੇ ਮੈਂ ਆਉਂਦਾ ਸੀ ਕਿਉਂਕਿ ਮੇਰੇ ਨਾਲ ਪ੍ਰਚਾਰਕ ਸੀ ਸਾਥੀ ਸੀ ਸਾਡੇ ਤੇ ਬਹੁਤ ਮੇਰਾ ਉਹਨਾਂ ਨੇ ਸਾਥ ਦਿੱਤਾ ਸੋ ਸਾਥ ਹੀ ਨਹੀਂ ਦਿੱਤਾ ਜਿੱਦਣ ਉਹ ਉਸ ਦਿਨ ਵੀ ਉਹਨਾਂ ਨੇ ਭਲੇਖਾ ਪੈ ਗਿਆ ਉਹਨਾਂ ਨੂੰ ਦਸਤਾਰ ਮੇਰੇ ਵਰਗੀ ਬੰਨਦੇ ਸੀ ਉਹ ਮੇਰੇ ਵਰਗੀ ਸੇਮ ਦਸਤਾਰ ਸੀ ਤੇ ਹਨੇਰੇ ਦਾ ਭਲੇਖਾ ਪੈ ਗਿਆ ਵੀ ਲੱਗਦਾ ਇਹ ਸੀ ਵੀ ਮੈਂ ਬੈਠਾ ਉਹਨਾਂ ਨੂੰ ਇਦਾਂ ਲੱਗਿਆ ਹਨੇਰੇ ਵਿੱਚ ਭਲੇਖੇ ਦੇ ਨਾਲ ਉਹ ਗੋਲੀ ਜਿਹੜੀ ਮੈਂ ਪਿਛਲੀ ਸੀਟ ਤੇ ਬੈਂਦਾ ਸੀ 2-3 ਮਹੀਨੇ ਪਹਿਲਾਂ ਬਹਿਣ ਲੱਗ ਗਿਆ ਸੀ ਉਸ ਦਿਨ ਵੀ ਪਿਛਲੀ ਸੀਟ ਤੇ ਬੈਠ ਉਹਨਾਂ ਨੂੰ ਭਲੇਖਾ ਇਹ ਲੱਗ ਗਿਆ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਚਲੋ ਉਹਨਾਂ ਦਾ ਸਮਾਂ ਖੇਸ ਖੇਡ ਕੀ ਬਣੀ ਜਾਂ ਜਿੰਨਾ ਚਿਰ ਪਰ ਉਸ ਦਿਨ ਤੋਂ ਬਾਅਦ ਮੈਂ ਇੱਕ ਗੱਲ ਦਿਮਾਗ ਵਿੱਚ ਪੱਕੀ ਬਣ ਲਈ ਸੀ ਵੀ ਉਹ ਹਮਲੇ ਤੋਂ ਬਾਅਦ ਮੇਰਾ ਜਿਹੜਾ ਮੌਤ ਦਾ ਡਰ ਸੀ ਉਹ ਚੁੱਕਿਆ ਗਿਆ ਮੇਰੇ ਮਨ ਨੂੰ ਪੱਕੀ ਬਹਿ ਗਈ ਗੱਲ ਵੀ ਹੁਣ ਮਨਾ ਜਿੰਨਾ ਚਿਰ ਜਿਉਂਏਗਾ ਤੈਨੂੰ ਮਹਾਰਾਜ ਨੇ ਸਪੈਸ਼ਲੀ ਟਾਈਮ ਦਿੱਤਾ ਕਿਉਂਕਿ ਤੇਰਾ ਸਮਾਂ ਤੇ ਪੂਰਾ ਹੈ ਪਰ ਆ ਜਿਹੜਾ ਤੈਨੂੰ ਮੌਕਾ ਹੀ ਦਿੱਤਾ ਹੈ ਹੁਣ ਸਾਲ ਜਿਉਂ 10 ਸਾਲ ਜਿਉਂ ਜਿੰਨਾ ਚਿਰ ਸਾਹ ਚੱਲਦੇ ਨੇ ਸੱਚ ਬੋਲੀ ਚੱਲੀ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਸਤਿ ਸ੍ਰੀ ਅਕਾਲ ਹੁਣ ਨਹੀਂ ਪਰਵਾਹ ਮੰਨਣੀ ਪਹਿਲਾਂ ਡਰ ਜਿਆ ਹੁੰਦਾ ਸੀ ਉਹ ਡਰ ਦੁਰ ਜਿਆ ਸਾਰਾ ਹੀ ਚੁੱਕਿਆ ਗਿਆ ਬਸ ਤੁਸੀਂ ਪਿਛਲੇ ਸਾਲ ਵੇਖਿਆ ਕਦੇ ਮੇਰੇ ਨਾਲ ਕੋਈ ਰਾਈਫਲ ਵਾਲਾ ਕਦੇ ਵੇਖਿਆ ਬੰਦਾ ਤੁਸੀਂ ਕਦੇ ਮੈਂ ਆਇਆ ਹੀ ਆ ਇੱਥੇ ਦੁਕਾਨ ਲਾਉਣ ਕੱਲੀ ਗੱਡੀ ਦੇ ਉੱਤੇ ਇੱਥੇ ਗੇੜੇ ਦਿੰਦੇ ਫਿਰਦੇ ਕੱਲੀ ਗੱਡੀ ਤੇ ਰਾਣਾ ਸਾਹਿਬ ਇੱਧਰ ਸਾਰੇ ਆਉਣਾ ਜਦੋਂ ਵੀ ਕਦੇ ਪਰ ਹੁਣ ਆ ਸਮਾਂ ਹੀ ਇਦਾਂ ਦਾ ਬਣ ਗਿਆ ਮੈਂ ਤੇ ਫਿਰ ਵੀ ਢਿੱਲ ਕਰ ਜਾਂਦਾ ਵੀ ਨਾ ਭਾਈ ਆ ਕੁਛ ਨਾ ਪਰ ਫਿਰ ਵੀ ਚਲੋ ਨਾਲ ਵਾਲਿਆਂ ਨੂੰ ਹੁੰਦਾ ਵੀ ਜੀ ਮਾੜਾ ਮੋਟਾ ਤੇ ਚਾਹੀਦਾ ਸਿਕਿਉਰਿਟੀ ਸਾਨੂੰ ਰੱਖਣੀ ਪੈਂਦੀ ਹੈ ਧੱਕਾ ਕਈ ਵਾਰੀ ਹੋ ਜਾਂਦਾ ਹੈ ਬਾਕੀ ਜੇ ਕਿਸੇ ਦਾ ਮਿਲਣ ਦਾ ਮਨ ਹੁੰਦਾ ਨਾ ਕਈ ਡਾਊਟ ਹੁੰਦੇ ਨੇ ਮਨ ਵਿੱਚ ਇੱਥੇ ਰਸ਼ ਵਿੱਚ ਤੇ ਵੇਖੋ ਕਾਲੀ ਕਾਲੀ ਨਿਕਲ ਜਾਈਦਾ ਹੈ ਕੋਈ ਵੀ ਮੇਰਾ ਵੀਰ ਇਦਾਂ ਸੋਚਦਾ ਹੈ ਵੀ ਮੈਂ ਗਲਤ ਗੱਲ ਕਰਦਾ ਜਾਂ ਉਹਦੇ ਮਨ ਵਿੱਚ ਕੋਈ ਡਾਊਟ ਹੋਵੇ ਉਹ ਪਰਮੇਸ਼ਰ ਦਵਾਰ ਗੁਰਦੁਆਰੇ ਮੈਂ ਰੋਜ਼ ਹੀ ਰਹਿਣਾ ਪਾਈ ਉੱਥੇ ਐਤਵਾਰ ਨੂੰ ਆ ਜੋ ਲਿਖ ਕੇ ਲੈ ਆਈ ਜੋ ਜੇ ਤੇਰੇ ਮਨ ਵਿੱਚ ਕੁਝ ਹੋਵੇ ਉਹ ਜਾਂ ਫਿਰ ਜੇ ਲਿਖ ਕੇ ਮੈਨੂੰ ਦੀਵਾਨ ਵਿੱਚ ਵੀ ਦਿਓਗੇ ਸਟੇਜ ਤੇ ਵੀ ਬੋਲ ਦਿਆਂਗਾ ਸਟੇਜ ਤੇ ਵੀ ਕਲੀਅਰ ਕਰ ਦੂੰ ਜੇ ਗੱਲ ਮੇਰੇ ਦਿਮਾਗ 'ਚ ਆ ਗਈ ਜਾਂ ਫਿਰ ਪਰਸਨਲੀ ਜਿਹਦਾ ਮਨ ਕੋਈ ਡਾਊਟ ਹੋਵੇ ਕੋਈ ਸ਼ੰਕਾ ਹੈ ਬਹਿ ਕੇ ਗੱਲ ਕਰ ਲੈ ਕਿਰਪਾ ਕਰਕੇ ਵੇਖੋ ਉੱਥੇ ਹੀ ਰਹੀਦਾ ਕੋਈ ਦੂਰ ਨਹੀਂ ਇੱਕ ਘੰਟਾ ਲੱਗਦਾ ਪੂਰਾ ਘੰਟੇ 'ਚ ਹੀ ਪਹੁੰਚ ਜਾਈਦਾ ਕਿਰਪਾ ਕਰਕੇ ਜੇ ਕੋਈ ਇਦਾਂ ਹੋਵੇ ਤੇ ਕਰ ਲਓ ਗੱਲ ਜ਼ਰੂਰ ਕਿਰਪਾ ਕਰਕੇ ਸੋ ਸਾਰੀ ਸੰਗਤ ਦਾ ਧੰਨਵਾਦ ਬਹੁਤ ਭੁੱਲਾਂ ਗਲਤੀਆਂ ਕੀਤੀਆਂ ਹੋਣਗੀਆਂ ਬਾਣੀ ਤੋਂ ਬਾਹਰ ਜਿਹੜੀ ਗੱਲ ਕੀਤੀ ਹੈ ਉਹਦੀ ਮੈਂ ਜ਼ਰੂਰ ਹੱਥ ਜੋੜ ਕੇ ਮਾਫੀ ਮੰਗਦਾ ਬਾਣੀ ਤੋਂ ਬਾਹਰ ਜਿਹੜੀ ਗੱਲ ਕੀਤੀ ਹੈ ਗੱਪ ਕਹਾਣੀਆਂ ਬਹੁਤ ਚੱਲਦੀਆਂ ਨੇ ਉਹਨਾਂ ਤੋਂ ਅਸੀਂ ਉਲਟੀਆਂ ਉਹ ਨਹੀਂ ਕਈਆਂ ਦੇ ਫਿੱਟ ਆਉਣੀ ਗੱਲ ਉਹ ਨਹੀਂ ਪਰ ਗੁਰਬਾਣੀ ਤੋਂ ਜੇ ਕੋਈ ਉਲਟ ਗੱਲ ਮੈਂ ਕੀਤੀ ਹੈ ਉਹਦੀ ਮੈਂ ਮਾਫੀ ਚਾਹੁੰਦਾ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਾਰੀ ਕਮੇਟੀ ਦਾ ਮੈਨੇਜਮੈਂਟ ਦਾ ਧੰਨਵਾਦ ਐਨ ਆਰ ਆਈ ਵੀਰ ਕੁਛ ਆਏ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਾਲ ਰਲ ਕੇ ਉਪਰਾਲਾ ਕੀਤਾ ਹੈ ਸੋ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜੀ ਅਰਦਾਸ ਜੁੜੀਏ ਹੁਕਮਨਾਮੇ ਸੁਣੀਏ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਬਈ ਕਾਲ ਨਾ ਕਰਿਓ ਸਤਿਗੁਰ ਜੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਇੰਨਾ ਚਿਰ ਬਹਿ ਗਏ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ 5 ਕੁ ਮਿੰਟ ਬਹਿ ਜਾਓ ਆ ਗੱਲ ਨਾ ਭੁੱਲਿਓ ਖੋਪੜੀ ਕਿਹਦੇ ਅੱਗੇ ਕਰਨੀ ਹੈ ਸੋਚ ਲਿਓ ਹੁਣ ਪਿਉਂਦ ਕਿਹਦੇ ਤੋਂ ਕਰਾਉਣਾ ਹੈ ਗੁਰੂ ਸਾਹਿਬ ਦੀ ਬਾਣੀ ਪਿਉਂਦ ਕਰਦੀ ਹੈ ਜੀ ਸਾਨੂੰ ਗਾਉਣ ਵਾਲਿਆਂ ਤੋਂ ਪਿਉਂਦ ਨਹੀਂ ਹੋਣਾ ਬਸ ਪਿਉਂਦ ਹੋਈਏ ਵਿਚਾਰ ਗੁਰੂ ਸਾਹਿਬ ਦੇ ਨਾਦੀ ਪੁੱਤ ਗੁਰੂ ਦੇ ਬਣੀਏ ਚੇਤਾ ਰੱਖਿਓ ਪਰਸ ਮੋਬਾਈਲ ਸਾਹਮਣੇ ਕੇ ਰੱਖਿਓ ਵੀ ਰਸ਼ ਬਹੁਤ ਹੈ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਆ ਆਪਣੇ ਪਰਸ ਮੋਬਾਈਲ ਸਾਂਭ ਕੇ ਰੱਖਿਓ ਮੇਰੀਓ ਭੈਣੋ ਸਾਰੀਆਂ ਗਹਿਣੇ ਗਹਿਣੇ ਆਪਣੇ ਜੋ ਵੀ ਸੰਭਾਲ ਲਿਓ ਬੜੇ ਮਾੜੇ ਬੰਦੇ ਵਿੱਚ ਆਏ ਹੁੰਦੇ ਤੇ ਜਿਹੜੇ ਕੋਈ ਧੱਕੇ ਮਾਰਨ ਵਾਲੇ ਆ ਰਸ਼ ਵਿੱਚ ਤੋਂ ਮੱਥਾ ਟਿਕਣਾ ਹੈ ਜਾਂ ਜਾਣਾ ਹੈ ਜਿਹੜੇ ਕੋਈ ਵਿੱਚ ਸੁਣਦੇ ਹੋਣਗੇ ਉਹ ਵੀ ਤੇ ਸੁਣ ਹੀ ਰਹੇ ਨੇ ਵਿੱਚ ਹੀ ਬੈਠੇ ਹੋਣਗੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਫੱਟ ਫਸ ਗਿਆ ਨਾ ਮਿੱਤਰਾ ਖੜਕੈਂਤੀ ਬਹੁਤ ਹੋਊ ਤੇਰੀ ਧਿਆਨ ਰੱਖੀ ਬਈ ਆਓ ਪੜੀਏ ਆਨੰਦ ਸਾਹਿਬ ਹੁਣ ਫਿਰ ਮਿਲਾਂਗੇ ਵੀ ਉੱਥੇ ਸ਼ਨੀਵਾਰ ਦੇ ਦੀਵਾਨ ਤੇ ਦਰਸ਼ਨ ਦੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਪਾਇਆ ਸੈ ਤੇ ਕੀ ਮਨ ਵਧੀਆ ਬਾਤਾਂ ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਣ ਆਈ ਸਰਬੋ ਤਾਰਾ ਮੋਹਰੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਅਨੰਤ ਹੋਵਾ ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ ਤੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਰੰਗੀ ਅੰਗੀਕਾਰ ਕਰੇ ਤੇਰਾ ਕਰਨ ਸਭ ਸਵਾਰਨਾ ਅਬ ਲਗ ਲਾ ਮੁਰਤ ਸਭ ਸੋ ਕੇ ਮਨ ਹੋ ਸਾਰੇ ਸਹਿ ਨਾਨਕ ਮਨ ਮੇਰੇ ਸਭ ਕਰਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋਖਾ ਸਦਾ ਸਿਮਤ ਸਲਾਹੇ ਨਾਮ ਮਨ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਕੇ ਸ਼ਬਦ ਤੇਰੇ ਸਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਦੇ ਰਹਿ ਸੱਚ ਆ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਤ ਕੋ ਕਾ ਸਭ ਗਵਾਇਆ ਹਰ ਸਾਥ ਸੁਖ ਮਨ ਆਏ ਵਸਿਆ ਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵੇਖੋ ਸੁਸਨੀ ਆਏ ਵਡਿਆਇਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਮੇਰਾ ਆਧਾਰੋ ਬਾਟੇ ਪੰਜ ਸ਼ਬਦ ਕਰ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਰੂਪ ਦਵਾਸ ਕੀਤੇ ਤਾਰ ਸੰਤ ਤੁਮਾਰਿਆ ਪਰ ਕਰਮ ਪਾਇਆ ਤੁਰ ਜਨ ਕੋ ਸੇ ਨਾਮ ਹਰ ਕੇ ਸਾਕੇ ਹੋ ਕੋ ਨਾ ਕਾ ਤਸ ਤੂ ਆਦਿਤ ਕਰ ਅੰਧ ਵਾਜੇ ਸਤ ਸੁਣ ਵਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਲੋਰ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਰੇ ਸਸ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀ ਨੇ ਤੇ ਮੁਰ ਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਹੁਣ ਕਰਨ ਲਾਗੇ ਵਾਜੇ ਅਨਹਦ ਪੂਰੇ ਮਗਨ ਗੁਰੂ ਪਿਤਾ ਮਾਤਾ ਧਰਮ ਹੱਥ ਇਸ ਰਾਤ ਦਾਈ ਮਾਇਆ ਜਿੰਦਾ ਸਾਜਨ ਜਾਗੋ ਆਇਆ ਪਰਿਆਇਆ ਬਾਟੇ ਧਰਮ ਹੱਥ ਕਰਨੀ ਆਪੋ ਆਪਣੀ ਤੇਰੇ ਮੈਂ ਤੇ ਦੂਰ ਜਿਤੀ ਨਾਮ ਤੇ ਆਇਆ ਗਏ ਮਸਕਤ ਧਾਰ ਨਾਨਕ ਦੇ ਮੁਖ ਉਜਲੇ ਕੀਤੀ ਸੁਝੀ ਨਾਮ ਜਿਤੀ ਨਾਮ ਤੇ ਆਇਆ ਗਏ ਮਸਕਤ ਧਾਰ ਨਾਨਕ ਤੇ ਪੜੇ ਪੜੇ ਸੇਤੀ ਸੁਖੀ ਨਾਮ ਨਾਮ ਤੇ ਆਇਆ ਹੋਏ ਸਤਿ ਕਾਲ ਨਾਨਕ ਤੇ ਮੁਖੇ ਸੇਤੀ ਸੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ